ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋਂ ਕੰਮ ਆਖੋਂ ਕਰ ਪਰ ਅਜਿਤ ਇਸ ਵਿੱਚ ਧਰਤੀ ਥਾਪ ਰੱਖੀ ਸਾਧ ਧਰਤੀ ਥਾਪ ਰੱਖੀ ਸਾਧ ਆ ਜਿਹੜੀ ਧਰਤੀ ਹੈ ਜਿੱਥੇ ਅਸੀਂ ਜਨਮ ਲਿਆ ਹੋਇਆ ਸਾਰੇ ਜੀਵ ਜਿੰਨੇ ਵੀ ਜਨਮ ਲਏ ਨੇ ਇਹ ਧਰਮਸਾਲ ਸੀ ਧਰਮ ਦਾ ਮਤਲਬ ਹੈ ਕਿ ਗਿਆਨ ਦੀ ਪ੍ਰਾਪਤੀ ਕਰਨਾ ਹੈ ਹਰ ਜੂਨ ਦੇ ਵਿੱਚ ਗਿਆਨ ਦੀ ਪ੍ਰਾਪਤੀ ਕੀਤੀ ਹੁਣ ਇਹ ਧਰਮਖੰਡ ਬਣ ਗਿਆ ਧਰਮਸਾਲ ਹੈ ਧਰਮਖੰਡ ਜਿਹੜੇ ਲੋਕ ਕਹਿੰਦੇ ਨੇ ਕਿ ਖੰਡ ਪੰਜ ਦੇ ਨਾ ਇਹ ਪੰਜ ਨਹੀਂ ਹੁੰਦੇ ਗਿਆਨ ਦੇ ਖੰਡ ਜਾ ਰਹੇ ਹੁੰਦੇ ਨੇ ਚਾਰੇ ਪਦਾਰਥ ਨੇ ਚਾਰੇ ਪੈਰ ਨੇ ਧਰਮ ਦੇ ਉਹ ਇਸ ਗੱਲ ਨੂੰ ਭੁੱਲ ਗਏ ਕਿ ਪੰਜ ਤਾਂ ਮਾਇਆ ਦੇ ਤੱਤ ਹੁੰਦੇ ਨੇ ਪੰਜ ਖੰਡ ਨੇ ਹੁੰਦੇ ਔੜੀਆਂ ਚਾਰ ਨੇ ਗਿਆਨ ਦੀਆਂ ਦੋ ਨੇ ਸੰਤੋਖ ਤੱਕ ਇੱਕੋ ਹੀ ਸਮਝਾਉਂਦਾ ਸਟਾਰਟ ਤੋਂ ਆਖਰ ਤੱਕ ਇਹ ਗੱਲ ਗਿਆਨ ਲੈਣਾ ਸਟਾਰਟ ਕਰਨਾ ਐਂਡ ਕਿੱਥੇ ਜਾ ਕੇ ਹੋਣਾ ਮੁਕਤੀ ਤੇ ਮੁਕਤੀ ਕੀ ਤੋਂ ਹੈ ਬਕਾਰਾਂ ਤੋਂ ਮਾਇਆ ਦੀ ਭੁੱਖ ਤੋਂ ਔਗਣਾ ਤੋਂ ਮੁਕਤੀ ਕਾ ਤੋਂ ਔਗਣਾ ਬਿਨ ਗੁਣ ਕੀਤੇ ਭਗਤ ਨਾ ਹੋਵੇ ਗੁਣ ਕੀ ਹੋਣੇ ਨੇ ਸਵਾਲ ਨੇ ਜਿਹੜੇ ਬਿਨ ਗੁਣ ਕੀਤੇ ਭਗਤ ਹੋਏ ਕਿ ਕਬੀਰ ਦੇ ਕਿਸੇ ਸ਼ਲੋਕ ਚੋਂ ਇਹ ਗੱਲ ਲਿਖੀ ਹੋਈ ਹੈ ਗੁਰੂ ਨਾਨਕ ਨੇ ਪਹਿਲਾਂ ਕਹਿ ਤਕਬੀਰ ਨੇ ਸਭ ਕੁਝ ਬਹੁਤ ਥੋੜੀ ਬਹੁਤੀ ਗੱਲਾਂ ਨੇ ਜਿਹੜੀਆਂ ਗੁਰੂ ਨਾਨਕ ਨੇ ਆਪਣੇ ਕੋਲ ਹੋਰ ਐਡ ਕੀਤੀਆਂ ਨੇ ਕਈਆਂ ਨੇ ਬਰੀਕੀ ਕਹਿੰਦਾ ਗੁਰਲਾਤਾ ਤਾਂ ਬਜਾਣੀ ਉਹਨੇ ਗੁਰ ਨੂੰ ਗੁਰ ਕਹਿੰਦਾ ਗੁਣ ਗੁਰ ਕੋਈ ਹੁੰਦਾ ਗੁਰਬਾਣੀ ਵੀ ਕਹਿੰਦਾ ਨੂੰ ਗੁਰਬਾਣੀ ਵੀ ਕਹਿੰਦਾ ਗੁਣ ਗਾਏ ਗੁਰਲਾਗਾ ਤਬ ਜਾਣੀਏ ਮਿਟੇ ਮੋਹ ਤਨ ਤਾਪ ਹਿਰਦੇ ਦੀ ਚਿੰਤਾ ਅਰ ਉਹ ਵੜ ਜਵੇ ਤਾਂ ਦਾ ਮਤਲਬ ਹਿਰਦਾ ਹੁੰਦਾ ਸਰੀਰ ਅੰਦਰਲਾ ਤਨ ਬੇਟਾ ਮੋਹ ਤਨ ਤਾਪ ਹਰ ਸੋਗ ਦਾਜੇ ਨਹੀਂ ਤੋਹਰ ਆਪੇ ਆ ਪਰ ਫਿਰ ਉਹ ਹਰੇ ਹੁੰਦਾ ਹੋਰ ਕੁਝ ਨਹੀਂ ਰਹਿੰਦਾ ਇਹ ਸੀ ਸੀਗਾ ਗੁਣ ਜੇ ਭਗਤੀ ਗੁਣ ਕਰ ਜਵੇ ਤਾਂ ਆ ਪੋਜੀਸ਼ਨ ਹੋ ਜਾਂਦੀ ਹੈ ਫਿਰ ਆਪੇ ਆਪ ਰਹਿ ਜਾਂਦਾ ਆਪੇ ਆਪਣ ਆਪੇ ਆਪ ਨਿਰੰਜਨ ਹੋਏ ਨਿਰੰਜਨ ਮਾਇਆ ਤੋਂ ਰਹਿਤ ਹੋਏ ਫਿਰ ਮਾਇਆ ਮਾਇਆ ਤੋਂ ਰਹਿਤ ਹੋ ਕੇ ਆਪੇ ਆਪ ਰਹਿੰਦੇ ਵਿੱਚ ਤੇ ਹੋਰ ਕੱਖ ਨਹੀਂ ਰਹਿੰਦਾ ਖੋਟ ਕੋਈ ਨਹੀਂ ਰਹਿੰਦੀ ਆਪੇ ਆਪ ਦਾ ਮਤਲਬ ਖੋਟ ਨਹੀਂ ਰਹਿੰਦੀ ਸੋਨਾ ਹੀ ਸੋਨਾ ਰਹਿ ਜਾਂਦਾ ਖਾਲਸਾ ਬਣ ਜਾਂਦਾ ਖਾਲਸ ਆਪਣੇ ਆਪ ਤੋਂ ਬਿਨਾ ਹੋਰ ਕੋਈ ਚੀਜ਼ ਨਹੀਂ ਹੁੰਦੀ ਕੋਈ ਖੋਟ ਅੱਗੜ ਨਹੀਂ ਧਰਮਖੰਡ ਦੇ ਵਿੱਚ ਚਾਰੇ ਪਾਰਟ ਨੇ ਚਾਰ ਹਿੱਸੇ ਚਾਰ ਹਿੱਸਿਆਂ ਦੇ ਦੋ ਹਿੱਸੇ ਨੇ ਉਹ ਦੋ ਹਿੱਸੇ ਨੇ ਇੱਕ ਸੰਤੋਖ ਤੱਕ ਦਾ ਹਿੱਸਾ ਉਹ ਬਾਹਰੋਂ ਗਿਆਨ ਕਰਨਾ ਤੱਕ ਨੇ ਅੱਖਾਂ ਕੰਨਾਂ ਦਾ ਉੱਥੇ ਵਿਸ਼ਾ ਗਿਆਨ ਲੈ ਸਾਰੀਆਂ ਜੁਨੀਆਂ ਦੇ ਗਿਆਨ ਲੈ ਕਿਉਂਕਿ ਸਾਰੀਆਂ ਜੁਨੀਆਂ ਦੇ ਗਿਆਨ ਲੈ ਇਸ ਕਰਕੇ ਧਰਮਖੰਡ ਹੈ ਧਰਤੀ ਧਰਮਸਾਲ ਹੀ ਧਰਮਖੰਡ ਹੈ ਧਰਮਖੰਡ ਦਾ ਧਰਮ ਕੀ ਹੈ ਗਿਆਨ ਕੀ ਹੈ ਧਰਮ ਦਾ ਮਤਲਬ ਗਿਆਨ ਲਵਾਂਗੇ ਹੁਣ ਅਸੀਂ ਧਰਮ ਖੰਡ ਜਾਂ ਗਿਆਨ ਖੰਡ ਕੋਈ ਗੱਲ ਹੈ ਇਹੀ ਗਿਆਨ ਖੰਡ ਹੈ ਇਹੀ ਧਰਮ ਖੰਡ ਹੈ ਗਿਆਨ ਹੈ ਧਰਮ ਹੈ ਜਿੱਥੇ ਧਰਮ ਲੱਭ ਲਓ ਤੇ ਗਿਆਨ ਆ ਸਕਦਾ ਜਿੱਥੇ ਗਿਆਨ ਹੋ ਉਥੇ ਧਰਮ ਹੋ ਸਕਦਾ ਗੁਰਬਾਣੀ ਦੋਏ ਇੱਕੋ ਹੀ ਅਰਥ ਦਿੰਦੇ ਨੇ ਧਰਮ ਔਰ ਗਿਆਨ ਜੇ ਅਸੀਂ ਇਹ ਨਹੀਂ ਕਰਾਂਗੇ ਤਾਂ ਬਹੁਤ ਸਾਰੇ ਭੁਲੇਖੇ ਪੈ ਜਾਣਗੇ ਬਹੁਤ ਜਗ੍ਹਾ ਨਾ ਪੈਦਾ ਹੋਊਗੀ ਹੁਣ ਇੱਥੇ ਕਿ ਧਰਮ ਖੰਡ ਕਾ ਇਹੋ ਕਾਂ ਗਿਆਨ ਖੰਡ ਕਹਿੰਦੇ ਨਾਲ ਕਹਿੰਦੇ ਨਾਲ ਗਿਆਨ ਖੰਡ ਕਾ ਆਖੋ ਧਰਮ ਖੰਡ ਦੇ ਵਿੱਚ ਆ ਕੇ ਜਦੋਂ ਗਿਆਨ ਖੰਡ ਗਿਆਨ ਲੈਣਾ ਸ਼ੁਰੂ ਕਰਤਾ ਉੱਥੇ ਕੀ ਕੀ ਕਿਰਪਾ ਹੋਣੀ ਹੈ ਕਰਨਾ ਮਤਲਬ ਕਿਰਪਾ ਕੀ ਕੀ ਤਬਦੀਲੀ ਆਉਣੀ ਹੈ ਉਹ ਮੈਂ ਦੱਸਣ ਲੱਗਿਆ ਧਰਮ ਖੰਡ ਦਾ ਤਾਂ ਇਹ ਧਰਮ ਹੈ ਨਾ ਧਰਮ ਕੋਲ ਹੈ ਅਸੀਂ ਜੇ ਕੋਈ ਧਰਮ ਖੰਡ ਧਰਮ ਕਮਾਉ ਕਮਾਵੇ ਤਾਂ ਗਿਆਨ ਖੰਡੇ ਜਾਂ ਹੋਰ ਕੋਈ ਧਰਮ ਨਹੀਂ ਬਾਕੀ ਧਰਮ ਸਭ ਮਨਵਤੀਆਂ ਦੇ ਨੇ ਗਿਆਨ ਖੰਡ ਤੋਂ ਬਿਨਾ ਜੇ ਗਿਆਨ ਪ੍ਰਾਪਤੀ ਨਹੀਂ ਹੈ ਉਹ ਧਰਮ ਬੇਕਾਰ ਨੇ ਨਿਸਫਲ ਨੇ ਉਹ ਧਰਮ ਸਾਰੇ ਉਸ ਧਰਮ ਦਾ ਇਹਦੀ ਗੱਲ ਦੱਸ ਰਹੇ ਨੇ ਗੁਰੂ ਨਾਨਕ ਜੋ ਗਿਆਨ ਖੰਡ ਵਾਲਾ ਧਰਮ ਹੈ ਜੋ ਗਿਆਨ ਮਾਰਗ ਹੈ ਗੁਰੂ ਨਾਨਕ ਗੁਰਬਾਣੀ ਦਾ ਮਾਰਗ ਗਿਆਨ ਮਾਰਗ ਹੈ ਗੁਰ ਦਾ ਮਤਲਬ ਹੈ ਗਿਆਨ ਹੁੰਦਾ ਗੁਰ ਸ਼ਬਦ ਦਾ ਅਰਥ ਹੈ ਗਿਆਨ ਹੈ ਇਹ ਗਿਆਨ ਮਾਰਗ ਹੈ ਤਪ ਮਾਰਗ ਨਹੀਂ ਹੈ ਜਿਹੜੇ ਕਹਿੰਦੇ ਨੇ ਚਾਰ ਕਿਸਮ ਦੀ ਭਗਤੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਭਗਤੀ ਕੋਈ ਪ੍ਰਕਾਰ ਦੀ ਹੈ ਉਹ ਨਵੀਂ ਪ੍ਰਕਾਰ ਦੀ ਹੈ ਭਗਤੀ ਨਵੇਂ ਪ੍ਰਕਾਰਾਂ ਨੌ ਪ੍ਰਕਾਰ ਦੀ ਨਹੀਂ ਨਵੀਂ ਪ੍ਰਕਾਰ ਦੀ ਨਵੇਂ ਦਾ ਮਤਲਬ ਨਵੀਂ ਪ੍ਰਕਾਰ ਦੀ ਹੈ ਨੌ ਪ੍ਰਕਾਰ ਭਗਤੀ ਦਾ ਧਰਮ ਨਿਸਫਲ ਗਿਆ ਹੋਇਆ ਜਗ੍ਹਾ ਜਗ੍ਹਾ ਫੋਕਟ ਧਰਮ ਕਛੂ ਫੜਨਾ ਹੀ ਫਿਰ ਉਹ ਕਿਹੜੇ ਨੇ ਉਹਨਾਂ ਦੀ ਲਿਸਟ ਦੱਸੋ ਕਿਹੜੀ ਹੈ ਜਿਹੜੇ ਫੋਕਟ ਧਰਮ ਨੇ ਕਛੂ ਫੜ ਨਹੀਂ ਉਹਨਾਂ ਦੀ ਲਿਸਟ ਕੀ ਹੈ ਜਦੋਂ ਕਬੀਰ ਕਹਿੰਦਾ ਛੁੱਟਣ ਕੀ ਵਿਦ ਕੇਵਲ ਇੱਕ ਹੈ ਫਾਂਸਣ ਕੀ ਵਿਦ ਸਭ ਕੋ ਜਾਣੇ ਛੁੱਟਣ ਕੀ ਇੱਕ ਛੁੱਟਣ ਦੀ ਵਿਧੀਓ ਇੱਕ ਹੈ ਔਰ ਉਹਨੂੰ ਕੋਈ ਜਾਣਦਾ ਹੈ ਉਹ ਫਿਰ ਇੱਕ ਕਿਉਂ ਆਇਆ ਫਿਰ ਬਾਕੀ ਚਾਰ ਕਿਵੇਂ ਹੋ ਗਿਆ ਇਹਦੇ ਸਦਾਈ ਸਾਰੇ ਵਿਦਵਾਨ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਗੁਰਬਾਣੀ ਕੀ ਕੀ ਕਿੱਥੇ ਕੀ ਕੀ ਲਿਖਿਆ ਹੋਇਆ ਕੁਝ ਵੀ ਯਾਦ ਨਹੀਂ ਸਾਰੇ ਗੁਰਬਾਣੀ ਨੂੰ ਜਿੰਨਾ ਜਰ ਕੰਪਿਊਟਰ ਨੂੰ ਯਾਦ ਰੱਖ ਕੇ ਨਾ ਚੱਲੋਗੇ ਤੇ ਅਰਥ ਨਹੀਂ ਕਰ ਸਕਦੇ ਕਿਤੇ ਕੀ ਕਿਹਾ ਹੋਇਆ ਉਹ ਹਮੇਸ਼ਾ ਤੁਹਾਡੇ ਧਿਆਨ 'ਚ ਚਾਹੀਦਾ ਜੋ ਪਿੱਛੇ ਗੱਲ ਆ ਗਈ ਜਿੰਨਾ ਚਿਰ ਹਰ ਵਕਤ ਉਹ ਆਦਮੀ ਜਾਗਰੂਕ ਨਹੀਂ ਕਰ ਰਹੀ ਤੁਹਾਨੂੰ ਜਾਗਰਤ ਅਵਸਥਾ ਦਾ ਕੀ ਮਤਲਬ ਜੋ ਤੁਸੀਂ ਪੜਿਆ ਸਾਡੇ ਯਾਦ ਹੈ ਜੇ ਪੜਿਆ ਯਾਦ ਨਹੀਂ ਨਾ ਹੈ ਫਿਰ ਬਗਾਹ ਵਿੱਚ ਰਹਿ ਹੀ ਰਹਿ ਫਿਰ ਤਾਂ ਰਹਿ ਹੀ ਰਹਿ ਤੁਸੀਂ ਇੱਕ ਪੰਕਤੀ ਨੂੰ ਦੇਖ ਕੇ ਉਹਦਾ ਅਰਥ ਨਹੀਂ ਕਰ ਸਕਦੇ ਪੰਕਤੀ ਦੇ ਵਿੱਚ ਅਰਥ ਨਹੀਂ ਹੁੰਦਾ ਕਿਸੇ ਵੀ ਪੰਕਤੀ ਦਾ ਗੁਰਬਾਣੀ ਧਰਮ ਖੰਡ ਦਾ ਇਹੋ ਧਰਮ ਧਰਮ ਖੰਡ ਦਾ ਸਾਰਾ ਹੀ ਹੈ ਧਰਮ ਖੰਡ ਦੇ ਹੀ ਬਾੜ ਨੇ ਚਾਰ ਚਾਰ ਪਾੜ ਧਰਮ ਖੰਡ ਦੇ ਹੀ ਨੇ ਧਰਮ ਦੇ ਚਾਰ ਪੜ ਚਾਰ ਪੌੜੀਆਂ ਕਹਿ ਲੋ ਚਾਰ ਪੌੜੀਆਂ ਨੇ ਉਹ ਪੌੜੀਆਂ ਕਬੀਰ ਨੇ ਦੱਸੀਆਂ ਕਿ ਰੋੜਾ ਹੋ ਰੋ ਬਾੜ ਦਾ ਚਾਰ ਸ਼ਲੋਕ ਨੇ ਉਹ ਚਾਰੇ ਪੌੜੀਆਂ ਨੇ ਸਟਾਰਟ ਹੈ ਰੋੜਾ ਹੋ ਰੋ ਬਾੜ ਦਾ ਨਵਾਣਾ ਰੋੜੇ ਦੀ ਕੋਈ ਕੋਈ ਗੱਲ ਨਹੀਂ ਕੋਈ ਕਦਰ ਨਹੀਂ ਉਹ ਤੇਰੀ ਬਿਲਕੁਲ ਪੁੱਛਣਾ ਹੋਵੇ ਸੰਸਾਰ ਚ ਪ੍ਰਵਾਹ ਨਹੀਂ ਇਸ ਤਜਮਨ ਤਜ ਪਰ ਮਨ ਚ ਉਹ ਆਨ ਨਹੀਂ ਹੋਣਾ ਪੁੱਛ ਹੋਵੇ ਚਾਹੇ ਨਾ ਹੋਵੇ ਇਹ ਵੀ ਭਗਤੀ ਇਥੋਂ ਸਟਾਰਟ ਹੁੰਦੀ ਹੈ ਅਸਲ 'ਚ ਪਰ ਜੇ ਇੱਥੇ ਰੋੜਾ ਹੋ ਗਈ ਬਹਿ ਜਵੇਂ ਫਿਰ ਵੀ ਨਹੀਂ ਗੱਲ ਬਣਦੀ ਅੱਗੇ ਚੱਲ ਤੂੰ ਇਹ ਨਾ ਕਹੇ ਵੀ ਮੈਂ ਤਾਂ ਰੋੜਾ ਹੋ ਗਿਆ ਇਹ ਹੰਕਾਰੀ ਇੱਥੇ ਹੀ ਖੜਾ ਰਿਹਾ ਫਿਰ ਗੱਲ ਖਤਮ ਹੈ ਫਿਰ ਤੂੰ ਵੀ ਮੂਰਖ ਦਾ ਮੂਰਖ ਰਹਿ ਜਾਏਗਾ ਗਿਆਨਤਾ ਅੱਗੇ ਦੋ ਪਦ ਦੋ ਸਟੈਪ ਔਗਣ ਛੱਡਣ ਦੇ ਨੇ ਮੁਕਤੀ ਕਾ ਉਗਣ ਛੱਡਣੇ ਹੀ ਨੇ ਦਲਦਲ ਚੋਂ ਬਾਹਰੇ ਨਿਕਲਣਾ ਮਾਇਆ ਤਿਆਗਣੀ ਹੋਵੇ ਬਿਖ ਤਿਆਗਣੀ ਹੈ ਨਸ਼ਾ ਤਿਆਗਣਾ ਹੀ ਹੈ ਮਹਾਰਾਜ ਦੋ ਸਟੈਪ ਤਾਂ ਇਹ ਜਿੱਥੇ ਤੱਕ ਗੁਰਬਾਣੀ ਸਾਨੂੰ ਉਪਦੇਸ਼ ਕਰਦੀ ਹੈ ਕੰਨਾਂ ਤੇ ਸੁਣਨ ਵਾਲੀ ਅੱਖਾਂ ਤੇ ਦੇਖਣ ਵਾਲੀ ਜਿਹੜੀ ਵਸਤੂ ਉਹ ਔਕੜ ਛੱਡਣੇ ਛੱਡਣੇ ਨੇ ਔਰ ਲਾਇਕ ਆ ਕਰੇ ਅਸੀਂ ਲਾਏ ਵੀ ਅਸੀਂ ਅੱਖਾਂ ਕੰਨਾਂ ਤੋਂ ਬਾਅਦ ਨੇ ਜਨਮ ਲੈ ਕੇ ਲਾਏ ਨੇ ਔਕਣ ਇਹ ਪਹਿਲਾਂ ਤਾਂ ਛੱਡਣੇ ਨੇ ਜਦ ਇਹ ਛੱਡਤੇ ਉਸ ਪੋਜੀਸ਼ਨ 'ਚ ਆ ਗਿਆ ਸੀ ਜਿਹੜੀ ਗਰਭ 'ਚੋਂ ਪੈਦਾ ਹੋਣ ਵਾਲੇ ਸੀ ਬਾਲ ਬੁੱਧ ਔਕਣ ਛੱਡ ਕੇ ਬਾਲ ਬੁੱਧ ਵਿੱਚ ਪ੍ਰਵੇਸ਼ ਕਰਦੇ ਆ ਧੰਨੇ ਪਾਓ ਬਾਲ ਬੁੱਧ ਬਾਲ ਬੁੱਧ ਹੋਇਆ ਨਹੀਂ ਜੰਮਣ ਵੇਲੇ ਬੁੱਧ ਹੁੰਦੀ ਉਹ ਕੋਈ ਬੈਰੀ ਵਗਾਨਾ ਨਹੀਂ ਹੁੰਦਾ ਉਹ ਕੋਈ ਆਪਣਾ ਪਰਾਇਆ ਨਹੀਂ ਹੁੰਦਾ ਬੋਲੋ ਬਾਲ ਬੁੱਧ ਨਹੀਂ ਹੈਗੀ ਬਾਲ ਬੁੱਧ ਵੀ ਅਰਥ ਹੋਰ ਕਰੀ ਫਿਰਦੇ ਨੇ ਜਿਹੇ ਜਿਹੇ ਉਹਨਾਂ ਦੇ ਬੋਧਾ ਹਜ਼ਾਰ ਨੇ ਬਾਲ ਬੁੱਧ ਬਾਲ ਕੰਦੀ ਬੁੱਧ ਜਨਮ ਪਹਿਲੇ ਨਹੀਂ ਬੁੱਧ ਕੋਈ ਕੋਈ ਪਤਾ ਨਹੀਂ ਆਪਣਾ ਜਾਤ ਦਾ ਨਹੀਂ ਪਤਾ ਗੋਤ ਦਾ ਨਹੀਂ ਪਤਾ ਨਾ ਜਾਏ ਪੜਦਾ ਦਾ ਹੋਵੇ ਕੋਈ ਚੱਕਲੋ ਕਹਿੰਦਾ ਮੈਨੂੰ ਭਿੜਦਾ ਕੋਈ ਫਰਕ ਨਹੀਂ ਉਹਦਾ ਬਾਦ ਸਭ ਇੱਕੋ ਨੇ ਦੋ ਦੋ ਸਟੈਪ ਤਾਂ ਦੋ ਪੌੜੀਆਂ ਤਾਂ ਧਰਮ ਦੇ ਵਿੱਚ ਆ ਕੇ ਗਿਆਨ ਦੀਆਂ ਸਿਰਫ ਸਾਨੂੰ ਔਗਣ ਛਡਾਉਂਦੀਆਂ ਹੀ ਨੇ ਕੱਪੜੇ ਦੀ ਮੈਲੇ ਕੱਢਦੀਆਂ ਨੇ ਮਨ ਦੀ ਜਿਹੜੀ ਮੈਲ ਭਰ ਗਈ ਨਾ ਉਹ ਮੈਲੇ ਕੱਢਦੀਆਂ ਨੇ ਬਾਕੀ ਦੋ ਪੌੜੀਆਂ ਕੀ ਕਰਦੀਆਂ ਨੇ ਜਿਹੜਾ ਕੁਝ ਅਸੀਂ ਕਰਨਾ ਆਏ ਤੇ ਨਾ ਫਿਰ ਉਹ ਸਟਾਰਟ ਉਹ ਤਾਂ ਬਾਅਦ ਸਟਾਰਟ ਹੋਣਾ ਜੋ ਔਕੜ ਛੱਡਣਾ ਕੋਈ ਭਗਤੀ ਨਹੀਂ ਹੈ ਨਾਲ ਲੱਗੀ ਨਾਲ ਧੋਲੀ ਜੇ ਮੈਂ ਧੋਣ ਨੂੰ ਭਗਤੀ ਮੰਨ ਲਿਆ ਫਿਰ ਹੋਂ ਵਿੱਚ ਭਰਿਆ ਹੋਂ ਵਿੱਚ ਹੈ ਜਿਹੜਾ ਆਦਮੀਆਂ ਨੇ ਮੈਲ ਛੱਡਣ ਨੂੰ ਭਗਤੀ ਮੰਨ ਲਿਆ ਨਾ ਔਕੜ ਛੱਡਣ ਨੂੰ ਹੋ ਵਿੱਚ ਮੈਲ ਭਰੀ ਗਈ ਤੇ ਹੰਕਾਰ ਦੇ ਧੋ ਰਹੇ ਨੇ ਹੰਕਾਰ ਗਏ ਨਹੀਂ ਉਹਨਾਂ ਨੂੰ ਉਗਣ ਹੀ ਛੱਡਦੇ ਔਗਣ ਕਦੇ ਛੁੱਟ ਗਿਆ ਹੋਂ ਵਿੱਚ ਭਰੀ ਹੈ ਹੋਂ ਵਿੱਚ ਤੋਂ ਤੋਂ ਵੀ ਅਕਾਰ ਜੇ ਰਹੇ ਨੇ ਉਹ ਤੋਂ ਗਾਹਾਂ ਅਜੋ ਰੋੜਾ ਪਿਆ ਤਾਂ ਕਿਆ ਪਿਆ ਪੰਛੀ ਕੋ ਦੁੱਖ ਦੇ ਤੂੰ ਪੰਛੀਆਂ ਨੂੰ ਇੱਥੇ ਰੋਕ ਲੇਗਾ ਇੱਥੇ ਰੋਕੇ ਪੰਛੀ ਦੁੱਖ ਚ ਨੇ ਮਾਇਆ 'ਚ ਰਹਿ ਜਾਣਗੇ ਜੇ ਰਾਹ ਦੇ ਵਿੱਚ ਜਗਿਆਸੂ ਤੇਰਾ ਹੀ ਚੇਲਾ ਬਣ ਕੇ ਰਹਿ ਗਿਆ ਨਾ ਜੀਵਨ ਗਿਆ ਉਹਦਾ ਤੇਰਾ ਤਾਂ ਗਿਆ ਹੀ ਗਿਆ ਉਹਦਾ ਵੀ ਗਿਆ ਆਹੀ ਕੁਝ ਹੋ ਰਿਹਾ ਜਿੱਦਾਂ ਕੋਈ ਸੰਤ ਹੈ ਉਸ ਤੋਂ ਕਹਾ ਨਹੀਂ ਜਾਣ ਦਿੰਦਾ ਇਹ ਬਹੁਤ ਡੂੰਗੀ ਗੱਲ ਸੀ ਜਿਹੜੀ ਕਬੀਰ ਨੇ ਕਹੀ ਹੈ ਜਿੰਨਾ ਗਿਆਨ ਹੈ ਕਹਿੰਦਾ ਮੈਂ ਹੀ ਹਾਂ ਜੋ ਕੁਝ ਆ ਮੇਰਾ ਚੇਲਾ ਬਣ ਜੋ ਆਪ ਕਹਾ ਨਹੀਂ ਜਾਣਾ ਚਾਹੁੰਦਾ ਪੰਥੀ ਕੋ ਦੁੱਖ ਦੇ ਹਰ ਜਨ ਐਸਾ ਚਾਹੀਏ ਜੋ ਧਰਨੀ ਵਿਖੇ ਮਿੱਟੀ ਬਣ ਜਵੇ ਵਜੂਦ ਮਿਲ ਜਵੇ ਤੇ ਖੇ ਵੀ ਕੁਝ ਨਹੀਂ ਹੈ ਉਹ ਵੀ ਘਟਦੀ ਖੇ ਪਿਆ ਤੋਂ ਕਿਆ ਪਿਆ ਖੇ ਅੱਖਾਂ 'ਚ ਪਾਦੀ ਕਿਸੇ ਦੀ ਚੰਗੀ ਹੈ ਉੱਡ ਕੇ ਮੂੰਹ ਦੇ ਨੱਕ ਦੇ ਸਰੀਰ ਤੇ ਕੱਪੜਿਆਂ ਤੇ ਪੈ ਜਵੇ ਉਹਨੂੰ ਧੋ ਰਹੇ ਹਾਂ ਚੰਗੀ ਹੈ ਅਜੋ ਖੇੜ ਆਊਗਾ ਜੇ ਬੋਲੂਗਾ ਗਿਆਨ ਦਊਗਾ ਹਾਲੇ ਉਹਦੇ ਅੰਦਰ ਖੇ ਹੈ ਜੋ ਜਿਹੜੇ ਇਸ ਅਗਲੀ ਅਵਸਥਾ 'ਚ ਵੀ ਗਿਆਨ ਦੇਣਗੇ ਨਾ ਉਹ ਵੀ ਖੇੜ ਆਉਣਗੇ ਅਸੰਤ ਸਾਰੇ ਖੇੜ ਆਉਂਦੇ ਨੇ ਇਹਨੂੰ ਧੂੜ ਕਹਿੰਦੇ ਨੇ ਖੇ ਨੂੰ ਕਹਿੰਦੇ ਰਾਤੀ ਖੇ ਆਪਾਂ ਕਹਿੰਦੇ ਨੇ ਇਹ ਖੇੜ ਆਉਂਦੇ ਨੇ ਸਾਰੇ ਉੱਥੇ ਹੀ ਸਾਰਾ ਗੁਰਮਤਿ ਜਿਹੜੇ ਪ੍ਰਚਾਰ ਕਰਦੇ ਨੇ ਉਹਨਾਂ ਨੇ ਖੇੜ ਆਈ ਹੈ ਖੇੜ ਆਈ ਹੈ ਮਾਇਆ ਨੇ ਜੋੜੇ ਨੇ ਇੱਥੇ ਟੱਕ ਵੀ ਖੇਡ ਤੁਸੀਂ ਜੋੜ ਲਾਗੇ ਅੰਗ ਫੇਰ ਭਈ ਤੋਂ ਕਿਆ ਪਿਆ ਜੇ ਬੋਲੋਗੇ ਖੇਡ ਆਓਗੇ ਅੱਖਾਂ 'ਚ ਪਾ ਦੋਗੇ ਘਟਾ ਅਗਲੇ ਦੇ ਮਲੀਨੇ ਕਰੋਗੇ ਉਹਨੂੰ ਕੁਝ ਨਹੀਂ ਕਰ ਸਕਦੇ ਤੁਸੀਂ ਇੱਥੇ ਸਾਰੇ ਲੋਕਾਂ ਦੀ ਬੁੱਧ ਮਲੀਨ ਹੋਈ ਪਈ ਹੈ ਵੀ ਗੁਰਦੁਆਰੇ ਪਤਾ ਨਹੀਂ ਕੀ ਮਿਲਦਾ ਗੁਰਬਾਣੀ ਕੀ ਕਹਿੰਦੀ ਹੈ ਕੀ ਗੰਨ ਖੇੜਾਈ ਹੋਈ ਹੈ ਨਾ ਲੋਕਾਂ ਨੇ ਖੇਦਾ ਅਸਰ ਹੈ ਜਿਹੜੀ ਖੇ ਉੱਡ ਕੇ ਪਈ ਹੋਈ ਹੈ ਨਾ ਦੇਖਾਂ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ ਪਾਣੀ ਸਰਬੰਗ ਕੀ ਹੁੰਦਾ ਪਾਣੀ ਨੂੰ ਗੜਵੀ ਚੁਕਾ ਦੋ ਗੜਵੀ ਵਰਗਾ ਬਾਟੀ ਚੁਕਾ ਦੋ ਥਾਲੀ ਚੁਕਾ ਦੋ ਥਾਲੀ ਵਰਗਾ ਉਹ ਹੀ ਵਰਫ ਜੰਮ ਜਾਂਦੀ ਹੈ ਹਰ ਕਿਸੇ ਨਾਲ ਸੰਗਤ ਕਰਦਾ ਉਹ ਜਿਹਾ ਹੀ ਬਣ ਜਾਂਦਾ ਉਹ ਵੀ ਮਾੜਾ ਜਿਹੜੇ ਸਾਹ ਤੇ ਜਾ ਵੜਿਆ ਉਸੇ ਦਾ ਜੇਲਾ ਬਣ ਗਿਆ ਇਹ ਤਾਂ ਪਾਗਲ ਹੈ ਉਹ ਵੀ ਕੱਟਿਆ ਤਾਂ ਤਾਂ ਸਦਾਈ ਆ ਉਹਦਾ ਗਿਆਨ ਨਹੀਂ ਹੈ ਸਰਬੰਗ ਵੀ ਹੋਣਾ ਚਾਹੀਦਾ ਜਿਹਦੇ ਨਾਲ ਕਰਾਂ ਗੱਲਾਂ ਉਹਦੇ ਨਾਲ ਉੱਠ ਜਾਂਦਾ ਲੋ ਗੱਲ ਹੋ ਗਈ ਉਹਦਾ ਸਦਾਈ ਆ ਫਿਰ ਪਰ ਖੇਰ ਉਹਦਾ ਹੋ ਜਾਂਦਾ ਨਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਦਾ ਜੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿੰਦਾ ਵੀ ਫਰਾਨਾ ਹੈ ਕਹਿੰਦਾ ਢਿਮਕਾ ਹੈ ਕਹਿੰਦਾ ਉਹ ਹੈ ਕਹਿੰਦਾ ਇੰਨਾ ਤਾਂ ਉਹਨੂੰ ਗਿਆਨ ਹੋ ਜਾਂਦਾ ਨਾ ਦੂਏ ਨੂੰ ਖੇ ਵਾਲੇ ਨੂੰ ਖੇ ਦੇ ਖਿਲਾਫ ਜਿਹੜਾ ਬੋਲਦਾ ਉਹ ਵੀ ਉਹਨੂੰ ਪਤਾ ਹੁੰਦਾ ਖੇ ਵਾਸਤੇ ਫਿਰ ਪਾਣੀ ਚਾਹੀਦਾ ਧੋਣ ਵਾਸਤੇ ਸਾਰੇ ਫਿਰ ਧੋਂਦੇ ਨੇ ਖੇ ਖੇ ਤੋਂ ਪਾਣੀ ਚੰਗਾ ਪਰ ਪਾਣੀ ਵੀ ਨਹੀਂ ਚੰਗਾ ਹੈ ਪਾਣੀ ਵੀ ਮਾਇਆ ਹੈ ਜਿੱਥੇ ਤੱਕ ਪਾਣੀ ਹੈ ਸਰੀਰ ਹੈ ਉਹ ਸਰੀਰ ਨਾਲ ਪਾਣੀ ਵਾਲਾ ਵੀ ਜੁੜਿਆ ਹੋਇਆ ਹੈ ਪਰ ਭਾਈ ਗੁਰਦਾਸ ਦਾ ਸਰੀਰ ਤੇ ਹੀ ਖੜ ਗਿਆ ਉਹਦਾ ਗੁਰਸਿੱਖ ਨੂੰ ਪਾਣੀ ਦੇ ਬਰਾਬਰ ਤੋਲਦਾ ਪਾਣੀ ਵਰਗਾ ਸੁਭਾਅ ਹੁੰਦਾ ਕਿਉਂਕਿ ਭਾਈ ਗੁਰਦਾਸ ਦੀ ਬਾਣੀ ਲਿਖੀ ਹੋਈ ਕਿਸੇ ਪੰਡਤ ਦੀ ਲਿਖੀ ਹੋਈ ਹੈ ਬਾਹਮਣ ਦੀ ਜੇ ਭਾਈ ਗੁਰਦਾਸ ਦੀ ਹੁੰਦੀ ਆ ਉਹਨੂੰ ਪਤਾ ਨਹੀਂ ਕਿ ਕਬੀਰ ਨੇ ਕੀ ਲਿਖਿਆ 12 ਨਹੀਂ ਭਾਈ ਗੁਰਦਾਸ ਦੀਆਂ ਇਸੇ ਕਰਕੇ ਨੋਈ ਹੈ ਕਿਸੇ ਦੇ ਵਿੱਚ ਉਹਨਾਂ 12 ਦੇ ਕਿਸੇ ਵਾਰ ਚ ਨੋਈ ਨਹੀਂ ਹੈ ਨਾ ਕੋਈ ਰਾਗ ਹੈ 12 ਦਾ ਰਾਗਾਂ ਚ ਨੇ ਜਿੰਨੀਆਂ 12 ਨੇ ਆਪਣੇ ਰਾਗਾਂ ਚ ਨੇ 12 ਦਾ ਸਟਾਈਲ ਹੈ ਹੋਰ ਨਾਲੇ ਕਿਸੇ ਬਾਰ ਚ ਕੋਈ ਸਾਖੀ ਨਹੀਂ ਉਹ ਤਾਂ ਗੁਰੂ ਨਾਨਕ ਦੀ ਜੀਵਨੀ ਲਿਖ ਰਿਹਾ ਹੈ ਵਿੱਚ ਕਿਤੇ ਜੀਵਨੀ ਲਿਖਿਆ ਕਿਤੇ ਉਲਟ ਪਟਾਂ ਕੁਝ ਕਹਿ ਰਿਹਾ ਕਿਤੇ ਕੁਝ ਕਹਿ ਰਿਹਾ ਐਵੇਂ ਪਾਗਲੀਆਂ ਮਾਰੀ ਹੋਈਆਂ ਨੇ ਸਾਡੀ ਜਿਹਨੂੰ ਗੁਰਬਾਣੀ ਦੇ ਸਮਝ ਉਹਦੇ ਵਾਸਤੇ ਪਾਗਲੀਆਂ ਹੀ ਨੇ ਜਿਹਨੂੰ ਸਮਝ ਨਹੀਂ ਉਹਦੇ ਵਾਸਤੇ ਕੁਝ ਹੋਵੇ ਜਿਹੜੇ ਖੇਡ ਆਉਂਦੇ ਨੇ ਨਾ ਉਹਨਾਂ ਵਾਸਤੇ ਉਹ ਤਾਂ ਖੇਡ ਆਈ ਹੋਈ ਹੈ ਉਹ ਲੜਾਈ ਉਹ ਖੇ ਹੋਈ ਹੈ ਉਹ ਜਿਹੜੇ ਖੇਡ ਆਉਂਦੇ ਨੇ ਉਹਨਾਂ ਵਾਸਤੇ ਉਹਦੀ ਕੀਮਤ ਹੋ ਸਕਦੀ ਹੈ ਉਹਨਾਂ ਦੀ ਬੁੱਧੀ ਮਲੀਨ ਹੋ ਜਾ ਦੀ ਜਿਹਨੂੰ ਗਾਹਾਂ ਪਤਾ ਨਾ ਪਾਣੀ ਤੋਂ ਵੀ ਗਾਹਾਂ ਦਾ ਉਹ ਖੇਤ ਹੋ ਕੇ ਗਾਹਾਂ ਜਾਇਆ ਜੋ ਜਾਣਦਾ ਜਿਵੇਂ ਚਾਰਾਂ ਸ਼ਲੋਕਾਂ ਦਾ ਪਤਾ ਵੀ ਚਾਰ ਸ਼ਲੋਕ ਕਿਉਂ ਰਚੇ ਨੇ ਕੀ ਮਤਲਬ ਹੈ ਉਹਦਾ ਇਹ ਚਾਰ ਖੰਡ ਨੇ ਚਾਰੇ ਸ਼ਲੋਕ ਫਿਰ ਇਹਨੂੰ ਵੀ ਪਾਣੀ ਨੂੰ ਵੀ ਛੱਡਿਆ ਇਹ ਜੀ ਔਗਣ ਕਿਉਂ ਸੀਰਾ ਤਾਤਾ ਹੋਏ ਸੀਰਾ ਤਾਤਾ ਕੀ ਹੈ ਗਰਮੀ ਔਰ ਸਰਦੀ ਇਹ ਮਾਇਆ ਇਹਦਾ ਅਸਰ ਹੈ ਤੇ ਜਿਹੜਾ ਪੂਰੀ ਬੁੱਧ ਵਾਲਾ ਨਾ ਤਾਂ ਉਹਨੂੰ ਕੋਈ ਪੜਗਾ ਸਕਦਾ ਸਿੱਖਿਆ ਦੇ ਕੇ ਉਹਨੂੰ ਕਿਸੇ ਨਾਲ ਲੜਾ ਸਕਦਾ ਨਾ ਉਹਨੂੰ ਭੈ ਨਾਲ ਕੋਈ ਠੰਡਾ ਕਰ ਸਕਦਾ ਨਾ ਤਾਂ ਗੁਰਮੁਖਾਂ ਨੇ ਕਿਸੇ ਦੀ ਭੈ ਮੰਨੀ ਹੈ ਬੜੇ ਤੋਂ ਬੜੇ ਰਾਜੇ ਦੀ ਨਾ ਕਿਸੇ ਦੇ ਕੰਨ ਵਿੱਚ ਫੂਕ ਮਾਰੀ ਤੇ ਕਿਸੇ ਨੇ ਜਾ ਕੇ ਲੜੇ ਗਰਮ ਹੋਏ ਨੇ ਜਿਵੇਂ ਰਿਸ਼ੀ ਮੁਨੀ ਹੋ ਜਾਂਦੇ ਨੇ ਸੀਰੇ ਤਾਂ ਦਾ ਮਤਲਬ ਹੈ ਨਾ ਉਹਨਾਂ ਨੂੰ ਕਰੋਧ ਆਵੇ ਨਾ ਉਹਨਾਂ ਨੂੰ ਭੈ ਲੱਗੇ ਸੀਰਾ ਟਾਕੇ ਦਾ ਉਗਣਾ ਹੋਵੇ ਹਰ ਜਨ ਐਸਾ ਜੈਦਾ ਹਰੀ ਉਹ ਤਾਂ ਕਹਿੰਦਾ ਬਸ ਹੋਰ ਕੋਈ ਨਹੀਂ ਹਰ ਵਰਗਾ ਚਾਹੀਦਾ ਹਰ ਜਨ ਹਰ ਹਰ ਜਨ ਦੋਏ ਇੱਕ ਹੈ ਬਿਵ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ ਗੁਰਬਾਣੀ ਸਿਰਫ ਸਾਨੂੰ ਸੰਤੋਖ ਤੱਕ ਲੈ ਕੇ ਜਾਂਦੀ ਹੈ ਪਰ ਉਹ ਸਤ ਸੰਤੋਖ ਤੱਕ ਲੈ ਕੇ ਜਾਂਦੀ ਸੰਤੋਖ ਦਾ ਮਤਲਬ ਹੈ ਮਾਇਆ ਦੀ ਭੁੱਖ ਖਤਮ ਹੋ ਗਈ ਟੋਟਲੀ ਮਨ ਵਿੱਚੋਂ ਮਾਇਆ ਦੀ ਭੁੱਖ ਖਤਮ ਹੋ ਗਈ ਸਰੀਰ ਤੋਂ ਸਰੀਰ ਤੇ ਸਾਨੂੰ ਕੀ ਲੱਗੇ ਸਰੀਰ ਨੂੰ ਤਾਂ ਰਹਿਣੀ ਹੋ ਰਹਿਣੀ ਮਨ ਵਿੱਚ ਮਾਇਆ ਦੀ ਭੁੱਖ ਨਹੀਂ ਹੈ ਮਨ ਕਰਕੇ ਮਾਇਆ ਦਾ ਮੋਹ ਨਹੀਂ ਹੈ ਮਾਇਆ ਦਾ ਮੋਹ ਦਾ ਮੋਹ ਦਾ ਮਤਲਬ ਮਨ ਨਾਲੇ ਹੁੰਦਾ ਮੋਰਾ ਸਿਰਫ ਸਮਨ ਮਨ ਨਾਲ ਉਹ ਕਿਸੇ ਚੀਜ਼ ਨੂੰ ਨਹੀਂ ਸੰਬੰਧ ਭੁੱਖ ਦਾ ਬਾਹਰੇ ਸ਼ਰੀਰ ਨਾਲ ਵੀ ਸੰਬੰਧ ਹੈ ਮਨ ਨਾਲ ਵੀ ਸੰਬੰਧ ਹੈ ਭੁੱਖ ਲੱਗਣੀ ਦਾ ਐਸੇ ਸ਼ਰੀਰ ਮਾਇਆ ਦੇ ਦੂਸ ਹੋ ਮਨ ਨੇ ਆਤਮਾ ਨੇ ਕਰਦੀ ਮਾਇਆ ਦੀ ਭੁੱਖ ਮਨ ਨੂੰ ਉਹ ਹੈ ਜਿਹੜਾ ਅਸੀਂ ਇਕੱਠੀ ਕਰਦੇ ਹਾਂ ਸਰੀਰ ਦੀ ਭੁੱਖ ਤਾਂ ਲੋੜ ਹੈ ਅਸਲ ਭੁੱਖ ਦੀ ਹੋਈ ਫਿਰ ਅਸੀਂ ਭੁੱਖ ਕਹਿੰਦੇ ਲੋੜ ਹੁੰਦੀ ਹੈ ਸਰੀਰ ਨੂੰ ਭੁੱਖ ਨਹੀਂ ਲੱਗਦੀ ਸਰੀਰ ਨੂੰ ਲੋੜ ਹੁੰਦੀ ਭੁੱਖਿਆ ਭੁੱਖ ਨਾ ਉਤਰੀ ਭੁੱਖੇ ਦਾ ਭੁੱਖ ਉਤਰਦੀ ਨਹੀਂ ਸਰੀਰ ਦੀ ਤਾਂ ਉਤਰ ਜਾਂਦੀ ਹੈ ਦੋ ਬੁਰਕੀ ਨਹੀਂ ਵੱਧ ਖਾ ਸਕਦਾ ਫਿਰ ਜਿਹੜੀ ਮਨ ਦੀ ਭੁੱਖ ਹੈ ਜਿੰਨਾ ਮਰਜ਼ੀ ਜਮਾ ਕਰੀ ਜਾ ਉਤਰਦੀ ਹੋ ਸਰੀਰ ਦੀ ਜਿਹਨੂੰ ਅਸੀਂ ਭੁੱਖ ਕਹਿੰਦੇ ਆ ਨਾ ਵਿਦਵਾਨਾਂ ਨੇ ਇਹਨੂੰ ਭੁੱਖ ਕਹਿਤਾ ਮੂਰਖਾਂ ਨੇ ਉਹ ਸਰੀਰ ਦੀ ਲੋੜ ਹੁੰਦੀ ਹੈ ਗੁਰਮੁਖ ਨੂੰ ਲੋੜ ਕਹਿੰਦੇ ਨੇ ਭੁੱਖ ਮੰਦੇ ਹੀ ਨਹੀਂ ਗੁਰਮੁਖਾਂ ਦੀ ਭਾਸ਼ਾ ਜੇ ਸਰੀਰ ਦੀ ਲੋੜ ਹੁੰਦੀ ਹੈ ਭੁੱਖ ਨਹੀਂ ਹੁੰਦੀ ਮਨ ਦੀ ਭੁੱਖ ਹੁੰਦੀ ਹੈ ਸਰੀਰ ਦੀ ਲੋੜ ਹੁੰਦੀ ਲੋੜਾਂ ਸਭ ਦੀਆਂ ਪੂਰੀਆਂ ਹੋ ਸਕਦੀਆਂ ਨੇ ਹੋਏ ਰਹੀਆਂ ਨੇ ਜੋ ਕੁਝ ਪਾਇਆ ਸੋ ਇੱਕ ਵਾਰ ਉਹ ਲੋੜਾਂ ਵਾਸਤੇ ਪਾਇਆ ਸੀ ਮਨ ਦੀ ਭੁੱਖ ਵਾਸਤੇ ਨਹੀਂ ਸੀ ਪਾਇਆ ਕਹਿੰਦਾ ਮਨ ਮਤਲਬ ਚਾਰੇ ਹੀ ਖੰਡ ਪੰਜ ਖੰਡ ਕੋਈ ਸਾਬਤ ਕਰਕੇ ਦਿਖਾਵੇ ਹੁੰਦੇ ਹੀ ਨਹੀਂ ਕਿਤੋਂ ਨਹੀਂ ਹੁੰਦੇ ਚਾਰ ਪਹਿਰ ਦੇ ਚਾਰੇ ਲਾਵਾਂ ਨੇ ਉਹ ਜੇ ਚਾਰੇ ਹੀ ਖੰਡ ਨੇ ਚਾਰ ਲਾਵਾਂ 'ਚ ਵੀ ਚਾਰੇ ਖੰਡ ਨੇ ਚਾਰ ਪਹਿਰਾਂ 'ਚ ਵੀ ਚਾਰੇ ਸਟੇਜਾਂ ਨੇ ਇਹ ਸਟੇਜਾਂ ਨੇ ਚਾਰ ਗਿਆਨ ਦੀਆਂ ਅੱਧੇ ਜਾ ਕੇ ਕੀ ਹੁੰਦਾ ਬਰਾਮ ਹੁੰਦਾ ਮੁਕਤੀ ਵੈਰਾਗ ਹੈ ਮੁਕਤੀ ਮੁਕਤ ਬਪਰੀ ਵੀ ਗਿਆਨੀ ਜਾਗਾਂ ਜਾਗਰੇ ਕੋਨੇ ਜੋ ਗਾਹੋਂ ਦਾ ਸਫਰ ਇਹ ਤਾਂ ਪੜਾ ਹੈ ਮੁਕਤੀ ਦਾ ਤਾਂ ਮੁਕਤੀ ਤੱਕ ਦਾ ਉਗੜ ਤਿਆਗੇ ਨੇ ਦੁਨੀਆ ਦੇ ਮੱਤਾਂ ਦਾ ਡੈਸਟੀਨੇਸ਼ਨ ਸਿਰਫ ਟਾਰਗੇਟ ਮੁਕਤੀ ਤੱਕ ਹੈ ਹੋਰ ਕਿਤੇ ਹੈ ਨਹੀਂ ਕਿਸੇ ਦਾ ਗੁਰਬਾਣੀ ਦਾ ਅੱਗੇ ਟਾਰਗੇਟ ਜਿਨ੍ਹਾਂ ਦਾ ਮੁਕਤੀ ਟਾਰਗੇਟ ਹੈ ਉਹਨਾਂ ਨੂੰ ਮੁਕਤੀ ਮਿਲੀ ਵੀ ਹੈ ਨਹੀਂ ਉਹਨਾਂ ਨੂੰ ਮੁਕਤੀ ਨਹੀਂ ਮਿਲੀ ਗੁਰੂ ਅਮਰਦਾਸ ਨੂੰ ਮੁਕਤੀ ਦਾ ਹੀ ਪਤਾ ਲੱਗਿਆ ਸੀ ਜਦ ਕਹਿੰਦਾ ਆਨੰਦ ਪਿਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ ਜਿਹਨੂੰ ਮੁਕਤੀ ਦਾ ਪਤਾ ਲੱਗਿਆ ਉਹਨੂੰ ਬਾਹਰ ਦਾ ਪਤਾ ਲੱਗ ਗਿਆ ਜਿਹਨੂੰ ਮੁਕਤੀ ਦਾ ਪਤਾ ਲੱਗ ਗਿਆ ਉਹਨੂੰ ਬਾਹਰ ਦਾ ਵੀ ਪਤਾ ਲੱਗ ਗਿਆ ਜੋ ਮੁਕਤ ਮੁਕਤ ਜੀ ਦਾ ਦਾਤਾ ਹੈ ਨਾ ਜਾਂ ਦਾਤੇ ਦਾ ਪਤਾ ਲੱਗ ਗਿਆ ਜਦੋਂ ਮੁਕਤੀ ਮਿਲਣੀ ਹੈ ਜੇ ਜੇ ਮੁਕਤੀ ਮਿਲ ਗਈ ਤਾਂ ਦਾਦੇ ਦਾ ਪਤਾ ਜਿੱਥੋਂ ਮੁਕਤੀ ਮਿਲਦੀ ਹੈ ਮੁਕਤੀ ਮਿਲੀ ਕਿੱਥੋਂ ਉਸ ਦੁਕਾਨ ਦਾ ਪਤਾ ਲੱਗ ਗਿਆ ਜਦੋਂ ਮੁਕਤੀ ਮਿਲਦੀ ਹੈ ਜਿਹਨੂੰ ਪਤਾ ਲੱਗ ਗਿਆ ਉਹਨੂੰ ਕਹਾਂ ਦਾ ਵੀ ਲੱਗ ਗਿਆ ਛੁੱਟਣ ਕਿਵੇਂ ਜਿਹੜੀ ਹੈ ਪਹਿਲਾਂ ਤਾਂ ਮੁਕਤੀ ਹੋਇਆ ਛੁੱਟਣ ਕਿਵੇਂ ਦਾ ਛੁੱਟਣ ਕਿਵੇਂ ਕਿ ਬੰਦਣਾ ਤੋਂ ਤੋੜੇ ਬੰਧਨ ਹੋਵੇ ਮੁਕਤ ਛੁੱਟਣਾ ਤਾਂ ਬੰਦਰਾਂ ਦਾ ਹੀ ਹੈ ਇਹ ਮੁਕਤੀ ਦੀ ਵਿਧੀ ਵੀ ਨਹੀਂ ਕੋਈ ਜਾਣਦਾ ਕਿਤੇ ਡਿਸਕ੍ਰਾਈਬ ਨਹੀਂ ਕੀਤੀ ਮੁਕਤੀ ਦੀ ਵਿਧੀ ਕੋਈ ਗ੍ਰੰਥ ਦੱਸੇ ਉੱਥੇ ਮੁਕਤੀ ਦੀ ਵਿਧੀ ਦੱਸੀ ਹੋਈ ਕਿਤੇ ਵੀ ਇਹਦੇ ਮੁਕਤੀ ਦੀ ਵਿਧੀ ਮੁਕਤੀ ਦੀ ਵਿਧੀ ਕਿਤੇ ਨਹੀਂ ਸੀ ਭਾਈ ਗੁਰਦਾਸ ਨੇ ਆਪਣੀਆਂ ਬਾਰਾਂ ਚ ਸੱਚੇ ਕਿਹੜੀ ਕਿਹੜੀ ਵਾਰ ਕਹਿੰਦੀ ਮੁਕਤੀ ਦੀ ਵਿਧੀ ਭਗਤਾਂ ਨੇ ਮੁਕਤੀ ਦੀ ਵਿਧੀ ਦੱਸੀ ਹੋਈ ਹੈ ਚਾਹੇ ਦੋ ਦੋ ਸ਼ਬਦ ਨੇ ਉਹਨਾਂ ਦੇ ਉਹਨਾਂ ਨੇ ਮੁਕਤੀ ਦੀ ਵਿਧੀ ਦੱਸੀ ਹੋਈ ਹੈ ਵਿੱਚੋਂ ਜਿਹਨੂੰ ਪਤਾ ਹੈ ਨਾ ਅਰਥਾਂ ਦਾ ਉਹਨੂੰ ਪਤਾ ਵੀ ਮੁਕਤੀ ਕਿੱਥੇ ਬੋਲਦੇ ਨੇ ਭਗਤ ਵਿਦਵਾਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਕਿੱਥੇ ਬੋਲਦੇ ਨੇ ਐਵੇਂ ਨਹੀਂ ਬਾਣੀ ਲਿਜਾ ਕੇ ਹਰੇਕ ਦੀ ਪੱਕੀ ਅਰ ਕੱਚੀ ਦਾ ਫਰਕ ਪਾ ਕੇ ਜਿਹੜਾ ਇੱਕ ਸ਼ਬਦ ਸੀ ਉਹਨਾਂ ਦਾ ਵੀ ਦਰਜ ਕਰਤਾ ਗੁਰਬਾਣੀ 'ਚ ਕੋਈ ਕਸੌਟੀ ਸੀ ਉਹ ਕਸੌਟੀ ਤੇ ਲਾਏ ਨੇ ਪੱਕੀ ਅਰ ਕੱਚੀ ਬਾਣੀ ਦੀ ਸਦਨ ਦਾ ਇੱਕੋ ਹੀ ਸ਼ਬਦ ਹੈ ਕਹਾ ਗੁਣ ਤੇਰੇ ਸਤਗੁਰਾ ਜੇ ਕਰਮ ਨਾ ਨਾਸੇ ਮੁਕਤੀ ਦੀ ਵਿਧੀ ਹੈ ਗਿਆਨ ਪਿਆ ਦਾ ਕਰਮੇ ਨਾਲ ਉਹ ਕਰਮੇ ਫਸਾਉਂਦਾ ਸਾਨੂੰ ਜਿਹੜਾ ਕਰਮ ਨੂੰ ਮੰਨਦਾ ਹੈ ਉਹਨੂੰ ਮੁਕਤੀ ਨਹੀਂ ਮਿਲਦੀ ਜਿਹਨੂੰ ਇਹ ਸਮਝ ਆਵੇ ਹੁਕਮ ਨਾਲ ਸਭ ਕੁਝ ਹੁੰਦਾ ਹੈ ਕਰਮ ਮੰਨਣਾ ਅਗਿਆਨਤਾ ਹੈ ਉਹਨੂੰ ਮੁਕਤੀ ਮਿਲਦੀ ਹੈ ਜਿਹੜਾ ਪੁੰਨ ਪਾਪ ਨੂੰ ਮੰਨਦਾ ਉਹਨੂੰ ਮੁਕਤੀ ਮਿਲਦੀ ਹੋਣੀ ਹੁੰਦੀ ਉਹ ਪੁੰਨ ਪਾਪ ਨੂੰ ਨਹੀਂ ਮੰਨਦਾ ਸਦਾ ਨਹੀਂ ਮੰਨਦਾ ਪੁੰਨ ਪਾਪ ਨੂੰ ਮੈਂ ਕਰਮ ਕਰਦਾ ਕਸਾਈ ਦਾ ਕਸਾਈ ਦੇ ਘਰ ਜਮਿਆ ਤੇਰੇ ਗੁਣ ਕੀ ਹੈ ਜੇ ਮੇਰਾ ਕਰਮ ਨਾਸ ਨਹੀਂ ਕਰਦਾ ਗੁਣ ਕੀ ਜਾਂ ਗੁਣ ਗਿਆਨ ਚ ਗੁਣ ਦਾ ਗਿਆਨ ਨੇ ਕਰਨਾ ਗੁਰ ਲੱਗਾ ਤਾਂ ਗਿਆਨ ਲੱਗਿਆ ਤਾਂ ਜਾਣੀ ਹੈ ਨਾ ਚਾਨਣ ਹੋ ਗਿਆ ਅੰਦਰ ਕਰਮ ਮਿਟ ਗਿਆ ਰੋਸ਼ਨੀ ਹੋ ਗਈ ਸਭ ਨੂੰ ਦੇਖ ਕੇ ਹੁਕਮ ਨਾ ਹੁੰਦਾ ਗਿਆਨ ਦਾ ਪੈਦਾ ਕਰਮੇ ਨਾਸ ਕਰਮ ਦਾ ਨਾਸ ਹੈ ਗਿਆਨ ਨਾਲ ਹੋਣਾ ਕਰਮ ਦਾ ਨਾਸ ਹੋਇਆ ਪਤਾ ਲੱਗ ਗਿਆ ਵੀ ਕਰਮ ਦਾ ਨਾਸ ਹੋ ਗਿਆ ਤੂੰ ਮੇਰਾ ਕਰਮ ਨਹੀਂ ਨਾਸ ਕਰਦਾ ਸਕਦਾ ਐਸਾ ਗਿਆਨ ਦਾ ਕੀ ਫਾਇਦਾ ਹੋਇਆ ਜਿਹੜਾ ਗਿਆਨ ਕਰਮ ਨਾਸ ਨਹੀਂ ਕਰਦਾ ਗਿਆਨ ਦਾ ਫਾਇਦਾ ਕੀ ਹੋਇਆ ਕੀ ਕਰਾਉਣਾ ਉਹਦੇ ਉਹ ਸਤਗੁਰ ਤੇ ਵੀ ਕੀ ਕਰਾਉਣਾ ਜਿਹੜਾ ਕਰਮ ਦਾ ਨਾਸ ਨਹੀਂ ਕਰਦਾ ਜਿਹੜਾ ਕਰਮ ਦਾ ਨਾਸ ਕਰਨ ਨਹੀਂ ਕਰਦਾ ਭਰਮ ਦਾ ਨਾਸ ਨਹੀਂ ਕਰਦਾ ਕਰਮ ਦਾ ਨਾਸ ਹੀ ਭਰਮ ਦਾ ਨਾਸ ਹੈ ਗੁਰ ਪ੍ਰਸਾਦ ਭਰਮ ਕਾ ਗਿਆਨ ਵਾਲੇ ਭਰਮ ਦਾ ਨਾਸ ਹੈ ਅਸਲ ਵਿੱਚ ਕਰਮ ਦਾ ਨਾਸ ਹੈ ਭਰਮ ਦਾ ਨਾਸ ਹੈ ਅਸਲ ਵਿੱਚ ਕਰਮ ਦਾ ਨਾਸ ਹੈ ਭਰਮ ਦਾ ਨਾਸ ਬਾਕੀ ਬਚਿਆ ਫਿਰ ਕੀ ਫਿਰ ਤਾਂ ਆਪੇ ਆਪ ਨਿਰਣ ਹੋਇਆ ਫਿਰ ਕੁਝ ਨਹੀਂ ਫਿਰ ਇਹਨੇ ਉਕੜਾ ਹੀ ਹੈ ਉਕੜਾ ਇਹਦੇ ਬਸ ਦੀ ਗੱਲ ਨਹੀਂ ਉਕੜਾ ਕਿਰਪਾ ਨਾਲ ਉਹਦਾ ਦਾਤ ਹੈ ਪਰਮੇਸ਼ਰ ਦੀ ਉਹ ਹੈ ਕਰਮ ਖੰਡ ਫਿਰ ਕਹਾਂ ਆਉਂਦਾ ਤਾਂ ਕਰਮ ਖੰਡ ਗਿਆਨ ਖੰਡ ਦਾ ਅੱਖੋਂ ਕਰਮ ਗਿਆਨ ਖੰਡ ਦਾ ਮੈਂ ਜੋ ਗਿਆਨ ਖੰਡ ਦੇ ਵਿੱਚ ਜੋ ਕਰਮ ਹੈ ਕਿਰਪਾ ਹੁੰਦੀ ਹੈ ਕਰਮ ਦਾ ਅਰਥ ਇੱਥੇ ਵੀ ਕਰਦਾ ਗਿਆਨ ਖੰਡ ਦੇ ਵਿੱਚ ਗਿਆਨ ਦੀ ਕਿਰਪਾ ਕੀ ਹੁੰਦੀ ਹੈ ਗਿਆਨ ਦੀ ਵੀ ਕਿਰਪਾ ਹੁੰਦੀ ਹੈ ਨਾ ਗਿਆਨ ਪਿਆ ਦਾ ਕਰਮੇ ਨਾਲ ਗਿਆਨ ਦੀ ਕਿਰਪਾ ਨਹੀਂ ਗਿਆਨ ਦੀ ਕਿਰਪਾ ਨਾਲ ਡਾਕਟਰ ਬਣਦੇ ਨੇ ਗਿਆਨ ਦੀ ਕਿਰਪਾ ਨਾਲ ਵਕੀਲ ਬਣਦੇ ਨੇ ਗਿਆਨ ਦੀ ਕਿਰਪਾ ਨਾਲ ਇੰਜੀਨੀਅਰ ਬਣਦੇ ਨੇ ਗਿਆਨ ਦੀ ਕਿਰਪਾ ਨਾਲ ਕੋਈ ਡੀਸੀ ਲੱਗਦਾ ਕੋਈ ਕੁਝ ਲੱਗਦਾ ਗਿਆਨ ਦੀ ਉਹ ਕਿਰਪਾ ਹੈ ਕੋਈ ਕਮਾਂਡਰ ਇਨ ਚੀਫ ਬਣਦਾ ਗਿਆਨ ਦੀ ਕਿਰਪਾ ਹੀ ਹੈ ਵਡਿਆਈ ਗਿਆਨ ਨਾਲ ਮਿਲੀ ਹੋਈ ਹੈ ਸੰਸਾਰ ਦੇ ਲੋਕਾਂ ਨੂੰ ਸੰਸਾਰ ਜਿਵੇਂ ਗਿਆਨ ਨਾਲ ਵਡਿਆਈ ਮਿਲਦੀ ਹੈ ਜਿਹੜਾ ਬੁੱਧੀਹੀਨ ਹੈ ਉਹ ਤਾਂ ਰਾਜ ਵੀ ਨਹੀਂ ਰਹਿੰਦਾ ਜੇ ਉਹਨੂੰ ਮਿਲ ਜਵੇ ਪਿਓ ਦਾਦੇ ਦਾ ਮਿਲ ਜਵੇ ਤੇ ਉਹ ਵੀ ਨਹੀਂ ਰੱਖੂਗਾ ਜੇ ਕਿਤੇ ਜੰਮ ਪਏ ਰਾਜੇ ਦੇ ਘਰ ਬੁੱਧੀਹੀਨ ਉਹਨੇ ਰਾਜ ਵੀ ਨਹੀਂ ਰੱਖੂਗਾ ਦੌਲਤ ਮਿਲ ਜਵੇ ਉਹ ਵੀ ਨਹੀਂ ਰੱਖੂਗੀ ਅਸਲੀ ਦੌਲਤ ਬੁੱਧ ਹੈ ਬੁੱਧ ਤੋਂ ਕੋਈ ਗਿਆਨ ਤੋਂ ਵੱਡੀ ਦੌਲਤ ਨਹੀਂ ਹੈ ਇਸ ਕਰਕੇ ਗਿਆਨੀਆਂ ਦਾ ਧਨ ਨਾਮ ਹੈ ਗਿਆਨੀਆਂ ਨੇ ਗਿਆਨ ਨੂੰ ਇਹ ਧਨ ਮੰਨਿਆ ਹੋਇਆ ਗਿਆਨ ਨਾਮ ਦੇ ਪਿੱਛੇ ਪਿੱਛੇ ਸੰਸਾਰ ਦਾ ਬਾਕੀ ਧਨ ਰਿੱਧ ਸਿੱਧ ਨਾਮ ਹੈ ਕੀ ਦਸੀ ਜੋ ਗਿਆਨ ਹੈ ਰਿੱਧ ਸਿੱਧ ਉਹਦੀ ਮਗਰ ਵੱਡੇ ਤੋਂ ਵੱਡੇ ਅਫਸਰ ਲਾ ਦਿੰਦੇ ਨੇ ਜਿਹੜੇ ਮੁੰਡੇ ਇੰਟੈਲੀਜੈਂਟ ਨੇ ਕਰੋੜਾਂ ਰੁਪਏ ਦੇ ਉਹਨੂੰ ਸਾਲ ਦੇ ਦੇ ਕੇ ਲੈ ਕੇ ਜਾਂਦੇ ਕੰਪਨੀਆਂ ਵਾਲੇ ਕਿਉਂ ਲੈ ਕੇ ਜਾਂਦੇ ਗਿਆਨ ਉਹਦੇ ਕੋਲ ਇੰਟੈਲੀਜੈਂਸ ਹੀ ਉਹਦੇ ਕੋਲ ਦੂਏ ਨੂੰ ਕੋਈ ਪੁੱਛਦਾ ਨਹੀਂ ਗਿਆਨੀਆਂ ਦਾ ਤਾਂ ਨਾਮ ਹੈ ਇਹ ਸੰਗਲ ਤੋਂ ਹੈ ਸੰਸਾਰ ਹੀ ਵੀ ਹੈ ਪਰ ਸੰਸਾਰ ਹੈ ਉਹਦੇ ਸੁੱਤੇ ਪਏ ਨੇ ਨਾ ਸੰਸਾਰ ਵਾਲੇ ਸੁੱਤੇ ਪਏ ਨੇ ਗੱਲ ਇਹਨਾਂ ਦੇ ਹਿਸਾਬ ਨਾਲ ਵੀ ਠੀਕ ਹੈ ਇਹ ਦੋਹਾਂ ਲੋਕਾਂ 'ਚ ਠੀਕ ਆ ਗੱਲ ਜੋ ਗੁਰਬਾਣੀ ਨੇ ਕਹੀ ਹੈ ਨਾਨਕ ਦਾਸ ਮੁਖ ਤੇ ਜੋ ਆਖੇ ਇਹਾਂ ਮੋਹਤ ਹੈ ਨਾਨਕ ਕਹਿੰਦਾ ਪਰਮੇਸ਼ਰ ਦਾ ਦਾਸ ਕੱਲਾ ਨਾਨਕ ਨਹੀਂ ਕਹਿੰਦਾ ਸਾਰੇ ਹੀ ਕਹਿੰਦੇ ਨੇ ਦਾਸ ਸਾਰੇ ਹੀ ਨੇ ਨਾਨਕ ਤੇ ਕੌਮਾਂ ਲਾ ਕੇ ਚੱਲਣਾ ਸੀ ਨਾਨਕ ਕਹਿੰਦਾ ਦਾਸ ਮੁਖ ਤੇ ਜੋ ਤੇਰਾ ਦਾਸ ਜੋ ਗੱਲ ਕਹੂਗਾ ਉਹ ਦਾਸ ਹੋਵੇ ਗੁਰੂ ਨਾ ਹੋਵੇ ਜਿਹੜਾ ਗੁਰੂ ਬਣਿਆ ਸੰਤ ਬਣਿਆ ਉਹ ਨਹੀਂ ਇਹ ਕਹਿੰਦਾ ਉਹਦੀ ਨਹੀਂ ਗੱਲ ਕਰ ਰਿਹਾ ਤੂੰ ਗੁਰਬਾਣੀ ਦਾਸ ਦੀ ਗੱਲ ਕਰੇ ਕਿਉਂਕਿ ਆਪਣੇ ਦਾਸ ਨੂੰ ਦੇ ਵਡਾਈ ਆਪਣੇ ਦਾਸ ਨੂੰ ਵਡਾਈ ਦਿੱਤੀ ਹੈ ਆਪਣੇ ਦਾਸ ਨੂੰ ਆਪ ਨਾਮ ਜੋ ਆਪਣੇ ਦਾਸ ਕੋ ਨਾਮ ਜਪਾਈ ਉਹਨੂੰ ਤਾਂ ਤੇ ਆਪ ਨਾਮ ਜਪਾਇਆ ਆਪਣੇ ਦਾਸ ਦੀ ਆਪ ਪਤ ਹੈ ਕਿਸੇ ਸੰਤ ਦੀ ਕਿਸੇ ਗੁਰੂ ਦੀ ਪਤ ਨਹੀਂ ਰੱਖਦਾ ਉਹ ਆਪਣੇ ਦਾਸ ਦੀ ਰੱਖਦਾ ਸੌਂਗੇ ਸਭ ਕੁਝ ਪੜ ਕੇ ਸੁੱਤੇ ਪਏ ਨੇ ਸੁੱਤੇ ਪਏ ਬਣ ਕੇ ਪਤਾ ਨਹੀਂ ਲੱਗਿਆ ਕੀ ਕੀ ਪੜ ਕੇ ਗਿਆਨ ਖੰਡ ਕਾ ਅਥੋਂ ਕਰਮ ਗਿਆਨ ਖੰਡ ਦੇ ਵਿੱਚ ਕੀ ਕੀ ਕਿਰਪਾ ਹੋਣੀ ਹੈ ਕੀ ਕੀ ਪ੍ਰਾਪਤੀ ਹੋਣੀ ਹੈ ਉਹ ਮੈਂ ਦੱਸਣ ਲੱਗਾ ਹਾਂਜੀ ਕਿਤੇ ਪਵਨ ਪਾਣੀ ਬੈ ਸੰਤਰ ਕਿਤੇ ਕਾਣ ਮਹੇਸ਼ ਪਹਿਲਾਂ ਤੁਹਾਨੂੰ ਪੰਡਤ ਤੇ ਜੰਮ ਕੇ ਇਹੀ ਸੁਣਿਆ ਵੀ ਪੌੜੇ ਇੱਕ ਹਵਾ ਹੈ ਫਿਰ ਹਵਾ ਇੱਕ ਨਹੀਂ ਰਹਿਣੀ ਸਾਇੰਸਦਾਨਾਂ ਵਾਸਤੇ ਹਵਾ ਇੱਕ ਨਹੀਂ ਹੈ ਗੈਸ ਇੱਕ ਨਹੀਂ ਹੈ ਉਹ ਵੀ ਗਿਆਨ ਖੰਡ ਹੈ ਗਿਆਨਵਾਨਾ ਵਾਸਤੇ ਹਵਾ ਇੱਕ ਨਹੀਂ ਹੈ ਇੱਕ ਕਿਸਮ ਦੀ ਨਹੀਂ ਇੱਕ ਗੈਸ ਆਦਮੀ ਨੂੰ ਮਾਰਨ ਵਾਲੀ ਹੈ ਇੱਕ ਇਹਨੂੰ ਜਿਉਂਦਾ ਰੱਖਣ ਵਾਲੀ ਹੈ ਉਹ ਵੀ ਹਵਾ ਉਹ ਵੀ ਹਵਾ ਗੈਸ ਹਵਾ ਇੱਕ ਨਹੀਂ ਰਹਿੰਦੀ ਹੈ ਕਿੱਤੇ ਪਾਉਣ ਪਾਣੀ ਪਾਣੀ ਵੀ ਇੱਕ ਨਹੀਂ ਤਰਲ ਪਦਾਰਥ ਵੀ ਇੱਕ ਨਹੀਂ ਰਹਿੰਦਾ ਪਾਣੀ ਥੱਲੇੋਂ ਨਿਕਲਦਾ ਹੁੰਦਾ ਮਿੱਟੀ ਦਾ ਤੇ ਆਉਂਦਾ ਨਹੀਂ ਆਪਣੇ ਆਪਾਂ ਦਾ ਕਹਿੰਦੇ ਉੱਥੇ ਕੀ ਕਿਹਾ ਧਰਤੀ ਦੇ ਥੱਲੇ ਪਾਣੀ ਹੈ ਪਾਣੀ ਬਣਿਆ ਨਾ ਬਰ ਬਣਿਆ ਪਰ ਉੱਥੇ ਤਾਂ ਪਾਣੀ ਉਹ ਤੇਲ ਹੈ ਧਰਤੀ ਦੇ ਥੱਲੇ ਗੈਸ ਵੀ ਹੈ ਉਹ ਵੀ ਤਰਲ ਪਦਾਰਥ ਨੇ ਨਾ ਤਰਲ ਪਦਾਰਥ ਪਾ ਕੇ ਰੱਖੇ ਹੋਣ ਤੋਂ ਪਤਾ ਨਹੀਂ ਲੱਗਦਾ ਵੀ ਪਾਣੀ ਹੈ ਕਿ ਤੇਲ ਹੈ ਕਿਤੇ ਪੌਣ ਪਾਣੀ ਦੇ ਸੰਤਨ ਰਸ ਆਡਾ ਡਰੇ ਜੜੀ ਬੂਟੀਆਂ ਦੇ ਰਸ ਵੀ ਪਾਣੀ ਰਸ ਦਾ ਆਡਾ ਡਰ ਅਸਰ ਅੱਡ ਬਿਮਾਰੀਆਂ ਦਾ ਆਡਾ ਡਰ ਹੈ ਕਈ ਬਿਮਾਰ ਕਰਨ ਵਾਲੇ ਨੇ ਕਈ ਨਸ਼ਾ ਕਰਨ ਵਾਲੇ ਨੇ ਕਈ ਬਿਮਾਰੀ ਦੂਰ ਕਰਨ ਵਾਲੇ ਨੇ ਕਈ ਐਸੇ ਰਸਨੇ ਦੇ ਨਾਲ ਵੀ ਮਰ ਵੀ ਸਕਦਾ ਕਈ ਤਾਕਤ ਦੇਣ ਵਾਲੇ ਨੇ ਕਈ ਤਾਕਤ ਘਟਾਉਣ ਵਾਲੇ ਨੇ ਪਾਣੀ ਫਿਰ ਇੱਕ ਨਹੀਂ ਰਹਿੰਦਾ ਪਾਣੀ ਇੱਕ ਨਹੀਂ ਰਹਿੰਦਾ ਔੜ ਇੱਕ ਨਹੀਂ ਰਹੀ ਪਾਣੀ ਇੱਕ ਨਹੀਂ ਰਿਹਾ ਅੱਗ ਵੀ ਇੱਕ ਨਹੀਂ ਰਹੀ ਅੱਗ ਇੱਕ ਨਹੀਂ ਰਹੀ ਜਿਹੜੀ ਚੀਜ਼ ਨੂੰ ਅਸੀਂ ਪਾਣੀ ਅੱਗ ਹੈ ਪਾਣੀ ਨੂੰ ਕੌਣ ਬਣੂ ਪਾਣੀ ਨੂੰ ਅੱਗ ਖੋਲ ਸਾਰੇ ਹੈ ਹੀ ਅਗਨ ਸਾਗਰ ਹਾਂ ਅਗਨ ਸਾਗਰ ਅਗਨ ਸਾਗਰ ਹੈ ਕੌਣ ਬਣੂ ਮਾਇਆ ਅਗਨ ਸਭ ਇੱਕੋ ਜਿਹੀ ਕੌਣ ਬਣੂ ਪਾਣੀ ਦੇ ਦੋ ਗੈਸਾਂ ਨੇ ਹਾਈਡਰੋਜਨ ਆਕਸੀਜਨ ਦੋਨੋਂ ਜੜਾ ਦੋ ਅੱਗ ਪਾਣੀ ਸੁੱਕ ਜੂਗਾ ਅੱਗ ਬਣ ਕੇ ਉੱਡ ਜੂਗਾ ਹੈਂਡਲ ਕਰ ਲਓ ਗੈਸਾਂ ਨੂੰ ਵੀ ਜੜੂਗੀ ਆਕਸੀਜਨ ਨਾਲ ਬਦਲ ਕਰੂਗੀ ਜੜਨ ਚ ਇੱਕ ਨਹੀਂ ਰਹਿੰਦਾ ਇੱਕ ਨਹੀਂ ਹੈ ਕੌਣ ਪਾਸ ਕਿਉਂ ਗਿਆਨ ਹੈ ਨਾ ਸਾਇੰਸਦਾਨ ਨਹੀਂ ਬਣ ਸਕਦਾ ਇਹ ਗੱਲ ਨੂੰ ਸਾਇੰਸਦਾਨ ਕਹੂਗਾ ਕਿ ਹੈ ਪਾਣੀ ਚ ਕਨਬੜ ਕਹੂਗਾ ਬੂਰਗਾ ਸਾਇੰਸਦਾਨ ਕਿਉਂਕਿ ਬੂਰਖ ਨੂੰ ਜਿਹੜਾ ਸਮਝਦਾਰ ਹੁੰਦਾ ਮੂਰਖ ਮਿਲਦਾ ਨਾਨਕ ਮੂਰਖ ਤਾਂ ਹੀ ਹੈ ਨਾਨਕ ਦੀ ਅਕਲ ਦਾ ਸੰਸਾਰ ਦੀ ਅਕਲ ਦਾ ਬਹੁਤ ਜ਼ਿਆਦਾ ਫਰਕ ਹੈ ਇੰਨਾ ਫਰਕ ਦੂਰ ਹੈ ਨਾ ਕਿ ਉਹ ਇੱਕ ਦੂਏ ਨੂੰ ਮੂਰਖ ਲੱਗਦੇ ਬਾਬਾ ਜੀ ਲੋਗੋਲ ਨੂੰ ਟਿਕ ਸਮਝਦਾ ਬਾਬਾ ਜੀ ਨੂੰ ਲੋਗੋਲ ਨਹੀਂ ਸਮਝਦੇ ਵੀ ਬਾਬਾ ਜੀ ਦਾ ਪਾਗਲ ਹੈ ਪਾਗਲੀਆਂ ਮਾਰਦਾ ਉਹ ਕਹਿੰਦਾ ਲੋਗੋਲ ਦਾ ਪਾਗਲ ਦੱਸੋ ਗੁਰਮੁਖ ਵਾਸਤੇ ਸੰਸਾਰ ਪਾਗਲ ਹੈ ਸੰਸਾਰ ਵਾਸਤੇ ਗੁਰਮੁਖ ਪਾਗਲ ਕਬੀਰ ਵਾਸਤੇ ਸੰਸਾਰ ਪਾਗਲ ਹੈ ਸੰਸਾਰ ਵਾਸਤੇ ਕਬੀਰ ਪਾਗਲ ਹੈ ਪਾਗਲ ਨਹੀਂ ਕਬੀਰ ਕੁੱਤਾ ਹੈ ਭੌਂਕਦਾ ਕਿਸੇ ਦੀ ਲਿਹਾਜ਼ ਨਹੀਂ ਰੱਖਦਾ ਸੱਚ ਬੋਲਦਾ ਹੁਣ ਲਿਹਾਜ਼ ਨਹੀਂ ਰੱਖੇ ਸੱਚ ਬੋਲਣ ਨਾਲ ਤੇ ਲਿਹਾਜ਼ ਨਹੀਂ ਦੀ ਜੇ ਇਨਸਾਫ ਕਰਨਾ ਹੋਵੇ ਤੇ ਲਿਹਾਜ਼ ਨਹੀਂ ਦਿੰਦੀ ਰਾਜਾ ਨੇ ਆਪਣੇ ਮੁੰਡਿਆਂ ਨੂੰ ਸਜ਼ਾ ਬਹੁਤ ਦੇ ਦਿੱਤੀ ਕੀ ਗੱਲ ਮਜਬੂਰੀ ਹੈ ਸੱਚ ਤੇ ਇਨਸਾਫ ਤੇ ਬੈਠੇ ਨੇ ਆਪਣੇ ਖੁਦ ਮੁੰਡਿਆਂ ਨੂੰ ਸਜ਼ਾ ਬਹੁਤ ਦੇਣੀ ਪਈ ਰਾਜਾ ਭਾਵੇਂ ਨਹੀਂ ਸੀ ਜਿਉਂਦੇ ਅੰਦਰ ਅੰਗਲ ਪਰ ਮਜਬੂਰੀ ਹੈ ਤੇ ਬੈਠੇ ਨੇ ਇਨਸਾਫ ਤੇ ਬੈਠੇ ਨੇ ਜੇ ਇਨਸਾਫ ਕਰਨਾ ਹੋਵੇ ਪਰ ਤਾਂ ਜਿੱਤੇ ਸੱਚ ਬੋਲਣਾ ਹੋਵੇ ਨਾ ਉੱਥੇ ਤਾਂ ਫਿਰ ਮਨ ਦੀ ਮਰਜ਼ੀ ਨਹੀਂ ਜਾਂਦੀ ਉੱਥੇ ਮਨ ਮਾਰ ਕੇ ਸੱਚ ਬੋਲਿਆ ਜਾ ਸਕਦਾ ਹੈ ਮਨ ਮਾਰ ਕੇ ਸੱਚ ਬੋਲਿਆ ਜਾ ਸਕਦਾ ਹੈ ਇਸ ਕਰਕੇ ਪਹਿਲਾਂ ਮਨ ਨੂੰ ਮਾਰਨਾ ਹੈ ਜੇ ਸੱਚ ਬੋਲਣਾ ਹੈ ਜਿਹਨੇ ਮਨ ਮਾਰ ਲਿਆ ਉਹ ਸੱਚ ਬੋਲ ਸਕਦਾ ਹੈ ਨਹੀਂ ਸੱਚ ਨਹੀਂ ਬੋਲਦਾ ਇਹ ਔਖਾ ਇਹ ਕਾਖੜੀ ਕਾਰ ਹੈ ਇਹ ਕਾਰ ਕਾਖੜੀ ਹੈ ਔਖਾ ਕੰਮ ਹੈ ਇਹ ਘਾਟੀ ਔਖੀ ਹੈ ਕਹਿੰਦੇ ਰਹਿਣ ਦੇ ਪਹਿਲਾਂ ਮਾਰਨ ਕਬੂਲ ਕਰ ਜੇ ਦਿਲ ਤਰ ਤੜੀ ਗਲੀ ਮੋਰੀ ਆਓ ਜੇ ਕੋ ਪ੍ਰੇਮ ਖੇਡਣ ਦਾ ਚਾਹੋ ਸਿਰ ਨਾਲ ਖੇਡਣਾ ਤੇ ਨਾਲ ਗੇਂਦ ਬਣਾ ਕੇ ਸਿਰ ਦੀ ਤਾਂ ਵਾਰ ਬਣਾਉਣੀ ਹੈ ਐਡੀ ਔਖੀ ਗੱਲ ਹੈ ਕਿਤੇ ਕਾਨ ਮਹੇਸ਼ ਆ ਕਾਨ ਅਰ ਮਹੇਸ਼ ਵੀ ਕਨੀ ਰਹਿਦਾ ਫਿਰ ਕਾਨ ਕ੍ਰਿਸ਼ਨ ਵਿਸ਼ਨੂੰ ਹੈ ਕਾਨ ਵਿਸ਼ਨੂੰ ਕਾਨ ਹੈ ਜਿਹੜੇ ਰਾਜੇ ਅਵਤਾਰ ਨੇ ਨਾ ਇਹ ਕਾਨ ਨੇ ਵਿਸ਼ਨੂੰ ਦੇ ਅਵਤਾਰ ਹੈ ਵਿਸ਼ਨੂੰ ਇਹ ਕਾਨ ਹੋ ਗਏ ਉਹ ਦੂਏ ਪਾਸੇ ਵਾਲਾ ਮਹੇਸ਼ ਹੋ ਗਿਆ ਇਹ ਵੀ ਕਨੀ ਰਹਿਦਾ ਰਹਿੰਦਾ ਸਾਰੇ ਕਾਨ ਨੇ ਸਾਰੇ ਮਹੇਸ਼ ਨੇ ਅਕਾਲ ਪੁਰਖ ਕੀ ਦੇਵੋ ਕੋਟ ਕਮਿਸ਼ ਵਿਸ਼ਨ ਵੇਸ਼ ਦੇਵੋ ਕਿਵੇਂ ਕਿਹਾ ਆਪਦੀ ਦੇ ਦੇ ਵਿੱਚ ਐ ਸ੍ਰਿਸ਼ਟੀ ਉਹਦੇ ਪੇਟ 'ਚ ਭਾਵੇਂ ਸਾਗਰ ਸੁਖ ਸਾਗਰ ਦੇ ਵਿੱਚ ਨਹੀਂ ਸੁਖ ਸਾਗਰ ਦਾ ਉਹਦੀ ਦੇਹ ਹੈ ਆ ਉਹਦੇ ਵਿੱਚ ਨੇ ਦੇਹ ਨੂੰ ਕਿੱਥੇ ਬੋਲੀ ਦੇਖੋ ਦਸਮ ਪਾਸ਼ਾ ਦਾ ਗ੍ਰੰਥ ਹੈ ਉਹ ਦਾਸੂ ਗ੍ਰੰਥ ਹੈ ਕਿੱਥੇ ਬੋਲਦਾ ਇਹ ਕੀ ਜਾਣਨ ਮੂਰਖ ਪਾਪ ਸਾਗਰ ਸੁਖ ਸਾਗਰ ਦੇ ਵਿੱਚ ਹੈ ਨਾ ਆਪਾਂ ਕਹਿੰਦੇ ਇਹਨਾਂ ਦਾ ਢਿੱਡ ਜਿਹਾ ਸਭ ਕੁਝ ਮੈਂ ਬੋਲਾਂ ਨਹੀਂ ਢਿੱਡ 'ਚ ਕੀ ਲਈ ਬੈਠਾ ਕਹਿੰਦਾ ਤੈਨੂੰ ਨਾ ਇਹ ਦਾ ਪਰਮੇਸ਼ਰ ਦੇ ਪੇਟ 'ਚ ਆਇਆ ਗਰਭ ਦੇ ਵਿੱਚ ਆ ਉਹਦੇ ਢਿੱਡ 'ਚ ਧਰਤੀ ਦੇ ਗਰਭ ਦਾ ਨਹੀਂ ਸਾਨੂੰ ਪਤਾ ਕੀ ਕੀ ਹੈ ਐ ਜਾਂ ਦਾ ਲੇਗਾ ਧਰਤੀ ਉਹਦੇ ਗਰਭ 'ਚ ਨੇ ਪਤਾ ਨਹੀਂ ਕਿੰਨੀਆਂ ਹੈ ਜੀਆਂ ਧਰਤੀਆਂ ਜੀਵ ਕਿੰਨੇ ਗਰਭ ਚ ਨੇ ਅਕਾਲ ਪੁਰਖ ਕੀ ਦੇਵੋ ਸਭ ਉਹਦੀ ਦੇਹੀ ਹੈ ਉਹਦੇ ਵਿੱਚ ਆ ਅਸੀਂ ਉਹਦੀ ਦੇਹੀ ਦੇ ਅੰਦਰ ਆ ਸਾਰੀ ਸ੍ਰਿਸ਼ਟੀ ਉਹਦੀ ਦੇਹੀ ਦੇ ਵਿੱਚ ਹੈ ਉਹ ਬਾਹਰ ਦਾ ਕੋਈ ਜਗ੍ਹਾ ਨਹੀਂ ਵਿਆਪੀ ਆ ਉਹ ਬਾਹਰ ਕਿੱਥੇ ਦਿੰਦਾ ਬਾਹਰ ਕਿੱਥੇ ਰਚਨਾ ਦਾ ਕੋਈ ਵਿਹਲੀ ਜਗ੍ਹਾ ਹੁੰਦੀ ਤਾਂ ਇਹ ਰਹਤੋਂ ਨੇ ਆਪਣੇ ਅੰਦਰ ਜੀ ਹੋਈ ਹੈ ਕੋਟ ਕਮਿਸ਼ਨ ਮਹੇਸ਼ ਤੇ ਸਾਰੇ ਕਰੋੜਾਂ ਮਿਸ਼ਨ ਜੇ ਨੇ ਮੈਨੂੰ ਕਿਹਾ ਸੀ ਨਾ ਤਿੰਨੀ ਜੇਲੇ ਪ੍ਰਮਾਣ ਜਿੰਨੇ ਜੀਵ ਨੇ ਸਾਰਿਆਂ ਨੂੰ ਜੇਲੇ ਪ੍ਰਮਾਣ ਕੀਤਾ ਜਿਹੜਾ ਮਾਰਦਾ ਉਹ ਵਿਸ਼ਨੂੰ ਦਾ ਅਵਤਾਰ ਹੈ ਨਾ ਉਹ ਸ਼ਿਵਜੀ ਦਾ ਅਵਤਾਰ ਹੈ ਜਦੋਂ ਪਾਲਣਾ ਕਰਦਾ ਵਿਸ਼ਨੂ ਦਾ ਅਵਤਾਰ ਹੈ ਜਦੋਂ ਰਚਨਾ ਕਰਦਾ ਇਹਨੇ ਆਪਣਾ ਸਰੀਰ ਆਪਣਾ ਬਣਾਇਆ ਪਹਿਲਾਂ ਕਰਮ ਚ ਵੀਰ ਕਹਿੰਦਾ ਹੈ ਗੁਰਬਾਣੀ ਕਹਿੰਦੀ ਹੈ ਜਿੰਨ ਗੱਲ ਗੜਿਓ ਸੋ ਗੜ ਮੇ ਬਾਬਾ ਜਿਹਨਾਂ ਸਰੀਰ ਬਣਾਇਆ ਤਾਂ ਸਰੀਰ ਦੇ ਵਿੱਚੋਂ ਮਿਲਿਆ ਬਾਹਰ ਕਿੱਥੇ ਉਹਨਾਂ ਸੀ ਚੂਹਾ ਖੰਡ ਪੜਦਾ ਖੰਡ 'ਚ ਰਹੂਗਾ ਬਾਹਰ ਜਾਊਗਾ ਖੰਡ ਕਾਦੇ ਵਾਸਤੇ ਪੱਟੀਏ ਚੂਹੇ ਨੇ ਰਹਿਣ ਵਾਸਤੇ ਲੁਕਣ ਵਾਸਤੇ ਬਾਹਰ ਖਤਰਾ ਹੈ ਖੰਡ ਜੋ ਮਿਲੂਗਾ ਉਹ ਲੈਦਾ ਕਰਦਾ ਸਾਪਾ ਵਾੜਾ ਖੰਡ ਚ ਜੂਹੇ ਨੂੰ ਮਾਰਨ ਦਾ ਕਾਲ ਵੀ ਆਵੜਦਾ ਉਹ ਨੰਗਾ ਨਾ ਜੂਹ ਨੂੰ ਫੜ ਲੈਂਦਾ ਆ ਕੇ ਉਹ ਤਾਂ ਗੱਲ ਬਖਰੀ ਹੈ ਨਾ ਪੱਟੀ ਖੰਡ ਚੂਹੇ ਨੇ ਚੂਹਾ ਖੰਡ ਚ ਮਿਲਦਾ ਤਾਂ ਹੀ ਸੱਪ ਖੰਡ ਚ ਬਣਦਾ ਵੀ ਚੂਹਾ ਵਿੱਚੇ ਹੋਊ ਇਹਦੀ ਗੱਲ ਤਾਂ ਉਹ ਵੀ ਜਾਣਦਾ ਵੀ ਜਿਹਨੇ ਖੰਡ ਪੱਟੀਏ ਵਿੱਚੇ ਹੋਊ ਅਸੀਂ ਉਹਨੂੰ ਬਾਹਰ ਢੋਲਦੇ ਸਾਪ ਨੂੰ ਵੀ ਘਟ ਗਿਆ ਨਾ ਜਾਨਵਰਾਂ ਨੂੰ ਵੀ ਸਾਡਾ ਉਹਨਾਂ ਲੋਕਾਂ ਦਾ ਜ਼ਰੂਰ ਘਟ ਹੈ ਜਿਹੜੇ ਬਾਹਰ ਡੋਲਦੇ ਨੇ ਜਾਨਵਰਾਂ ਨੂੰ ਵੀ ਘਟ ਗਿਆ ਜਾਨਵਰਾਂ ਨੂੰ ਵੀ ਗਿਆਨ ਆਪਣੇ ਜਗਾਰ ਦਾ ਕਿੱਥੋਂ ਮਿਲਣਾ ਹੈ ਲੋ ਸ਼ੇਰਾਂ ਨੂੰ ਪਤਾ ਬਣ ਦੇ ਕਿਨਾਰੇ ਜਾਂਦੇ ਨੇ ਵੀ ਜਾਨਵਰ ਇੱਥੇ ਹੋਣਗੇ ਪਰ ਅਸੀਂ ਰੱਬ ਨੂੰ ਉੱਥੋਂ ਟੋੜਦੇ ਜਿੱਥੇ ਹੁੰਦਾ ਹੀ ਨਹੀਂ ਸਾਡੇ ਕਹੀ ਜਾਂਦੇ ਅੰਦਰ ਸਾਡੇ ਆਦਮੀ ਜਾਨਵਰਾਂ ਤੋਂ ਬੇਵਕੂਫ ਹੈ ਉਹ ਸਾਰੀਆਂ ਮਤਾਲੇ ਜਾਨਵਰਾਂ ਤੋਂ ਵੀ ਬੇਵਕੂਫ ਨੇ ਇਸ ਕਰਕੇ ਹਰ ਜਾਨਵਰ ਆਪਣੀ ਕੌੜੀ ਚੜ ਜਾਂਦਾ ਆਦਮੀ ਆਪਣੀ ਕੌੜੀ ਤੋਂ ਸਲਿਪ ਕਰ ਜਾਂਦਾ ਕਿਉਂਕਿ ਜਾਨਵਰਾਂ ਵਾਲੀ ਅਕਲ ਨਹੀਂ ਜਾਂਦੀ ਇਹ ਜਿਹੜੀ ਇਹਨਾਂ ਕੋਲ ਜ਼ਿਆਦਾ ਅਕਲ ਹੈ ਉਹ ਰਿਐਕਸ਼ਨ ਕਰ ਗਈ ਰਿਐਕਸ਼ਨ ਕਰ ਜਾਂਦੀ ਇਹਨਾਂ ਕੋਈ ਚੀਜ਼ ਇਹ ਡੇਂਜਰਸ ਬਣ ਗਈ ਇਹਨਾਂ ਵਾਸਤੇ ਅਗਰ ਉਹ ਵਿਚਾਰੇ ਘਾਟਾ ਕਰ ਵਾਲੇ ਨੇ ਆਪਣੇ ਸਿੱਧੇ ਰਹਿ ਜਾਂਦੇ ਨੇ ਦਰਦ ਵੀ ਇੰਨੇ ਜੜ ਥੱਲੇ ਨੂੰ ਜਾਂਦੀ ਹੈ ਉੱਤੇ ਦਰਦ ਬੰਦਾ ਟੇਡਾ ਹੋ ਕੇ ਨਿਕਲ ਜਾਂਦਾ ਉੱਤੇ ਨਿਕਲ ਜਾਂਦਾ ਪਤਾ ਵੀ ਭਾਈ ਇਹਦੇ ਉੱਤੇ ਜਾਣ ਨਹੀਂ ਨਾ ਫਾਇਦਾ ਹੋ ਜੋ ਤੇ ਤਕੜਾ ਪਹਿਲਾਂ ਦਾ ਆਇਆ ਗਿਆ ਸਾਈਡ ਤੇ ਦੀ ਹੋ ਕੇ ਵੀ ਜਾਂਦਾ ਇਹ ਜਾ ਕੇ ਟੱਕਰ ਮਾਰਦਾ ਵਿੱਚ ਲੜਾਈਆਂ ਤਾਂ ਹੀ ਹੁੰਦੀਆਂ ਨੇ ਨਾ ਇਹਦੀ ਕੁਰਸੀ ਮੈਂ ਖੋਣੀ ਟੱਕਰ ਮਾਰਦਾ ਨਾ ਜਾ ਕੇ ਅਜਿਹੀ ਲੜਾਈਆਂ ਹੁੰਦੀਆਂ ਇਹਦੀ ਅਕਲ ਦੀਆਂ ਲੜਾਈਆਂ ਨੇ ਆਦਮੀ ਕਹਿੰਦਾ ਜਿਆਦਾ ਅਕਲ ਆਣਾ ਗੁਰਬਾਣੀ ਕਹਿੰਦੀ ਹੈ ਬੇਅਕਲ ਜਿਆਦਾ ਗੁਰਬਾਣੀ ਗਲਤ ਹੈ ਆਦਮੀ ਗਲਤ ਹੈ ਇਸੇ ਕਰਕੇ ਸੰਸਾਰ ਨੂੰ ਮੰਨਦਾ ਨਹੀਂ ਇਹਦਾ ਸਾਰਿਆਂ ਨੂੰ ਬੇਵਕੂਫ ਕਹੀ ਜਾਂਦਾ ਹੈ ਅਸੀਂ ਸਾਰੇ ਹੀ ਬੇਵਕੂਫ ਪਰ ਜਿਹੜਾ ਗੁਰਬਾਣੀ ਨੂੰ ਮੰਨ ਲੈਂਦਾ ਸਮਝ ਲੈਂਦਾ ਉਹ ਕਹਿੰਦਾ ਕਮ ਕਮ ਮੈਂ ਜਰੂਰ ਬੇਵਕੂਫ ਜਿਹੜੇ ਨਹੀਂ ਮੰਨਦੇ ਉਹ ਨਾ ਮੰਨਣ ਬੇਵਕੂਫ ਤਾਂ ਉਹ ਵੱਡੇ ਨੇ ਮੇਰੇ ਨਾਲ ਬੇਵਕੂਫ ਥੋੜੇ ਨੇ ਤਾਂ ਨਹੀਂ ਮੰਨਦੇ ਉਹ ਮੇਰੇ ਨਾਲ ਵੱਡੇ ਬੇਵਕੂਫ ਆਪਨ ਕੋ ਜੋ ਜਾਣੇ ਨੀਚਾ ਸੋਈ ਗਣੀਏ ਸਭ ਤੇ ਉੱਚਾ ਆਪਣੀ ਅਕਲ ਨੂੰ ਜਿਹੜਾ ਛੋਟੀ ਮੰਨ ਲਵੇ ਉਹ ਸਭ ਤੋਂ ਵੱਡਾ ਬਣ ਜਾਂਦਾ ਜਿਹੜਾ ਗੁਰਬਾਣੀ ਨੂੰ ਮੰਨਣ ਵਿੱਚ ਨੀਵਾ ਹੋ ਕੇ ਮੰਨ ਹੁੰਦਾ ਹੰਕਾਰ ਨਹੀਂ ਮੰਨਣ ਦਿੰਦਾ ਅਕਲ ਦਾ ਵਿਦਵਾਨਾਂ ਨੂੰ ਹੰਕਾਰ ਹੀ ਨਹੀਂ ਮੰਨਣ ਦਿੰਦਾ ਕਿਤੇ ਕਾਨ ਮਹੇਸ਼ ਕਾਨ ਮਹੇਸ਼ ਨਹੀਂ ਹੋ ਗਏ ਹੁਣ ਬਾਣੀ ਦਾ ਸੰਦਰ ਕਿੰਨੇ ਹੋ ਗਏ ਕਾਨ ਮੇ ਜਿਕ ਨਹੀਂ ਰਹਿੰਦਾ ਪੰਡਤ ਦੀ ਪੜ੍ਹਾਈ ਰੱਦ ਹੋ ਗਈ ਹੋ ਗਈ ਨਾ ਰੱਦ ਸਿਮਰਤ ਸ਼ਾਸਤਰਾਂ ਦੀ ਪੜ੍ਹਾਈ ਰੱਦ ਕਰਤੀ ਰੱਦੀ ਦੀ ਟੋਕਰੀ ਸੁਣਤੀ ਸਿਮਰਤ ਬੇਦ ਪ੍ਰਾਣ ਬਕਾਰਨ ਪੋਥੀਆਂ ਨਾਮ ਬਣਾ ਸਭ ਕੋੜ ਗੱਲ ਹੀ ਉੱਚੀਆਂ ਉੱਚੀਆਂ ਗੱਲਾਂ ਨੇ ਸਭ ਹੂੰ ਕਿਤੇ ਵਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਕਿਤੇ ਵਰਮੇ ਘਾਟ ਘੜੀਏ ਹੁਣ ਵਰਮਾ ਵੀ ਕਿੰਨੇ ਹੀ ਨੇ ਆਪਣੇ ਰੂਪ ਰੰਗ ਦੇ ਵੇਸ ਘੜਦੇ ਨੇ ਗਰਭ ਵਿੱਚ ਸਾਰੇ ਇਹ ਸਾਰੇ ਵਰਮੇ ਨੇ ਇਹ ਗਰਭ ਵਿੱਚ ਵਰਮਾ ਦਾ ਅਵਤਾਰ ਹੈ ਜਿੰਨਾ ਜਰ ਗਰਭ ਚ ਉਹਨੇ ਜਰ ਵਰਮਾ ਜੇ ਬਾਹਰ ਆ ਗਿਆ ਫਿਰ ਵਿਸ਼ਨੂੰ ਵੀ ਹੈ ਹਰ ਸ਼ਿਵ ਫਿਰ ਨਹੀਂ ਦੇ ਸਿਰਫ ਕਰਮ ਕਰਮ ਵਿੱਚ ਫਰਮਾ ਕਿਉਂਕਿ ਘਾਟ ਤੁਸੀਂ ਕਰਦਾ ਫਿਰ ਇਹ ਤਾਂ ਦੋ ਕੰਮ ਕਰਦਾ ਸ਼ਿਵ ਕਰਦਾ ਆ ਵੀ ਇਹ ਤਾਂ ਪਾਲਣਾ ਕਰਦਾ ਕਿਆ ਫਿਰ ਆਹਾਰ ਕਰਦਾ ਜੀਆਂ ਦਾ ਜੀ ਆਹਾਰ ਜੇ ਡੰਗਰ ਪੱਠੇ ਖਾਂਦਾ ਹਰੇ ਤਾਂ ਉਹ ਮਾਰਦਾ ਹੀ ਹੋਵੇ ਜੇ ਅਸੀਂ ਦਾਲ ਉਬਾਲ ਕੇ ਖਾਣੇ ਆ ਮਾਰਦੇ ਹੀ ਆ ਜੀ ਇੱਥੇ ਦਾਣੇ ਅੰਨ ਕੇ ਜੀਵਾ ਜਨ ਹੋਏ ਚਲੋ ਮਾਂ ਸਾਡੀ ਗੱਲ ਛੱਡ ਦੋ ਹਰੇ ਇਹ ਜ਼ਿਆਦਾ ਕਤਲ ਹੋ ਗਏ ਜ਼ਿਆਦਾ ਜੀ ਮਾਰਦੇ ਜਿਨ੍ਹਾਂ ਨੇ ਅੰਨ ਖਾਦਾ ਸਿਰਫ ਜ਼ਿਆਦਾ ਅਪਰਾਧੀ ਨੇ ਭਰਮ ਹੈ ਨਾ ਉਹਨਾਂ ਨੂੰ ਜ਼ਿਆਦਾ ਉਹਨਾਂ ਨੂੰ ਜ਼ਿਆਦਾ ਭਰਮ ਹੈ ਜ਼ਿਆਦਾ ਭਰਮ ਜੀ ਜ਼ਿਆਦਾ ਅਪਰਾਧ ਹੋ ਜਾਂਦਾ ਹੈ ਜ਼ਿਆਦਾ ਭਰਮ ਕਰਕੇ ਜ਼ਿਆਦਾ ਅਪਰਾਧ ਹੁੰਦਾ ਪੁੰਨ ਪਾਪ ਨੂੰ ਮੰਨਣ ਵਾਲੇ ਜ਼ਿਆਦਾ ਅਪਰਾਧੀ ਨੇ ਜੋ ਅਗਿਆਨ ਤਾਂ ਜ਼ਿਆਦਾ ਉਹਨਾਂ ਨੇ ਆਪਣੀ ਅਕਲ ਦਾ ਜ਼ਿਆਦਾ ਇਸਤੇਮਾਲ ਕੀਤਾ ਉਹਨਾਂ ਨੇ ਜਿੰਨਾ ਆਪਣੀ ਅਕਲ ਦਾ ਤੁਸੀਂ ਜ਼ਿਆਦਾ ਇਸਤੇਮਾਲ ਕਰੋਗੇ ਨਾ ਆਪਣੇ ਲੈਵਲ ਤੇ ਧਰਮ ਨੂੰ ਧਾਰਨ ਕਰਨ ਦਾ ਉਹ ਨਹੀਂ ਅਗਿਆਨ ਦਾ ਵਸ਼ੂ ਕਿਤੇ ਬਰਮੇ ਘਾਟ ਘੜੀਏ ਰੂਪ ਰੰਗ ਦੇ ਵੇਸ ਰੂਪ ਰੰਗ ਦੇ ਵੇਸ ਬਣਾਉਂਦੇ ਨੇ ਬਰਮੇ ਜਿਸਾ ਦਾ ਰੂਪ ਰੰਗ ਆਪਣਾ ਘੜ ਰਿਹਾ ਗਰਭ ਦੇ ਵਿੱਚ ਇਹਨੇ ਆਪ ਘੜਿਆ ਕਿਸੇ ਨਹੀਂ ਘੜਿਆ ਉਹ ਰੂਪ ਰੰਗ ਕੇ ਵਿੱਚ ਕੀਤੀਆਂ ਕਰਮ ਭੂਮੀ ਮੇਰ ਕਹਤੇ ਕਹਤੇ ਤੂੰ ਉਪਦੇਸ਼ ਕਰਮ ਭੂਮੀਆਂ ਇਹ ਜਾਂ ਕਈਆਂ ਨੇ ਕੋਈ ਨਹੀਂ ਹੈ ਕਰਮ ਭੂਮੀਆਂ ਦਾ ਕਈ ਨੇ ਆ ਜਿਹੜੀ ਧਰਮ ਖੰਡਾ ਲੱਗਦਾ ਕਰਮ ਭੂਮੀਆਂ ਕਈ ਹੋ ਸਕਦੀ ਕਰਮ ਭੂਮੀ ਤਾਂ ਅਲੱਗ-ਅਲੱਗ ਹੈ ਅਲੱਗ-ਅਲੱਗ ਜੂਨ ਅਲੱਗ-ਅਲੱਗ ਕਰਮ ਭੂਮੀ ਅਲੱਗ-ਅਲੱਗ ਜੂਨ ਅਲੱਗ-ਅਲੱਗ ਕਰਮ ਭੂਮੀ ਆ ਸ੍ਰਿਸ਼ਟੀ ਦਾ ਹੋ ਗਈ ਨਾ ਧਰਮ ਖੰਡ ਇਹ ਤਾਂ ਸ੍ਰਿਸ਼ਟੀ ਹੈ ਧਰਮ ਹਰ ਜੂਨ ਕਰਮ ਕਰਮ ਕਰਮ ਜੂਝੇ ਕਰਮ ਕੀਤਾ ਹੈ ਜੂਝੇ ਤੇ ਕਿਰਪਾ ਹੋਈ ਹੈ ਕਿਸੇ ਵੀ ਜੂਨ ਚ ਪੌੜੀ ਜਿਹੜੇ ਸਰਪਾਈ ਹੋਈ ਜਾਂਦੇ ਕਰਮ ਦਾ ਅਰਥ ਉਹਨੇ ਕੰਮ ਨਹੀਂ ਕੀਤਾ ਕੋਈ ਪਾਣੀ ਦੇ ਪਾਣੀ ਦੇ ਰਹਿਣ ਵਾਲਾ ਕਰਮ ਕਰਦਾ ਸੀ ਪਾਣੀ ਦੇ ਰਹਿਣ ਵਾਲਾ ਕਰਮ ਨਹੀਂ ਕਰਦਾ ਕਰਮ ਉਹ ਕਰਦਾ ਜਿਹਨੂੰ ਪਾਣੀ ਦਾ ਗਿਆਨ ਕਰਮ ਭੂਮੀ ਹੈ ਉਸ ਦੇ ਜ ਰਹਿ ਕੇ ਇਹਦੇ ਕਿਰਪਾ ਹਾਜ਼ਰ ਕੀਤੀ ਹੈ ਕਿਰਪਾ ਦਾ ਪਾਤਰ ਬਣੇ ਬਸ ਅਸੀਂ ਇਹ ਅਰਥ ਲਗਾਉਂਦੇ ਜਿਹੜੇ ਸਰੀਰ 'ਚ ਇਹਨੇ ਕਿਰਪਾ ਇੱਕ ਪੌੜੀ ਜੜੀ ਹੈ ਜਿਹੜਾ ਸੀ ਲੱਖ ਪੌੜੀ ਜੜਿਆ ਨਾ ਕਿਰਪਾ ਹੋਈ ਜਰਾਸੀ ਲੱਖ ਵਾਰੇ ਇਹਨੇ ਘਰ ਭੂਮੀ ਬਦਲੀ ਹੈ 84 ਲੱਖ ਵਾਰੇ ਤੇ ਕਿਰਪਾ ਹੋਈ ਹੈ ਉਹਦਾ ਇੱਕ ਮੰਨ ਲਈ 84 ਉਹਨੇ ਕਹਤੇ ਕਹਿਤਾ ਤੇ ਗੁਰਬਾਣੀ ਨੇ ਪਤਾ ਨਹੀਂ ਕਿੰਨੀਆਂ ਨੇ ਝਗੜਾ ਨਹੀਂ ਪਾਇਆ ਬਣਦਣਾ ਵੀ ਨਹੀਂ 84 ਨੇ 85 ਨੇ 83 ਨੇ 82 ਨੇ ਜਾਂ ਘੱਟ ਨੇ ਵੱਧ ਨੇ 84 ਹੋ ਸਹੀ ਝੂਠਾ ਕਰ ਲਿਆ ਉਹਨੂੰ ਪਰ ਕਹਿੰਦੇ ਕਿੰਨੇ ਨੇ ਕਿੰਨੇ ਹੋਣਗੇ ਆਪਾਂ ਨੇ ਤੇ ਕੀ ਗੱਲ ਇੱਥੇ ਸਹੀ ਆਏ ਆ ਪਤਾ ਨਹੀਂ ਕਿੰਨੇ ਆਏ ਪਤਾ ਹੀ ਨਹੀਂ ਸਾਨੂੰ ਆਪਾਂ ਕਿਉਂ ਪਤਾ ਕਰਕੇ ਲੈਣਾ ਕੀ ਹੈ ਪਿੱਛੇ ਦਾ ਇਸ ਕਰਕੇ ਕਹਾਂ ਅਗਾਹ ਕੋ ਤਰਾਂ ਪਾਛੇ ਫੇਰਨਾ ਪਿੱਛੇ ਨੂੰ ਚੱਕਣ ਦੀ ਲੋੜ ਨਹੀਂ ਕਿੰਨੀਆਂ ਜਿਹੜਿਆ ਅਸੀਂ ਉਹ ਲਿਸਟ ਬਣਾ ਕੇ ਕੀ ਲੈਣ ਉਹਨਾਂ ਜੁਨਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਨਾ ਸਾਡੀ ਬੋਲੀ ਸਮਝੋ ਨਾ ਅਸੀਂ ਉਹਨਾਂ ਨੂੰ ਉਪਦੇਸ਼ ਕਰ ਸਕਦੇ ਹਾਂ ਨਾ ਕੁਝ ਉਹਨਾਂ ਦਾ ਸਮਾਰ ਸਕਦਾ ਨਾ ਕੁਝ ਉਹਨਾਂ ਦਾ ਬਗੜ ਸਕਦਾ ਉਹ ਗਿਆਨ ਅਸੀਂ ਤਾਂ ਲਈਏ ਜੇ ਉਹਦਾ ਕੋਈ ਸਾਨੂੰ ਨਾ ਉਹਦਾ ਸਾਨੂੰ ਲਾਭ ਸਾਨੂੰ ਉਹਦਾ ਲਾਭ ਕੋਈ ਨਹੀਂ ਉਹਨਾਂ ਨੂੰ ਅਸੀਂ ਉਪਦੇਸ਼ ਕਰ ਨਹੀਂ ਸਕਦੇ ਉਪਦੇਸ਼ ਤਾਂ ਤਾਂ ਕਰੀਏ ਜੇ ਉੱਥੇ ਗਲਤੀ ਕਰਦੇ ਨੇ ਉੱਥੇ ਉਪਦੇਸ਼ ਸਹੀ ਨਹੀਂ ਉੱਥੇ ਕੋਈ ਗਲਤੀ ਨਹੀਂ ਕਰਦਾ ਗਲਤੀ ਦੇ ਚਾਂਸਸ ਇੱਥੇ ਆ ਕੇ ਨੇ ਐਸ ਜੋਨ ਵਿੱਚ ਗਲਤੀ ਦੇ ਚਾਂਸਸ ਨੇ ਇਸੇ ਕਰਕੇ ਇੱਥੇ ਅਸਲ ਦੇ ਵਿੱਚ ਤਾਂ ਮੋਟੀ ਗੱਲ ਸੀ ਵੀ ਜਿਹਦੀ ਉਂਗਲੀ ਫੜ ਕੇ ਤੂੰ 84 ਲੱਖ ਜਿਹੜੇ ਬਾਪ ਦੀ ਉਂਗਲੀ ਫੜ ਕੇ 84 ਲੱਖ ਪੌੜੀ ਜਿਹੜੇ ਉਸ ਦੀ ਉਂਗਲੀ ਛੱਡ ਕੇ ਉਹਦੇ 30 ਲੜ ਕੋਈ ਫੇਰ ਪੜਨਾ ਹੈ ਪੌੜੀ ਤੇ ਵੀ ਚੜ੍ਹਦੀ ਲੈ ਆ ਗੱਲ ਮੋਟੀ ਹੈ ਜੇ ਜਾਣਾ ਲੜ ਛੱਡਣ ਐ ਜੋਨ ਚਾ ਕੇ ਲੜ ਛੁੱਟਿਆ ਸਹੀ ਨਹੀਂ ਛੁੱਟਿਆ ਤੇ ਪੀੜੀ ਪਾਈ ਹੰਡ ਮੈਨੂੰ ਪਤਾ ਲੱਗਦਾ ਜੇ ਮਨੁੱਖਾ ਜਨਮ ਵਿੱਚ ਲੜ ਛੁੱਟ ਜਾਂਦਾ ਹੁੰਦਾ ਪਰ ਪੂਰੀ ਪੱਕੀ ਗੰਢ ਪਾ ਲੈਣੀ ਸੀ ਗੰਢ ਛੁੱਟ ਗਈ ਇਹ ਮਨੁੱਖਾ ਜਨਮ ਚ ਧਰਮ ਹੈ ਮਨੁੱਖਾ ਜਨਮ ਚ ਅਵਤਾਰ ਹੁੰਦੇ ਨੇ ਮਨੁੱਖਾ ਜਨਮ ਚ ਸਭ ਕੁਝ ਹੁੰਦਾ ਇੱਥੇ ਹੀ ਧਰਮ ਬਣਦੇ ਨੇ ਇੱਥੇ ਹੀ ਧਰਮ ਬਣਦੇ ਨੇ ਅਸਲ ਚ ਜਿਹੜੇ ਅਧਰਮ ਹਨ ਅਧਰਮ ਕੋਈ ਐਸੀ ਚੀਜ਼ ਨਹੀਂ ਸਾਡੇ ਜਿਹੜਾ ਧਰਮ ਤੋਂ ਧਰਮ ਹੋਵੇ ਸਾਡੀ ਸੋਚ ਵਿੱਚ ਅਧਰਮ ਹੈ ਕਰਮ ਵਿੱਚ ਅਧਰਮ ਹੈ ਉਹ ਅਧਰਮ ਕਰਮ ਦੇ ਵਿੱਚ ਮੰਨਦੇ ਨੇ ਅਸੀਂ ਗੁਰਬਾਣੀ ਸੋਚ ਵਿੱਚ ਮੰਨਦੇ ਜੋ ਅਸੀਂ ਪਰਮੇਸ਼ਰ ਦੀ ਰਜ਼ਾ ਤੋਂ ਖਿਲਾਫ ਸੋਚਦੇ ਹਾਂ ਉਹ ਤਾਂ ਕਰ ਤਾਂ ਸਕਦੇ ਨਹੀਂ ਨਾ ਕੁਝ ਕਰ ਨਹੀਂ ਸਕਦੇ ਜੋ ਪਰਾ ਭਾਵੈ ਸੋ ਕਰੇ ਸੋਈ ਜੀ ਜੀ ਉਹੀ ਕਰਦੇ ਨੇ ਉਹੀ ਕਰ ਸਕਦੇ ਨੇ ਕੁਝ ਨਹੀਂ ਹੋਰ ਕਰ ਸਕਦੇ ਬਾਵਜੂਦ ਸਪਸ਼ਟ ਗੱਲ ਦੇ ਸਪਸ਼ਟ ਗੱਲ ਦੇ ਸੋਈ ਜੀ ਕਰਨ ਫਿਰ ਪੁੰਨ ਪਾਪ ਸਿੱਖ ਕਿਵੇਂ ਮੰਨਦੇ ਨੇ ਅਸਲ ਸਿੱਖ ਹੀ ਨਹੀਂ ਚੇਲੇ ਹਿੰਦੂ ਦੇ ਨੇ ਕਹੀ ਰੌਲਾ ਪਾਈ ਜਾਂਦੇ ਨੇ ਬ੍ਰਾਹਮਣ ਦੇ ਖਿਲਾਫ ਵਿਪਰ ਦੇ ਖਿਲਾਫ ਹੈ ਵਿਪਰ ਦੇ ਚੇਲੇ ਜਿੰਨਾ ਰੌਲਾ ਵਿਪਰ ਦੇ ਖਿਲਾਫ ਇਹਨਾਂ ਨੇ ਪਾਇਆ ਉਹ ਸਾਰੇ ਆਪ ਆ ਵਿਪਰ ਨੇ ਉਹਨਾਂ ਨੂੰ ਨਫ਼ਰਤ ਹੈ ਵਿਪਰ ਤੋਂ ਜ਼ਰੂਰ ਨਫ਼ਰਤ ਵੀ ਸਿੱਖੀ ਨਫ਼ਰਤ ਨਹੀਂ ਸਿਖਾਉਂਦੀ ਜੇ ਨਫ਼ਰਤ ਉਹ ਸਿੱਖ ਨਹੀਂ ਜਿਹਦੇ ਅੰਦਰ ਨਫ਼ਰਤ ਉਹ ਸਿੱਖ ਹੋਈ ਨਹੀਂ ਸਕਦਾ ਸਿੱਖ ਪੜ੍ਹ ਵੀ ਨਹੀਂ ਸਕਦਾ ਨਫ਼ਰਤ ਛੱਡ ਕੇ ਤਾਂ ਸਿੱਖੀ ਗੁਰੂ ਨੂੰ ਕੋਲ ਬਿਠਾੜੂ ਜਿੰਨਾ ਜਿਹੜਾ ਦੇ ਅੰਦਰ ਨਫ਼ਰਤਾ ਗੁਰੂ ਨੂੰ ਨੇੜੇ ਵੀ ਨਹੀਂ ਬਣ ਦਿੰਦਾ ਉਹਨੂੰ ਕਹਿੰਦੇ ਬਾਹਰ ਹੋ ਨਫ਼ਰਤਾ ਲੋਭੀ ਤੋਂ ਵੀ ਖਤਰਨਾਕ ਹੈ ਉਹ ਤਾਂ ਕਹਿੰਦਾ ਰੂਪੀ ਦਾ ਬਸਾ ਵੀ ਜੋ ਨਫਰ ਤਾੜਨ ਦਾ ਕਾਇ ਬੇੜਾ ਨਾ ਬਣ ਦੋ ਗੁਰਦੁਆਰੇ ਅੰਦਰ ਨਾ ਬਣ ਦੋ ਇਹ ਗੁਰਦੁਆਰੇ ਨਹੀਂ ਹਨ ਜਿਹੜੇ ਗੁਰਦੁਆਰੇ ਦੀ ਗੱਲ ਗੁਰਬਾਣੀ ਕਰਦੇ ਹੋ ਗੁਰਦੁਆਰਾ ਹੋਰ ਜਿੱਥੇ ਗੁਰੂ ਰਹਿੰਦਾ ਉਹ ਹੋਰ ਨਾ ਉਹਨੇ ਗੁਰਦੁਆਰੇ ਦਾ ਲੈਣਾ ਕੀ ਹੈ ਉਹ ਤਾਂ ਬਾਹਰ ਹੈ ਉਹਦਾ ਤਾਂ ਸਭ ਕੁਝ ਨਫ਼ਰਤ ਕਰਨ ਵਾਲੇ ਨੇ ਗੁਰਦੁਆਰੇ ਵੀ ਬਾਹਰ ਨੇ ਅੰਦਰ ਨਹੀਂ ਉਹਨਾਂ ਦਾ ਕੁਝ ਕਰਮ ਸਾਰਾ ਵਿਪਰਾਲਾ ਸੋਚ ਸਾਰੀ ਵਿਪਰਾਲੀ ਵਿਚਾਰ ਧਾਰਾ ਸਾਰੀ ਵਿਪਰ ਵਾਲੀ ਹੈ ਵਿਪਰ ਨੂੰ ਗਾਲਾਂ ਕੱਢਦੇ ਗੁਰੂ ਨੂੰ ਹੀ ਗਾਲਾਂ ਕੱਢੀ ਤੇ ਗੁਰੂ ਹੈ ਤੁਹਾਡਾ ਵਿਪਰ ਗੁਰੂ ਨੂੰ ਗਾਲਾਂ ਕੱਢੀ ਅਪਰਾਧ ਹੈ ਨਾਲੇ ਦਾ ਉਹਦਾ ਕੰਮ ਜੋ ਨੇ ਕਿਹਾ ਉਹ ਕਰਦੇ ਹੋ ਫਿਰ ਉਹਨੂੰ ਗਾਲਾਂ ਕੱਢਦੇ ਹੋ ਬੇਸ ਕਰਕੇ ਵੀ ਸਾਡੇ ਦਾੜੀ ਉਹਨੇ ਦਾੜੀ ਨਹੀਂ ਰੱਖੀ ਦਾੜੀ ਰੱਖ ਲੈਣਗੇ ਉਹ ਆਪਣਾ ਰਾਸ਼ਟਰੀ ਸਿੱਖ ਸੰਗਤ ਉਹਨਾਂ ਨੇ ਜਾਂ ਦਾੜੀ ਵੀ ਰੱਖ ਲੈਂਦੇ ਕੀ ਫਰਕ ਪੈਂਦਾ ਹੈ ਤਾਂ ਸਾਡੇ ਵਰਗੇ ਹੀ ਇਹ ਸਾਡੀ ਗੱਲ ਕਰਦੇ ਨੇ ਹੁਣ ਕਹਿੰਦੇ ਦਾੜੀ ਮਾੜੀ ਹੈ ਹੁਣ ਦੱਸੋ ਦਾੜੀ ਤੋਂ ਵੀ ਤੁਸੀਂ ਖਿਲਾਫ ਹੋ ਫਿਰ ਗੱਲ ਕਰ ਲਈਏ ਤਾਂ ਦਾ ਤੁਹਾਨੂੰ ਗਿਆਨ ਕੋਈ ਨਹੀਂ ਗੁਰਦੁਆਰੇ ਉਹ ਮੱਥਾ ਟੇਕਦੇ ਤਾਂ ਵੀ ਖਿਲਾਫ ਹੋ ਤੁਹਾਡੇ ਚੌਕੜ ਉਹਨਾਂ ਨੂੰ ਚਾਹੇ ਜ਼ਿਆਦਾ ਹੋਣ ਤੁਸੀਂ ਠੀਕ ਹੋ ਉਹਨਾਂ ਤੁਹਾਡੇ ਚੌਕੜ ਘੱਟ ਹੋਣ ਖਰਾਬ ਕਿਉਂਕਿ ਉਹ ਬਿਲਕੁਲ ਨੇ ਨਾ ਉੱਥੇ ਫਸ ਗਏ ਜਿੱਥੇ ਨਿਕਲਣ ਨੂੰ ਕੋਈ ਰਾਹ ਨਹੀਂ ਨਾ ਉੱਥੇ ਫਸ ਗਏ ਜਿੱਥੇ ਰਾਹ ਕੋਈ ਨਹੀਂ ਹੈ ਉਹਨਾਂ ਨੂੰ ਪਤਾ ਵਿਦਾੜੀ ਕੇਸ ਕੀ ਇਹਦਾ ਪਰਮੇਸ਼ਰ ਦਾ ਤਾਂ ਹੋਇਆ ਨਾ ਘਟੋ ਉਹਕੇ ਰੱਖਦੇ ਹੀ ਸੀ ਰੱਖ ਲੋ ઋષਿ ਮੁਨੀ ਰੱਖਦੇ ਹੀ ਰਹੇ ਇਹ ਤਾਂ ਨਾ ਰੱਖਣਾ ਸਮਾਂ ਅਪਰਾਧ ਹੈ ਬੇਵਕੂਫੀ ਹੈ ਇਹ ਆਪਣੀ ਸੂਰਤ ਬਗਾੜ ਨਹੀਂ ਜੋ ਪਰਮੇਸ਼ਰ ਨੇ ਦਿੱਤੀ ਹੈ ਉਹਦੇ ਜਨਤਾ ਕਿਹੋ ਕਰਨਾ ਪਾਗਲ ਬਣ ਫਿਰ ਵੀ ਨਹੀਂ ਇਹਨਾਂ ਨੂੰ ਚੰਗੇ ਲੱਗਦੇ ਸਮਝ ਨਹੀਂ ਇਹਨੂੰ ਆ ਰਹੀ ਕਿ ਕੀ ਕਰੀ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਰਮ ਭੂਮੀ ਕੀ ਹੈ ਅਧਿਕੀ ਬਣਾ ਲਿਆ ਆ ਕਾਂਸੀ ਕਿਉਂ ਸੀ ਮੇਰੀ ਕਰਮ ਭੂਮੀ ਹੈ ਜੇ ਕਰਮ ਭੂਮੀ ਹੈ ਨਾ ਤੇ ਧਰਮ ਖੰਡ ਕਿੱਥੇ ਹੈ ਜਿਨ੍ਹਾਂ ਨੇ ਕਰਮ ਭੂਮੀਆਂ ਨਾਲ ਵਾਸਤੇ ਧਰਮ ਖੰਡ ਕਿਤੇ ਹੈ ਨਹੀਂ ਸੰਸਾਰ ਦਾ ਧਰਮ ਭੂਮੀ ਹੋ ਗਈ ਉਹ ਧਰਮ ਖੰਡ ਕਿੱਥੇ ਹੈ ਫਿਰ ਧਰਮ ਕਿੱਥੇ ਕਮਾਉਂਗੇ ਕਰਮ ਵਾਲਾ ਧਰਮ ਨਹੀਂ ਕਮਾ ਸਕਦਾ ਹੁੰਦਾ ਕਰਮ ਕਰਤ ਹੋਏ ਨੇ ਕਰਮ ਤੂੰ ਤਾਂ ਕਰਮ ਚੋਂ ਕਾਮਨਾ ਰੱਖੀ ਹੋਈ ਹੈ ਮੈਂ ਇਹਦੇ ਵਿੱਚੋਂ ਕੀਤਾ ਮੈਂ ਆਪਣੇ ਸੜਕ ਬਣਾਈ ਉਹ ਬਣਾਇਆ ਕਿਹੜੇ ਚੱਕਰ ਵਿੱਚ ਪੈ ਗਏ ਸਿਆਸਤਦਾਨ ਧਾਰਮਿਕ ਕਦੇ ਵੀ ਹੋ ਸਕਦਾ ਸੁਪਨੇ 'ਚ ਨਹੀਂ ਹੋ ਸਕਦਾ ਜਿਹੜਾ ਦੇ ਕਰਮ ਨਾਲ ਜੁੜਿਆ ਹੋਇਆ ਹੈ ਪਬਲਿਕ ਦੇ ਬੈਲਫੇਅਰ ਨਾਲ ਉਹ ਧਾਰਮਿਕ ਬੰਦਾ ਨਹੀਂ ਹੋ ਸਕਦਾ ਕਦੇ ਜੇ ਉਹ ਵੈਲਫੇਅਰ ਕਰਦਾ ਹੈ ਤਾਂ ਵੈਲਫੇਅਰ ਸਮਝ ਕੇ ਨਹੀਂ ਕਰਦਾ ਉਹ ਤੇ ਹੋ ਜਾਂਦੇ ਨੇ ਹੋ ਗਏ ਤੁਰੇ ਜਾਂਦੇ ਆ ਕੋਈ ਜਾਨਵਰ ਪੈਰ ਸਾਡੇ ਕੀੜੇ ਆ ਕੇ ਮਰ ਗਏ ਮਰ ਗਏ ਉਹ ਪਾਪ ਹੈ ਉਹ ਪਰਮੇਸ਼ਰ ਨੇ ਮਾਰਨੇ ਤੇ ਤੈਨੂੰ ਕਹਿਤਾ ਵੀ ਤੇਰਾ ਪੈਰ ਰੱਖਾ ਖਾਤਾ ਤੇਰਾ ਧਿਆਨ ਹੋਰ ਫਸੇ ਸੀ ਐਕਸੀਡੈਂਟ ਨਾਲ ਕੋਈ ਮਰ ਜਾਂਦਾ ਡਰਾਈਵਰ ਚਾਹੁੰਦਾ ਹੁੰਦਾ ਵਿਚਾਰਾ ਵੀ ਮਰ ਜੇ ਉਹ ਮਾਰਨ ਵਾਲੇ ਨੇ ਮਾਰਨਾ ਉਹ ਪੂਰੇ ਲਿਆ ਤਾਂ ਕੋਈ ਬਹਾਨਾ ਬਣਾਤਾ ਉਹ ਤਾਂ ਬਚਾਉਂਦਾ ਬਚਾਉਂਦਾ ਕਈ ਵਾਰ ਆਮ ਮਰ ਜਾਂਦੇ ਨੇ ਡਰਾਈਵਰ ਇਹ ਤਾਂ ਉਹ ਕਰ ਰਿਹਾ ਕਰਦਾ ਕਿਵੇਂ ਤੇ ਕਰਤਾ ਜਾਣਾ ਕਾ ਜਾਣਾ ਮਸੂਦਾ ਇਹ ਖੇਡ ਨੂੰ ਕੌਣ ਸਮਝਣਾ ਵਾਲਾ ਅਸੀਂ ਲੈਣਾ ਕੀ ਇਹਨੂੰ ਸਮਝ ਕੇ ਅਸੀਂ ਇਹ ਸਮਝਣਾ ਵੀ ਅਸੀਂ ਕਰਨ ਕੀ ਆਏ ਹਾਂ ਇਹ ਦਲ ਚੋਂ ਫਸੇ ਨਿਕਲਣਾ ਕਿਵੇਂ ਹੈ ਸਾਡਾ ਵਿਸ਼ਾ ਨਹੀਂ ਹੈ ਤੋਂ ਜ਼ਿਆਦਾ ਨਹੀਂ ਵਿਸ਼ਾ ਜਿਹਦੀ ਖੇਡ ਹੋ ਜਾਣੀ ਸਾਰੇ ਅਸੀਂ ਵਿਸ਼ਨੂੰ ਆ ਸਾਰੇ ਸ਼ਿਵਾ ਸ਼ਿਵਾਲਾ ਕੰਮ ਵੀ ਉਹਨੇ ਸਾਥੇ ਕਰਾਉਣਾ ਵਿਸ਼ਨੂ ਵਾਲਾ ਵੀ ਅਸੀਂ ਕਰਦੇ ਹਾਂ ਬ੍ਰਹਮਾ ਵਾਲਾ ਵੀ ਅਸੀਂ ਕਰਦੇ ਇਹ ਤਿੰਨੇ ਗੁਣ ਮਾਇਆ ਦੇ ਵਿੱਚ ਨੇ ਤ੍ਰੈ ਗੁਣੀ ਮਾਇਆ ਕਰਦੇ ਆ ਬਸ ਕਰਦੇ ਪਰ ਹੁਕਮ ਇਹਦਾ ਦੋਸ਼ ਸਾਨੂੰ ਕੋਈ ਨਹੀਂ ਹੈ ਹਾਕਮ ਨੂੰ ਦੋਸ਼ ਹੋ ਹਾਕਮ ਜ਼ਮਰਤ ਹੈ ਹਾਕਮ ਜ਼ਮਰਤ ਨੂੰ ਦੋਸ਼ ਹੁੰਦਾ ਹੀ ਨਹੀਂ ਜ਼ਮਰਤ ਕੋ ਨਹੀਂ ਦੋਸ਼ ਹੁੰਦਾ ਹੀ ਉਹ ਜ਼ਮਰਤ ਨੂੰ ਦੋਸ਼ ਹੈ ਨਹੀਂ ਜੇ ਸ਼ਿਵਜੀ ਆਦਮੀ ਉਹ ਮਾਰਦਾ ਹੈ ਪਹਿਲਾਂ ਤਾਂ ਕਿਸੇ ਦੇਖਿਆ ਨਹੀਂ ਮਾਰਦਾ ਦੁਨੀਆ ਬਹੁਤ ਮਰਦੀ ਹੈ ਉਹਨਾਂ ਮੁਸਲਮਾਨ ਲੜਦੇ ਨੇ ਆਪਣੇ ਬੰਦੇ ਲੜਦੇ ਨੇ ਜੇ ਆਪਣੇ ਬੰਦੇ ਨੂੰ ਮਾਰਿਆ ਉਹ ਵੀ ਸ਼ਿਵਜੀ ਨੇ ਹੀ ਮਾਰਿਆ ਫਿਰ ਤੇ ਬਗਾਦਵਾ ਦੂਏ ਦੇ ਬਣਾਉਂਦੇ ਤੁਸੀਂ ਗੁੱਸਾ ਕਾਹਦੇ ਕਰਦੇ ਆਪਣਾ ਹੀ ਬੰਦਾ ਸ਼ਿਵਜੀ ਜੇ ਉਹਨੇ ਮਾਰਤਾ ਫਿਰ ਕੀ ਹੋ ਗਿਆ ਕਰਦਾ ਹੀ ਹੈ ਉਹ ਤਾਂ ਆਪਣਾ ਦੇਵਤਾ ਜਿਹਨੇ ਮਾਰਤਾ ਮੁਕਤੀ ਦੇਤੀ ਫਿਰ ਕੀ ਹੋ ਗਿਆ ਉੱਥੇ ਮੰਨਦੇ ਨਹੀਂ ਸ਼ਿਵਜੀ ਨੇ ਮਾਰੇ ਉਹ ਜਿਹੜਾ ਬਸ ਕਹਿੰਦੇ ਲੋਟਾ ਹੈ ਨਾ ਬੇਪੈਂਦੀ ਦਾ ਲੋਟਾ ਯੂਪੀ ਵਾਲੇ ਕਹਿੰਦੇ ਹੁੰਦੇ ਨੇ ਬੇਪੈਂਦੀ ਦਾ ਲੋਟਾ ਕਦੇ ਇਹਨੂੰ ਰੁੜ ਕੇ ਜਾਂਦਾ ਕਦੇ ਇਹਨੂੰ ਝੂਠਾ ਆਦਮੀ ਬੇਪੈਂਦੀ ਦਾ ਲੋਟਾ ਹੁੰਦਾ ਜਿੱਧਰੋਂ ਠੋਕਰ ਲੱਗੀ ਉਹਨੂੰ ਉਲਟ ਗਿਆ ਇਧਰ ਢੋਕਾ ਲੱਗੀ ਹੈ ਉਲਟ ਗਿਆ ਇਧਰ ਢੋਕਾ ਲੱਗੀ ਹੈ ਉਲਟ ਗਿਆ ਜਿੱਧਰ ਸਵਾਲ ਕੀਤਾ ਦੂਏ ਪਾਸੇ ਨੂੰ ਉਲਟ ਜਾਂਦਾ ਮੇਰ ਕਿੱਥੇ ਮੇਰ ਜਿਹੜੇ ਮੇਰ ਸੁਮੇਰ ਪਰਬਤ ਇੱਕੇ ਮੰਨੀ ਬੈਠੇ ਨੇ ਨਾ ਸੁਮੇਰ ਪਰਬਤ ਹੋਊਗਾ ਜਦ ਕੁਰਬਾਨੀ ਮੇਰ ਦੀ ਗੱਲ ਕਰਦੀ ਹੈ ਇੱਥੇ ਦੀ ਗੱਲ ਕਰਦੀ ਹੈ ਖੋਪੜੀ ਦੀ ਜਿੱਥੇ ਚੜ ਕੇ ਹੰਕਾਰ ਦੇ ਵਿੱਚ ਛੋਟੀ ਦੇ ਬੈਠਾ ਹੁੰਦਾ ਉਹ ਮੇਰ ਜਿੱਥੇ ਤਪ ਕਰਦਾ ਉਹ ਮੇਰ ਹੈ ਤਪੀਸ਼ਰ ਤਪ ਕਰਦੇ ਨੇ ਤਪ ਤੋਂ ਹੰਕਾਰ ਪੈਦਾ ਹੁੰਦਾ ਜਿਹੜੇ ਜਿਹੜੇ ਤਪ ਤੋਂ ਜਿਹੜੀ ਭਗਤੀ ਤੋਂ ਹੰਕਾਰ ਪੈਦਾ ਹੁੰਦਾ ਮੇਰ ਸੁਮੇਰ ਪਰਵਤ ਸਭ ਤੋਂ ਜ਼ਿਆਦਾ ਗੁੱਸਾ ਸ਼ਿਵ ਜੀ 'ਚ ਸਭ ਤੋਂ ਜ਼ਿਆਦਾ ਰੋਧ ਸ਼ਿਵ ਜੀ 'ਚ ਸਭ ਤੋਂ ਵੱਡਾ ਹੰਕਾਰ ਸ਼ਿਵ ਜੀ 'ਚ ਵਿਸ਼ਨੂੰ ਨੂੰ ਸੋਮੇ ਸੁਭਾਅ ਮੰਨਦੇ ਨੇ ਤੇ ਬਰਦਾਸ਼ਤ ਕਰਦੀ ਸ਼ਕਤੀ ਜ਼ਿਆਦਾ ਵਿਸ਼ਨੂੰ ਸਬਰ ਨਾਲ ਕਿਉਂ ਰਾਜੇ ਨੂੰ ਬਰਦਾਸ਼ਤ ਕਰਨੇ ਪੈਂਦੇ ਨੇ ਰਾਜੇ ਨੂੰ ਲੋਕ ਗਾਣਾ ਵੀ ਕੱਢੀ ਜਾਂਦੇ ਨੇ ਹੱਥ ਵੀ ਲਾਈ ਜਾਂਦੇ ਨੇ ਬੁਰਾ ਬੁਰਾ ਵੀ ਕਹੀ ਜਾਂਦੇ ਨੇ ਗੁੱਸੇ ਵੀ ਹੋ ਜਾਂਦੇ ਨੇ ਮਨਾ ਵੀ ਲੈਂਦੇ ਨੇ ਉਹਨੂੰ ਸਾਰਿਆਂ ਨਾਲ ਨਿਭਾਉਣੀ ਪੈਂਦੀ ਜੇ ਇਹ ਜਾਂ ਨਹੀਂ ਹੈਗਾ ਸਿੰਘ ਮਾਨ ਵਰਗਾ ਨੂੰ ਕੋਈ ਪੁੱਛਦਾ ਵੀ ਨਹੀਂ ਉਹ ਫਿਰ ਵਿਚਾਰਾ ਗੱਲਾਂ ਰਹਿ ਜਾਂਦਾ ਜਿਹੜਾ ਜ਼ਿਆਦਾ ਗੁੱਸੇ ਵਾਲਾ ਆਪਣੇ ਆਪ ਨੂੰ ਸੱਚਾ ਸੱਚਾ ਸਮਝਦਾ ਸੱਚਾ ਸੱਚਾ ਰਾਜਾ ਨਹੀਂ ਹੋ ਸਕਦਾ ਸੱਚਾ ਸੱਚਾ ਆਦਮੀ ਰਾਜ ਤੋਂ ਬਰੇ ਰਹੇ ਹੋ ਸਾਰੇ ਆਦਮੀ ਨੂੰ ਖੋਜ ਰੱਖਣਾ ਤੁਸੀਂ ਉਹ ਖੋਜ ਰੱਖਣਾ ਔਖਾ ਸਿਆਸਤ ਦੇ ਵੀ ਤਾਂ ਸਾਰਿਆਂ ਨੂੰ ਖੋਜ ਰੱਖਣਾ ਚਾਹੇ ਚੋਰ ਹੈ ਚਾਹੇ ਡਾਕੂ ਹੈ ਚਾਹੇ ਸਮਗਲਰ ਹੈ ਵੋਟਾਂ ਉਦੋਂ ਵੀ ਲੈਣੀਆਂ ਨੇ ਸਾਰਿਆਂ ਨੂੰ ਮੇਰ ਰੱਖਣਾ ਪੈਣਾ ਕੁਰਬਾਨ ਵਰਗੇ ਲੋਕ ਹੈ ਰੱਖਣਾ ਰਸੂਲਾਂ ਦਾ ਆਦਮੀ ਹੈ ਜਿਹੜਾ ਉਹ ਫਿਰ ਆ ਵੀ ਭਾਈ ਤੂੰ ਤਾਂ ਹੁਣ ਐਮਐਲਏ ਬਣ ਤੈਨੂੰ ਬਣ ਦਿੰਦੇ ਅਗਲੇ ਕਹਿੰਦੇ ਨੇ ਕਿ ਬਣ ਕੇ ਦਿਖਾਇਆ ਐਮਐਲਏ ਕਿਵੇਂ ਬਣ ਜਾਏਗਾ ਵੋਟਾਂ ਤਾਂ ਉਹਨਾਂ ਦੀਆਂ ਲੈਣੀਆਂ ਨੇ ਨਾ ਆ ਗੱਲ ਸੱਚੇ ਸੱਚਾ ਉਹ ਵਿਚਾਰਾ ਸਿਆਸਤ ਤੋਂ ਪਰੇ ਰਹਿ ਕੀ ਲੈਣਾ ਉਹਨੇ ਤਾਂ ਹੀ ਪਾਲ ਨੂੰ ਮੈਂ ਕਹਿੰਦਾ ਤੂੰ ਤੂੰ ਕਿੱਥੇ ਆ ਫਸਿਆ ਇਹਦੇ ਵਿੱਚ ਰਹਿਣ ਦੇ ਜਵਾਨ ਤੇ ਜਦ ਹੋਇਆ ਕਰੂ ਜਿਹਦੀ ਵਾਰ ਖੜੇਗਾ ਤੂੰ ਤੂੰ ਗੁਰਮਤ ਨਾਲ ਜੁੜ ਇੱਧਰ ਕੱਲਾ ਸੇਵਾ ਜੇ ਹੁੰਦੀ ਹੈ ਮੇਰ ਕਿਤੇ ਕਿਤੇ ਤੂੰ ਉਪਦੇਸ਼ ਕਿਤੇ ਤੂੰ ਉਪਦੇਸ਼ ਆ ਜਿਹੜੇ ਤਰੂ ਧੂ ਨੇ ਤਰੂ ਨੇ ਇਹ ਵੀ ਕਹਿੰਦੇ ਹੀ ਨੇ ਤਰੂ ਉਪਦੇਸ਼ ਉਪਦੇਸ਼ ਦੇ ਬਿਨਾ ਤਰੂ ਨਹੀਂ ਹੈ ਤਰੂ ਦਾ ਮਤਲਬ ਪਤਾ ਕੀ ਹੁੰਦਾ ਥਿਰ ਹੋ ਜਾਣਾ ਅਟਲ ਹੋ ਜਾਣਾ ਇੱਕ ਜਗ੍ਹਾ ਉਪਦੇਸ਼ ਆਦਮੀ ਨੂੰ ਥਿਰ ਕਰਨ ਵਾਲੇ ਬਹੁਤ ਹੈ ਸੰਤੋਖ ਤੱਕ ਦੇ ਉਪਦੇਸ਼ ਬਹੁਤ ਨੇ ਜਿੰਨੀਆਂ ਮਤਾਂ ਨੇ ਸੰਤੋਖ ਤੱਕ ਦਾ ਉਪਦੇਸ਼ ਦੇ ਸਕਦੀਆਂ ਇਮਾਨਦਾਰੀ ਨਾਲ ਮਨ ਖੜ ਸਕਦਾ ਹੈ ਖੜਿਆ ਬਾਕੀ ਮਤਾਂ ਜੋ ਆਏ ਨੇ ਜਿੱਤ ਦੁਆਰੇ ਉਪਰੇ ਤੇਤੇ ਨਹੀਂ ਹੋਆ ਇਹ ਜਿਹੜੇ ਉਪਦੇਸ਼ ਨੇ ਨਾ ਹੋਰ ਮਤਾਂ ਦੇ ਵੀ ਆਦਮੀ ਦੇ ਮਨ ਨੂੰ ਖੜਾਉਣ ਉਹ ਵੀ ਫਿਰ ਕਰਨ ਦੇ ਵਿੱਚ ਉਹ ਵੀ ਸਹੀ ਹੋ ਸਕਦੇ ਨੇ ਫਿਰ ਕਰਨਾ ਹੋਰ ਕਰਨਾ ਮੁਕਤ ਕਰਨਾ ਹੋਰ ਫਿਰ ਕਰਨਾ ਹੋਰ ਗੱਲ ਹੈ ਮੁਕਤ ਕਰਨਾ ਹੋਰ ਕਿਸੇ ਜਗ੍ਹਾ ਬਹਿ ਕੇ ਇਹਨਾਂ ਨੇ ਸਾਲ ਮੰਨ ਕੇ ਧਿਆ ਰਹਿ ਕੇ ਕੋਈ ਤੇ ਗਿਆ ਰਹਿਣਾ ਕਿ ਕੋਈ ਲੈ ਜੇ ਭਗਤੀ ਥਰੇ ਵਾਇਆ ਦੇ ਜਾਣਾ ਹੀ ਨਾ ਡੋਲਣਾ ਹੀ ਨਾ ਜੇ ਡੋਲਦਾ ਤਾਂ ਵੀ ਉਹਨੂੰ ਫਿਰ ਵਰਤ ਕੇ ਰੱਖਣਾ ਇਹ ਜੋ ਬਹੁਤ ਨੇ ਬਹੁਤ ਮਤਾਂ ਤੂੰ ਦਾ ਤੂੰ ਦਾ ਮਤਲਬ ਹੈ ਹੁੰਦਾ ਸਿਰ ਉਹ ਜਿਹੜਾ ਧਰੁਤਾਰਾ ਹੈ ਨਾ ਉਹ ਵੀ ਇੱਕ ਜਗ੍ਹਾ ਟਿਕਿਆ ਹੋਇਆ ਕਰਕੇ ਉਹ ਥੋੜਾ ਹੁੰਦਾ ਉਹਦੇ ਆਲੇ ਦਾਲੇ ਸਾਰੇ ਘੁੰਮਦੇ ਤੁਹਾਨੂੰ ਲੱਗਦੇ ਨੇ ਉਹ ਇੱਥੇ ਦਾ ਕਿਤੇ ਇੰਦ ਚੰਦ ਸੂਰ ਕਿਤੇ ਆ ਜਿਹੜੇ ਇੰਦਰ ਕਹਿੰਦੇ ਨੇ ਇੰਦਰ ਚੰਦ ਸੂਰ ਇਹ ਵੀ ਇੱਕ ਨਹੀਂ ਰਹਿੰਦਾ ਇੰਦਰ ਅਸਲ ਇੰਦਰ ਮੰਨਦਾ ਨੂੰ ਰਾਜਾ ਨਾ ਇੰਦਰ ਸੰਸਾਰੀ ਰਾਜਾ ਨਾ ਆਪਣੀ ਮਰਜ਼ੀ ਨਾਲ ਬਣਿਆ ਦੇਵਤਿਆਂ ਦਾ ਦੇਵਤਿਆਂ ਦਾ ਰਾਜਾ ਬਣਨਾ ਚਾਹੀਦਾ ਜਿਹੜਾ ਰਾਜਾ ਉਹ ਰਾਜੇ ਦੀ ਪੂਜਾ ਦੇਵਤੇ ਕਰਨਗੇ ਦੇਵਤੇ ਦੀ ਪੂਜਾ ਰਾਜਾ ਕਰੂਗਾ ਕੋਈ ਇੰਦਰ ਦੇਵਤਾ ਦਾ ਰਾਜਾ ਨਹੀਂ ਹੁੰਦਾ ਇਹਨਾਂ ਦਾ ਇੰਦਰ ਰਾਜਾ ਉਹ ਦੇਵਤੇ ਨਹੀਂ ਹੁੰਦਾ ਉਹ ਇਹਨਾਂ ਦੇ ਦੇਵਤੇ ਹੁੰਦੇ ਨੇ ਮਨੁੱਖਾਂ ਦੇ ਗੁਰਬਾਣੀ ਨੂੰ ਦੇਵਤਾ ਨਹੀਂ ਮੰਨਦੀ ਗੁਰਬਾਣੀ ਕਹਿੰਦੇ ਅੰਤਰ ਦੇਵ ਨਾ ਜਾਣੇ ਹਨ ਦੇਵ ਅੰਦਰ ਹੈ ਅੰਦਰ ਨੇ ਬਾਹਰ ਬੰਨਿਆ ਹੋਏ ਅੰਨਾ ਉਹ ਅੰਦਰ ਵਾਲੇ ਦੇਵ ਨੂੰ ਨਹੀਂ ਜਾਣਦਾ ਜਿਹੜਾ ਅੰਦਰ ਵਾਲੇ ਨੂੰ ਜਾਣਦਾ ਉਹ ਬਾਹਰ ਬਣਾ ਲੇ ਇਹ ਬਾਹਰ ਵਾਲੇ ਦੇਵ ਦੇਵ ਨਹੀਂ ਹੁੰਦੇ ਜਿਹੜੇ ਅਵਤਾਰਵਾਦ ਨੂੰ ਮੰਨਦੇ ਨੇ ਹਿੰਦੂ ਮਤ ਨੂੰ ਮੰਨਦੇ ਨੇ ਜਿਹੜੇ ਕਰਾਜ ਨੂੰ ਵਿਸ਼ਨੂੰ ਦਾ ਅਵਤਾਰ ਮੰਨਦੇ ਨੇ ਉਹ ਦੇਵਤੇ ਨੇ ਕਹਿੰਦੇ ਨੇ ਗੁਰਬਾਣੀ ਦਾ ਮੰਨਦੇ ਗੁਰਬਾਣੀ ਦਾ ਇੰਦਰ ਇੰਦਰ ਕੋਈ ਹੁੰਦਾ ਰਾਜਾ ਗੁਰਬਾਣੀ ਦਾ ਮੰਨਦੀ ਨਹੀਂ ਕਿਤੇ ਇੰਦਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਗੁਰਬਾਣੀ ਉਹ ਸਾਰੀ ਫਲਸਫੀ ਨੂੰ ਕੰਡੈਮ ਕਰ ਰਹੀ ਹੈ ਬੋਡੀ ਇਹ ਟੋਟਲੀ ਸਾਰਾ ਉਹਨਾਂ ਨੂੰ ਇੱਕ ਦਾ ਉਹਨਾਂ ਵਾਸਤੇ ਇੱਕ ਹੈ ਜਿਨ੍ਹਾਂ ਨੇ ਅਲਪਮਤ ਹੈ ਜਿਨ੍ਹਾਂ ਨੂੰ ਜਰਾ ਜਿਨ੍ਹਾਂ ਨੂੰ ਸਮਝ ਥੋੜੀ ਉਹਨਾਂ ਨੇ ਰਾਜਾ ਬਣਾ ਲਿਆ ਉਹ ਰਿਸ਼ੀਆਂ ਮੁਨੀਆਂ ਦੇ ਸ਼ਾਸਤਰਾਂ ਦੇ ਅਨੁਸਾਰ ਭਾਵੇਂ ਰਿਸ਼ੀ ਮੁਨੀ ਇੱਕ ਮਤ ਨਹੀਂ ਹਨ ਪਰ ਇੱਕ ਰਾਵਣ ਉਹ ਰਿਸ਼ੀ ਉਹਨਾਂ ਨੂੰ ਕਾਇਸ ਪਾਉਂਦਾ ਕਿਉਂਕਿ ਜੇਲ੍ਹ ਚ ਬਸ ਲੋਕਾਂ ਨੇ ਬਾਦ ਫਰਾਉਣ ਲੋ ਸੀ ਉਹਦੇ ਕੋ ਬੇਨ ਮਤ ਹੈ ਉਹਦੇ ਕੋ ਗੁਰਬਾਣੀ ਵਾਲੀ ਮਤ ਹੈ ਆਪਣ ਕੋਲ ਆਪੇ ਕਹਿੰਦੇ ਨੇ ਚਾਰੇ ਪੇਜ ਦਾ ਗਿਆ ਤਾਂ ਜਦੋਂ ਪਿਆ ਥੱਲੇ ਜ਼ਮੀਨ ਦੇ ਉੱਤੇ ਡਿੱਗਿਆ ਰਾਮਚੰਦਰ ਲਖਮਣ ਨੂੰ ਕਹਿ ਰਿਹਾ ਵੀ ਚਾਰੇ ਪੇਜ ਦਾ ਤਾਂ ਇਹ ਤਾਂ ਕੋਈ ਸਿੱਖਿਆ ਲੈ ਲੈ ਉਹੀ ਕਹਿੰਦੇ ਨੇ ਜੇ ਇਹ ਗੱਲ ਠੀਕ ਹੈ ਤਾਂ ਉਹ ਗੁਰਬਾਣੀ ਨੂੰ ਜਾਣੂ ਗੁਰਬਾਣੀ ਵਾਲੀ ਮਤ ਹੈ ਉਹਦੇ ਕੋ ਗੁਰਮਤ ਹੈ ਤਾਂ ਉਹ ਉਹਨਾਂ ਦੇ ਖਿਲਾਫ ਹੈ ਰਿਸ਼ੀ ਮੁਨੀ ਦੇ ਰਿਸ਼ੀ ਮੁਨੀਆਂ ਦੇ ਖਿਲਾਫ ਵਾਲੇ ਨੂੰ ਰਾਖੀ ਜਾਂਦੇ ਨੇ ਸਿੱਖ ਵੀ ਖਾ ਸਿੱਖ ਵੀ ਰਾਖੀ ਇਹਨਾਂ ਦੇ ਖਿਲਾਫ ਲੋ ਆਪੇ ਰਾਖੀ ਜਾਂਦੀ ਆ ਉਹਦੇ ਖਿਲਾਫ ਜਿਹੜਾ ਇਹਨਾਂ ਦੀ ਮਤ ਦੇ ਖਿਲਾਫ ਹੈ ਰਾਖੀ ਹੈ ਕਿਆ ਰਾਖੀ ਹੈ ਕਿਉਂ ਹੈਗਾ ਇਹਨਾਂ ਦਾ ਜਿਹੜਾ ਇਹਨਾਂ ਨੇ ਲੱਗਦਾ ਵੀ ਨਾਸਤਕ ਕਿਉਂ ਨਾਸਤਕ ਕਿਉਂ ਇਹਨਾਂ ਨੇ ਮਤ ਨੂੰ ਗ੍ਰੰਥਾਂ ਨੂੰ ਨਾ ਮੰਨਣ ਵਾਲਾ ਇਹਨਾਂ ਨੇ ਨਾਸਤਕ ਹੈ ਗੁਰਬਾਣੀ ਕਹਿੰਦੇ ਆਸਤਕ ਔਰ ਨਾਸਤਕ ਤੋਂ ਇੱਕੋ ਹੀ ਹੁੰਦਾ ਨਾਸਤਕ ਹੁੰਦਾ ਪਰਮੇਸ਼ਰ ਨੂੰ ਨਾ ਮੰਨਣ ਵਾਲਾ ਗੁਰਮੁਖ ਦਾ ਪਰਮੇਸ਼ਰ ਨੂੰ ਮੰਨਣ ਵਾਲਾ ਨਾ ਮੰਨਣ ਵਾਲੇ ਇਹ ਨੇ ਜਿਹੜੇ ਆਸਤਕ ਕਹਿੰਦੇ ਨੇ ਆਪਣੇ ਆਪ ਨੂੰ ਆਸਤੀ ਕੁਝ ਨਾਸਤਕ ਹੋ ਨੇ ਜਿਹੜੇ ਪਰਮੇਸ਼ਰ ਨੂੰ ਕਿਸੇ ਸੂਰਤ ਵਿੱਚ ਮੰਨਣ ਵਾਲੇ ਹੀ ਨਹੀਂ ਜਿਵੇਂ ਕਮਿਊਨਿਸਟ ਬਾਤਾਂ ਉਹਦੇ ਜੇਲੇ ਨੇ ਉਹ ਨਾਸਤਕ ਹੋ ਸਕਦੇ ਨੇ ਜਿਹੜੇ ਇਨਕਾਰੀ ਨੇ ਆਤਮਾ ਤੋਂ ਔਰ ਪਰਮਾਤਮਾ ਤੋਂ ਇਨਕਾਰੀ ਨੇ ਉਹਨਾਂ ਨੂੰ ਚਲੋ ਕਹਿ ਲਓ ਤੁਸੀਂ ਜੇ ਉਹਨਾਂ ਨੂੰ ਕਹਿੰਦੇ ਨੇ ਕਹੀ ਜਾਣ ਉਹਨਾਂ ਨੂੰ ਨਾਸਤ ਬਾਣੀ ਬੰਦੀ ਆਪਾਂ ਆਸਤੀ ਨਾਸਤੀ ਦੋਨੋਂ ਭਾਈ ਗੁਰਬਾਣੀ ਕਹਿੰਦੀ ਸਾਡੇ ਵਾਸਤੇ ਨਾਸਤ ਵੀ ਕੋਈ ਨਹੀਂ ਤੁਸੀਂ ਜਿਹੜੇ ਆਪਣੇ ਆਪ ਨੂੰ ਦੇਵਤੇ ਆਸਤੀ ਕਹਿੰਦੇ ਆਸਤ ਉਹ ਵੀ ਕੋਈ ਨਹੀਂ ਦੋਵੇਂ ਬਰਾਬਰ ਹੀ ਕੋਈ ਫਰਕ ਨਹੀਂ ਤੁਹਾਡੇ ਦੋਹਾਂ 'ਚ ਤੁਸੀਂ ਜਿਹੜਾ ਰੱਬ ਕਹਿੰਦੇ ਉਹ ਹੈ ਨਹੀਂ ਉਹ ਤੁਹਾਡੇ ਵਾਲੇ ਨੂੰ ਉਹ ਬੰਦੇ ਨਹੀਂ ਜਿੱਦਾਂ ਅਸੀਂ ਆਪਣੇ ਵਾਲਾ ਦੱਸਾਂਗੇ ਉਦੋਂ ਦੇਖਾਂਗੇ ਉਹ ਬੰਦੇ ਜਾਂ ਨਹੀਂ ਬੰਦੇ ਕੌਣ ਬੰਦਾ ਕੌਣ ਨਹੀਂ ਬੰਦਾ ਜਿੱਦਣ ਦੱਸਾਂਗੇ ਲੋੜ ਪਊ ਤੁਸੀਂ ਉਹ ਕਹੋਗੇ ਦੇਵਤਿਆਂ ਦੇ ਡਰਦੇ ਵੀ ਹੁਣ ਰਾਖਸ਼ਾਂ ਦੇ ਡਰਦੇ ਦੇਵਤਿਆਂ ਨੂੰ ਲੋੜ ਪਊਗੀ ਸੱਚ ਦੀ ਤੁਹਾਡੇ ਕੋਲ ਹੋਣਾ ਨਹੀਂ ਉਹ ਵਿਆਖਿਆ ਹੋਣੀ ਨਹੀਂ ਉਹਨਾਂ ਤਰਕਾਂ ਦੇ ਜਵਾਬ ਨਹੀਂ ਹੋਣੇ ਜਦੋਂ ਤੁਸੀਂ ਕਹੋਗੇ ਵੀ ਹੁਣ ਤੁਸੀਂ ਮੂਰੇ ਹੋ ਜਾਓ ਜਾਂ ਸਿੱਖਾਂ ਨੂੰ ਮੂਰੇ ਮੂਰੇ ਭਜਾ ਲਿਆ ਹੁਣ ਇਹਨਾਂ ਕੋਲ ਜਵਾਬ ਨਹੀਂ ਆਪੇ ਕਹਿਣਗੇ ਕੋਈ ਦੱਸੋ ਜਿਵੇਂ ਸਪੋਕਸਮੈਨ ਕਹਿੰਦਾ ਆ ਗੱਲ ਜਵਾਬ ਕੋਈ ਦੋ ਤੇਰੇ ਕੋਲ ਜਿਹੜੀ ਤਤਗੁਰ ਮਤਾ ਹੈ ਉਹ ਖੋਟੀ ਹੈ ਉਹ ਜੈ ਨਹੀਂ ਕੁਝ ਤੇਰੇ ਵਾਲੀ ਤਤਗੁਰ ਮਤ ਖੋਟੀ ਹੈ ਫਿਰ ਉਹ ਤੈਨੂੰ ਇਹ ਨਹੀਂ ਪਤਾ ਮੂਰਖਾਂ ਨੂੰ ਗੁਰਮਤ ਨਾਲ ਕਿਤੇ ਤੱਤ ਲੱਗਿਆ ਹੋਇਆ ਹੈ ਬ੍ਰਹਮ ਗਿਆਨੀ ਨਾਲ ਪੂਰਨ ਲੱਭ ਨਹੀਂ ਲੱਗਦਾ ਗੁਰਮਤ ਨਾਲ ਤੱਤ ਨਹੀਂ ਲੱਗਦਾ ਉਹਨੂੰ ਅਗਰ ਅਕਲ ਤਾਂ ਹੈ ਉਹ ਨਹੀਂ ਉਹਨਾਂ ਨੂੰ ਵਿਦਵਾਨਾਂ ਨੂੰ ਅਕਲ ਹੋਵੇ ਜਿੱਦਣ ਇਹਨਾਂ ਨੂੰ ਸੂਰਜ ਨਿਕਲੂ ਜ਼ਮੀਨ ਦਾ ਪੁੱਠਾ ਜਿਹੜਾ ਆਜੂ ਫਿਰ ਵਿਦਵਾਨ ਔਰ ਅਕਲ ਤਾਂ ਮੇਲੇ ਨਹੀਂ ਵਿਦਵਾਨ ਔਰ ਅਕਲ ਦੋ ਚੀਜ਼ਾਂ ਪਬਰੂਦੀ ਨੇ ਵਿਦਵਾਨ ਜਿੱਦਣ ਆਪਣੀ ਅਕਲ ਨੂੰ ਤਲੰਗਲੀ ਦੇ ਦਿੰਦਾ ਉਹਦੋਂ ਗੁਰਮੁਖ ਬਣਦਾ ਵਿਦਵਾਨ ਨਹੀਂ ਰਹਿੰਦਾ ਫਿਰ ਗੁਰ ਕੀ ਮਤ ਲੈਂਦਾ ਆਪਣੀ ਮਤ ਦਾ ਤਿਆਗ ਕਰਦਾ ਉਹ ਵਿਦਵਾਨ ਦੀ ਆਪਣੀ ਮਤ ਵੱਡੀ ਹੁੰਦੀ ਹੈ ਆਪਣੀ ਮਤ ਨੂੰ ਵੱਡੀ ਮੰਨਣ ਵਾਲਾ ਵਿਦਵਾਨ ਹੁੰਦਾ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇ ਕਿਤੇ ਇੰਦ ਚੰਦ ਸੂਰ ਕਿਤੇ ਇੰਦ ਚੰਦ ਸੂਰ ਇੱਕ ਨਹੀਂ ਰਹਿੰਦਾ ਉਹ ਇਹਦਾ ਸੈਂਸਦਾਨ ਵੀ ਬੰਦੀ ਚਲ ਇੰਦ ਇੰਦ ਨੂੰ ਤਾਂ ਸ਼ਾਇਦ ਸਾਇੰਸ ਦਾ ਵਿਸ਼ਾ ਨਹੀਂ ਹੈ ਪਰ ਚੰਦਾ ਸੂਰਜ ਦਾ ਤਾਂ ਵਿਸ਼ਾ ਨਾ ਸਾਇੰਸ ਦਾ ਵੀ ਮੰਡਲ ਦੇ ਦਾ ਵੀ ਵਿਸ਼ਾ ਉਹਨਾਂ ਨੇ ਵੀ ਕਿੰਨੇ ਪਲੈਨਟ ਧਰਤੀਆਂ ਕਿੰਨੀਆਂ ਕਰਦੀਆਂ ਸੌਰ ਮੰਡਲ ਕਿੰਨੇ ਦੱਸਦੇ ਹੁਣ ਤਾਂ ਉਹਨਾਂ ਨੇ ਵੀ ਦੱਸਦੇ ਪਰ ਇਹ ਤਾਂ ਉਦੋਂ ਦੱਸੇ ਨਹੀਂ ਜਦੋਂ ਇਹਨਾਂ ਨੇ ਦੱਸੇ ਨਹੀਂ ਸੀ ਇੰਦਰ ਕਿੰਨੇ ਹੀ ਨੇ ਇੱਕ ਨਹੀਂ ਹੈ ਇੰਦਰ ਜੇ ਮੰਡਲ ਨੇ ਕਹਿੰਦੇ ਨੇ ਤਾਂ ਇੰਦਰ ਕਿਹੜਾ ਫਿਰ ਇੱਕ ਚਲੋ ਉਹ ਤਾਂ ਇਦੋਂ ਕਹਿੰਦੇ ਇਹ ਬੈਂਗਲ ਤੋਂ ਕਹਿੰਦੇ ਇੰਦਰ ਕੌਣ ਇੰਦਰੀ ਕੀ ਇੰਦਰੀ ਬੁੱਧੀ ਨੂੰ ਕਹਿੰਦੇ ਜਦੋਂ ਬੁੱਧੀ ਨੇ ਹਾਰ ਮੰਨ ਲਈ ਨਾ ਗੁਰਮਤ ਦੇ ਸਾਹਮਣੇ ਮੇਰੀ ਮਤ ਥੋੜੀ ਰਾਮ ਮਜਾ ਨੇ ਮੰਨ ਲਿਆ ਇੰਦਰੀ ਜਿੱਤੀ ਗਈ ਦੇ ਤਰੀ ਹੋ ਨਹੀਂ ਜਿੱਤਣੀ ਕੋਈ ਆ ਬੁੱਧੀ ਜਿੱਤਣੀ ਹੈ ਜਿਹੜੀ ਅੜੀ ਹੋਈ ਹੈ ਕਬੁੱਧ ਹੋਈ ਹੋਈ ਹੈ ਇਹ ਬੁੱਧ ਕਬੁੱਧ ਹੋਈ ਹੋਈ ਹੈ ਨਾ ਵਿਦਵਾਨਾਂ ਦੀ ਬੁੱਧ ਨਹੀਂ ਹੁੰਦੀ ਕਬੁੱਧ ਹੁੰਦੀ ਹੈ ਕਬੁੱਧ ਨੂੰ ਬੁੱਧ ਕਹੀ ਜਾਂਦੇ ਨੇ ਜਿਹੜੀ ਗੁਰਮਤ ਨੂੰ ਮੰਨਣ ਨਹੀਂ ਦਿੰਦੀ ਬੁੱਧ ਉਹ ਬੁੱਧ ਕਿਵੇਂ ਆ ਕਬੁੱਧ ਹੈ ਉਹ ਜਿਹੜੀ ਜੋ ਕੰਮ ਕਰਨਾ ਹੈ ਉਹ ਕਰ ਨਹੀਂ ਦਿੰਦੀ ਉਹ ਕਬੁੱਧ ਨਹੀਂ ਤਾਂ ਹੋਰ ਹੈ ਕੀ ਜੋ ਕੰਮ ਕਰਨਾ ਆ ਪਤਾ ਲੱਗਣ ਤੋਂ ਬਾਅਦ ਵੀ ਉਹ ਕਰ ਨਹੀਂ ਦਿੰਦੀ ਜਿਹੜੀ ਬੁੱਧੀ ਉਹ ਨਹੀਂ ਦਾ ਹੋਰ ਕੀ ਹੈ ਉਹ ਜਿਹੜਾ ਨਸ਼ਾ ਖਾ ਖਾ ਕੇ ਜਾਇਦਾਦ ਉਜਾੜੀ ਜਾਂਦਾ ਉਹ ਕਬੂਤੇ ਉਹਦੇ ਕੋਲ ਬੁੱਧ ਕਿੱਥੇ ਉਹਨੂੰ ਤਾਂ ਅਸੀਂ ਕਬੂਤ ਕਹਿੰਦੇ ਉਹ ਜਿਹੜਾ ਗਿਆਨ ਲੈ ਕੇ ਆਇਆ ਸੀ ਜਾਂ ਜੰਮਿਆ ਹੈ ਜਿਹੜਾ ਉਹ ਜਾੜ ਕੇ ਚਲੇ ਜਾਊ ਦੋਏ ਹੱਥ ਝਾੜ ਕੇ ਜੂਆ ਹਾਰ ਕੇ ਉਹ ਵੀ ਤਾਂ ਕਬੁੱਦੇ ਹੈ ਉਹਦਾ ਨਹੀਂ ਇਹਨਾਂ ਨੂੰ ਪਤਾ ਸੰਸਾਰੀ ਦਾ ਅੰਦਾ ਹੀ ਪਤਾ ਨਾ ਉਹਦਾ ਗੁਰਬਾਣੀ ਨੂੰ ਉਹਦਾ ਜ਼ਿਆਦਾ ਫਿਕਰ ਹੈ ਇਹਨਾਂ ਨੂੰ ਸੰਸਾਰੀ ਦਾ ਫਿਕਰ ਹੈ ਸੰਸਾਰੀ ਲੋਕਾਂ ਨੂੰ ਸੰਸਾਰੀ ਅਕਾਲੀਆਂ ਨੂੰ ਵੀ ਤਾਂ ਉਹਦਾ ਹੀ ਫਿਕਰ ਹੈ ਵਿਦਵਾਨਾਂ ਨੂੰ ਵੀ ਉਹਦਾ ਫਿਕਰ ਨਸ਼ੇ ਉਹ ਫਲਾਣਾ ਉਹ ਉਹ ਦੂਏ ਦਾ ਨਹੀਂ ਫਿਕਰ ਜਾਂ ਦੋਏ ਹੱਥ ਝਾੜ ਕੇ ਜਾਣਾ ਜਵਾਰੀਏ ਨੇ ਉਹਦਾ ਫਿਤਰੇ ਦੀ ਗੱਲੇ ਨਹੀਂ ਕੋਈ ਕਰਦਾ ਸੰਤ ਨਹੀਂ ਕਰਦੇ ਉਹਦੀ ਗੱਲ ਉਹ ਤਾਂ ਉਹ ਤਾਂ ਆਪ ਹੱਥ ਝਾੜੇ ਹੋਏ ਨੇ ਨਾ ਉਹਦੇ ਦਾਇਰੇ ਤਾਂ ਆਪ ਆਉਂਦੇ ਨੇ ਪਹਿਲਾਂ ਇਹ ਉਹਦੀ ਤਾਂ ਨਹੀਂ ਕਰਦੇ ਗੱਲ ਉਹਦੇ ਵਿੱਚ ਆਪ ਵੀ ਆਉਂਦੇ ਨੇ ਨਸ਼ਾ ਕਰਦਾ ਸਭ ਤੋਂ ਸਭ ਤੋਂ ਖਤਰਨਾਕ ਹੈ ਦੁਰਮਤ ਮੱਧ ਜੇ ਬੀਬਤੇ ਬਿਖਲੀ ਪਤ ਬੜੀ ਦੁਰਵਤ ਫੜੀ ਹੋਈ ਹੈ ਤੁਹਾਨੂੰ ਸੱਚ ਤੋਂ ਦੂਰ ਰੱਖਣ ਵਾਲੀ ਜਿਹੜੀ ਮਤ ਹੈ ਸੱਚ ਨਾਲ ਜੁੜ ਨਹੀਂ ਦਿੰਦੀ ਉਹਦਾ ਤੁਸੀਂ ਫੜੀ ਹੋਈ ਹੈ ਸੱਚ ਨਾਲ ਬਾਹਰ ਨਹੀਂ ਜੁੜ ਤੁਹਾਡੀ ਆਪਣੀ ਬੁੱਧੀ ਆਪਣੀ ਬੁੱਧੀ ਨਾਲ ਨਹੀਂ ਜੁੜਦੀ ਉਹਦਾ ਸੱਚ ਇਹ ਅੜਦੀ ਹੈ ਇਹ ਦੁਰਮਤ ਹੈ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਬੁੱਧ ਵੀ ਕਿਨੇ ਨੇ ਰਹਿਣਾ ਮਹਾਤਮਾ ਬੁੱਧ ਤੇ ਪਤਾ ਨਹੀਂ ਕਿੰਨੇ ਬੁੱਧ ਨੇ ਪੈਦਾ ਹੋਏ ਬੁੱਧ ਦੇ ਲੈਵਲ ਦਾ ਇੱਕ ਬੁੱਧ ਨਹੀਂ ਹੈ ਬੁੱਧ ਨੂੰ ਜ਼ਿਆਦਾ ਬੁੱਧ ਵਾਲੇ ਵੀ ਨੇ ਇੱਥੇ ਬੁੱਧ ਦੀ ਲੈਵਲ ਦੇ ਤਾਂ ਬੁੱਧ ਬਹੁਤ ਨੇ ਇੱਕ ਨਹੀਂ ਹੈਗਾ ਜਿਨ੍ਹਾਂ ਨੇ ਬੁੱਧ ਤੋਂ ਗਾਣਾ ਜਾਣੇ ਬੁੱਧ ਨੂੰ ਤਾਂ ਪਤਾ ਹੀ ਲੱਗਿਆ ਨਾਲਾਕਾਰ ਕੀ ਹੈ ਜਿਨ੍ਹਾਂ ਨੂੰ ਨਿਰਾਕਾਰ ਦਾ ਪਤਾ ਨਹੀਂ ਉਹ ਸਾਰੇ ਬੁੱਧ ਨੇ ਉਹ ਬੁੱਧਵਾਨ ਨੇ ਉਹ ਬੁੱਧ ਵਰਗੇ ਨੇ ਉਹ ਬੁੱਧ ਵਰਗੇ ਇਹ ਗੁਰਬਾਣੀ ਵਾਲੇ ਬੁੱਧਵਾਨ ਨਹੀਂ ਹਨ ਕਿਤੇ ਸਿੱਧ ਇਹ ਬੁੱਧਮਾਨ ਹੋ ਸਕਦੇ ਨੇ ਬੁੱਧਵਾਨ ਨਹੀਂ ਹੋ ਸਕਦੇ ਬੁੱਧਮਾਨ ਹੈ ਬੁੱਧੀ ਦਾ ਹੰਕਾਰ ਹੋਵੇ ਇੱਕ ਬੁੱਧਵਾਨ ਹੁੰਦਾ ਬੁੱਧ ਵਾਲਾ ਕਿਤੇ ਸਿੱਧ ਸਿੱਧ ਵੀ ਕਹਿੰਦੇ ਨੇ ਸਿੱਧ ਇੱਕ ਨਹੀਂ ਜਿਹਨੇ ਤਨਕ ਤਨਕ ਸਿੱਧੀ ਸੋਝੀ ਵਾਲੀ ਤਨਕ ਸਿੱਧ ਕੋ ਬਾਵਾ ਤੇ ਨਾ ਆਪਣਾ ਰਾਹ ਦਾ ਦੇਖੋ ਦਸ ਮੁਰਾਂ ਤੋਂ ਸਿੱਧੀ ਅਰਥ ਸੋਝੀ ਵਾਸਤੇ ਵਰਤਿਆ ਔਰ ਗੁਰਬਾਣੀ ਵੀ ਸਿੱਧੀ ਲਫ਼ਜ਼ ਸੋਝੀ ਵਾਸਤੇ ਵਰਤਿਆ ਗੁਰਬਾਣੀ ਵਾਲੀ ਜਿਹੜੀ ਭਾਸ਼ਾ ਹੈ ਉਹ ਦਸ ਗ੍ਰੰਥ ਦੀ ਭਾਸ਼ਾ ਹੈ ਇੱਥੋਂ ਪਤਾ ਲੱਗਦਾ ਲਿਖਿਆ ਕਿਹਦਾ ਹੋਇਆ ਇਹ ਭਾਸ਼ਾ ਦਾ ਵਿਦਵਾਨ ਖੁਦ ਨਹੀਂ ਜਾਣਦੇ ਗੱਲ ਕਰਦੇ ਨੇ ਦਸ ਗ੍ਰੰਥ ਦੀ ਕਿਹਨੇ ਲਿਖੇ ਜਿਹੜੀ ਗੁਰਮੁਖੀ ਭਾਸ਼ਾ ਹੈ ਉਹਦੇ ਵਿੱਚ ਸਿੱਧੀ ਦਾ ਅਰਥ ਕੁਝ ਹੋਰ ਹੁੰਦਾ ਉਹਦੇ ਵਿੱਚ ਸਿੱਧੀ ਦਾ ਅਰਥ ਹੁੰਦੀ ਹੈ ਜਿੰਨ ਜਿੰਨ ਤਨ ਸਿੱਧ ਜੋ ਜੋ ਤਨ ਸਿੱਧ ਕੋ ਪਾਵਾ ਜਿਹਨੂੰ ਥੋੜੀ ਥੋੜੀ ਸਮਝ ਆਈ ਥੋੜੀ ਸਮਝ ਆਈ ਹੈ ਪੂਰੀ ਥੋੜੀ ਹਾਂ ਥੋੜੀ ਉਹਨੇ ਆਪਣਾ ਆਪਣਾ ਰਾਹ ਚਲਾ ਲਿਆ ਆਪਣੀ ਆਪਣੀ ਵਸਤੂ ਚਲਾ ਲਈ ਗਿਆਨਵਾਨਾਂ ਨਹੀਂ ਬਣਾਈਆਂ ਸਿੱਧੀ ਦਾ ਅਰਥ ਇਹ ਸੋਚੀ ਹੈ ਬੁੱਧ ਬਦਲੀ ਸਿੱਧੀ ਪਾਈ ਸੋਚੀ ਆ ਗਈ ਸਮਝ ਆ ਗਈ ਨਿਰਾਕਾਰ ਦੀ ਨਿਰਾਕਾਰ ਦੀ ਸਮਝ ਆਉਣੀ ਹੈ ਸਮਝੇ ਦਰਸ਼ਨ ਹੈ ਕਿਤੇ ਸਿੱਧ ਬੁੱਧ ਨਾਥ ਕਿਤੇ ਸਿੱਧ ਬੁੱਧ ਨਾਥ ਕਿਤੇ ਨਾਥ ਵੀ ਕਿਤੇ ਨੇ ਹਰੇਕ ਦੇ ਅੰਦਰ ਨਾਲ ਬੈਠਾ ਹੈ ਨਾ ਇਹ ਫਿਰ ਕਰੇਗਾ ਨਾਲ ਉੱਤੇ ਸਿੱਧ ਵੀ ਹੋਈ ਹੈ ਬੁੱਧ ਵੀ ਹੋਈ ਹੈ ਨਾਥ ਵੀ ਹੋਈ ਹੈ ਆਡਾ ਨੋਇ ਰੱਖਿਆ ਨੇ ਕਿਤੇ ਦੇਵੀ ਵੇਸ ਕਹਿੰਦੇ ਦੇਵੀ ਵੇਸ ਦੇਵੀ ਦੇ ਵੇਸ ਕਹਿੰਦੇ ਨੇ ਇੱਕ ਵੇਸ ਨਹੀਂ ਹੈ ਦੇਵੀ ਦਾ ਦੇਵੀ ਅਕਲ ਨੂੰ ਕਹਿੰਦੇ ਨੇ ਬੁੱਧੀ ਨੂੰ ਕਹਿੰਦੇ ਨੇ ਇਹਦੇ ਵੀ ਕਿਤੇ ਵੇਸ ਨੇ ਜਿੰਨੇ ਮਤਾਂ ਉਹਨੇ ਹੀ ਵੇਸ ਦੇਵੀ ਦੇ ਉਹ ਤਰੀਆ ਜਨਤਲ ਦੇਵੀ ਦੇ ਵੇਸ ਨੇ ਇਹ ਜਿਹੜਾ ਦੇਵੀ ਦੇ ਵੇਸ ਨੇ ਸੰਸਾਰ ਨੂੰ ਧੋਖਾ ਦਿੱਤਾ ਇੱਕ ਵੇਸ ਹੈ ਦੇਵੀ ਦਾ ਜਿਹੜਾ ਗੁਰਮਤ ਦਾ ਉਹ ਸੰਸਾਰ ਨੂੰ ਧੋਖੇ ਤੋਂ ਬਚਾਉਣ ਵਾਸਤੇ ਹੈ ਬਾਕੀ ਸਭ ਧੋਖਾ ਦੇਣ ਵਾਲੇ ਵੇਸ ਭਰਮ ਵਿੱਚ ਪਾਉਣ ਵਾਲੇ ਵੇਸ ਸਾਰੇ ਇਹ ਜਿਹੜਾ ਗਿਆਨ ਹੈ ਨਾ ਇਹ ਧੋਖੇ ਤੋਂ ਬਚਾਉਣ ਵਾਲਾ ਹੈ ਧੋਖਾ ਨਹੀਂ ਖਾ ਸਕਦੇ ਇਹਨੂੰ ਕੋਈ ਧੋਖਾ ਨਹੀਂ ਦੇ ਸਕਦਾ ਧੋਖੇ ਹੀ ਨਹੀਂ ਪਾ ਸਕਦਾ ਸੁੱਤ ਸੁੱਕੇ ਤੋਂ ਚਾਨਣਾ ਇਹਨਾਂ ਕੋਈ ਵੀ ਵੱਡੇ ਤੋਂ ਵੱਡਾ ਆਦਮੀ ਵੱਡੇ ਤੋਂ ਵੱਡਾ ਗੁਰੂ ਇਹਦੇ ਨਾਲ ਛੜ ਨਹੀਂ ਕਰ ਸਕਦਾ ਭਗਤ ਵਚਨ ਹਰ ਵਿਰਦ ਹੈ ਆਪਣੇ ਭਗਤਾਂ ਨੂੰ ਛੜ ਕਾਫੜ ਤੋਂ ਬਚਾਉਣ ਵਾਲਾ ਵਛਲ ਹੁੰਦਾ ਹੈ ਜਿਹਦੇ ਨਾਲ ਕੋਈ ਛਾੜ ਨਹੀਂ ਕਰ ਸਕੇ ਇਹ ਆਤਮ ਗਿਆਨ ਹੈ ਵਛਲ ਹੈ ਭਗਤ ਵਛਲ ਹੈ ਭਗਤਾਂ ਨਾਲ ਅੱਗੇ ਸਾਰੇ ਭਗਤਾਂ ਨਾਲ ਛਾੜ ਨਹੀਂ ਕੀਤਾ ਉਹ ਜੱਗ ਕਰ ਰਿਹਾ ਸੀ ਉਹਨੇ ਨੇ ਛਾੜ ਨਹੀਂ ਕੀਤਾ ਛਾੜ ਕਰਦੇ ਹੀ ਰਹੇ ਨੇ ਅਵਤਾਰ ਧਾਰ ਕੇ ਛਾੜ ਨਹੀਂ ਕੀਤਾ ਇਹਦੇ ਨਾਲ ਜੁਨੀ ਨਿਸ਼ਾਨ ਕਰਦਾ ਰਹੇ ਉਹਨਾਂ ਨੂੰ ਭਗਤ ਨਹੀਂ ਮੰਨਦਾ ਤੇ ਕੇਤੀ ਦੇਵੀ ਵੇਸ ਹੁੰਦੇ ਇਹਨੂੰ ਉਹ ਤੋਂ ਗਾਂ ਦਾ ਗਿਆਨ ਹੈ ਬਾਲਾਜੇ ਨੇ ਛੱਡ ਕੀਤਾ ਛਾਲ ਕਰਨਾ ਦੇਵੀ ਦੇਵਤਾ ਦਾ ਕੰਮ ਹੁੰਦਾ ਕਪਟ ਕਰਨਾ ਦੇਵੀ ਦੇਵਤਾ ਦਾ ਕੰਮ ਹੁੰਦਾ ਠੱਗਾ ਦਾ ਕੰਮ ਹੁੰਦਾ ਜਿਹੜਾ ਧਰਮ ਠੱਗਾ ਦੇ ਨੇ ਜਿਹਦੇ ਦੇਵੀ ਦੇਵਤੇ ਜਿਹਦੇ ਗੁਰੂ ਜਿਹੜੇ ਪੀਰ ਛਲ ਕਰਦੇ ਹੁਣ ਉਹ ਆਦਮੀ ਉਹਦੇ ਚੇਲੇ ਕਿਉਂ ਨਾ ਕਰਨ ਛਲ ਕਰਨਾ ਜਾਇਜ਼ ਹੈ ਉਹਨਾਂ ਧਰਮਾਂ ਦੇ ਵਿੱਚ ਅਨੰਦਪੁਰ ਸਾਹਿਬ ਛਲ ਕਰਕੇ ਛਡਾ ਲਿਆ ਤੁਸੀਂ ਛਡਾ ਲਿਆ ਨਾ ਉਹਨਾਂ ਦੇ ਤਾਂ ਕਰਦੇ ਨੇ ਉਹਨਾਂ ਦੇ ਜਾਇਜ਼ ਹੈ ਛਲ ਕਰਨਾ ਸਾਡੇ ਜਾਇਜ਼ ਨਹੀਂ ਹੈ ਅਸੀਂ ਨਹੀਂ ਕਰ ਸਕਦੇ ਗੁਰਮੁਖ ਨਹੀਂ ਕਰ ਸਕਦੇ ਗੁਰੂ ਸਾਹਿਬ ਦੇ ਜਾਇਜ਼ ਨਹੀਂ ਉਹਨਾਂ ਦੇ ਹੋ ਜਾਏ ਜਿਹੜੇ ਤਾਂ ਸੀ ਕੱਚੇ ਉਹ ਤਾਂ ਛੱਡ ਨਹੀਂ ਸਮਝ ਸਕੇ ਜਿਹੜੇ ਪੱਕੇ ਸੀ ਉਹ ਕਹਿੰਦੇ ਸੀ ਛੱਡ ਕਰਦੇ ਨੇ ਜਿਹੜੇ ਗੁਰੂ ਦੇ ਨਾਲ ਪੱਕੇ ਸਿੱਖ ਸੀ ਉਹ ਉਹਨਾਂ ਨੂੰ ਸਮਝ ਸੀ ਵੀ ਛੱਡ ਕਰਦੇ ਨੇ ਜਿਹੜੇ ਗੁਰਮੁਖ ਸੀ ਜਿਨ੍ਹਾਂ ਨੂੰ ਗੁਰਬਾਣੀ ਦੀ ਸੋਝੀ ਸੀ ਉਹਨਾਂ ਨੂੰ ਪਤਾ ਸੀ ਛੱਡ ਕਰਦੇ ਨੇ ਜਿਹੜੇ ਛੱਡ ਨਹੀਂ ਸਮਝੇ ਉਹਨਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ ਸੀ ਉਹਨਾਂ ਦੀ ਮਾਤਾ ਗੁਜਰੀ ਵੀ ਸੀ ਪਿਤਾ ਪੜ ਲੋ ਜੇ ਸੋਚੀ ਉਹਦੀ ਕੁਰਬਾਨੀ ਵੀ ਕਰੇ ਨਹੀਂ ਸੀਗਾ ਕਹਿੰਦੀ ਮਾਤਾ ਗੁਜਰੀ ਪਿਛਾ ਸ਼ਬਦ ਚਲੋ ਸਮਝ ਆਈ ਨਹੀਂ ਸੀ ਕੁਰਬਾਨੀ ਤੇ ਵਿਸ਼ਵਾਸ ਹੈ ਨਹੀਂ ਇਹ ਤੋਂ ਪਤਾ ਲੱਗਦਾ ਕੁਰਬਾਨੀ ਨੇ ਐਵੇਂ ਨਹੀਂ ਔਰਤਾਂ ਨੂੰ ਥੱਲੇ ਰੱਖਿਆ ਹੋਇਆ ਕੋਈ ਕਾਰਨ ਕਾਰਨ ਕੋਈ ਠੋਸ ਕਾਰਨ ਹੈ ਚਾਹੇ ਲਾਸ਼ ਚੋਂ ਦੇਖੋ ਪੜ ਕੇ ਵੀ ਮਜਬੂਰ ਕੀਤਾ ਤਾਂ ਅਸੀਂ ਪਾਸ਼ਾ ਨੂੰ ਨਹੀਂ ਕੀਤਾ ਚਲੋ ਛੱਡੋ ਕਿਉਂ ਕੀਤਾ ਇਹ ਤਾਂ ਭਗਤ ਵਸ਼ਲ ਹੈ ਛੱਡ ਨਹੀਂ ਹੋ ਸਕਦਾ ਛੱਡ ਕਿਵੇਂ ਹੋ ਗਿਆ ਕਿਵੇਂ ਹੋ ਗਿਆ ਛੱਡ ਜਿਸ ਐਂਗਲ ਤੋਂ ਹੁਣ ਵਿਆਖਿਆ ਹੋਣੀ ਹੈ ਕਿਸੇ ਨੂੰ ਬੋਲਤੀ ਬੰਦ ਹੋ ਜਾਣੀ ਹੈ ਸਾਰਿਆਂ ਦੀ ਇਹ ਤਾਂ ਸਾਰਿਆਂ ਦੇ ਪੱਲੇ ਕੀ ਹੈ ਉਹਦਾ ਗੱਲਾਂ ਕੁਝ ਕਰਦੇ ਨਹੀਂ ਸੀ ਪਰ ਉਹ ਕਰਨੀਆਂ ਪੈਣਗੀਆਂ ਝੂਠ ਨੂੰ ਝੂਠ ਸਾਬਤ ਕਰਨ ਵਾਸਤੇ ਸਭ ਕੁਝ ਕਰਨਾ ਪਊਗਾ ਚਾਹੇ ਉਹ ਕਿੰਨਾ ਵੀ ਨੁਕਸਾਨਦੇ ਹੋਵੇ ਨੁਕਸਾਨ ਵੀ ਬਹੁਤ ਕਰਦਾ ਹੁੰਦਾ ਸੱਚ ਜੋ ਪਹਿਲਾ ਧਰਮ ਹੈ ਸਾਡਾ ਉਹ ਕੀਤਾ ਹੋਇਆ ਢਾਂਚਾ ਖੜਾ ਕੀਤਾ ਹੋਇਆ ਤੇ ਤੈਅ ਸਮੇਂ ਅਸੇ ਹੁਣ ਤਾਂ ਹੀ ਗੱਲ ਵਰਦੀ ਕਾਫੀ ਕੁਝ ਹੁਣ ਸੱਚ ਕਹਿਣਾ ਪੈਣਾ ਜਾਂ ਸੱਚ ਕਹਿਣਾ ਪਊਗਾ ਨਾ ਫਿਰ ਕਾਫੀ ਕੋਈ ਤਕਲੀਫ ਹੋਊ ਫਿਰ ਸੱਟ ਲੱਗਣੀ ਲੱਗਣੀ ਨੁਕਸਾਨ ਹੋਣਾ ਹੀ ਹੋਣਾ ਸੱਚ ਨੂੰ ਕਹਿਣ ਵਾਸਤੇ ਇਹ ਵੀ ਸੁਣੇ ਪੁਰਾਣੇ ਸਿੰਘਾਂ ਦੇ ਜਿਹੜੇ ਗਾਹਾਂ ਦੇ ਗਾਂ ਸੀ ਨੇ ਸੀ ਦੇ ਗੱਲ ਕਿ ਜਦੋਂ ਤੇਰੀਆਂ ਚਰਿੱਤਰ ਰੱਖਦੇ ਤੇ ਮਾਤਾ ਨੇ ਵਿਰੋਧ ਕੀਤਾ ਹਾਂ ਸਾਡਾ ਗੁਰੂ ਨੇ ਦੇਖੋ ਗੁਰੂ ਕੇ ਮਹਿਲ ਦਾ ਵਿਰੋਧ ਕਰ ਨਹੀਂ ਸਕਦੇ ਨਾ ਪਤੀ ਦਾ ਵਿਰੋਧ ਮਾਂ ਕਰ ਸਕਦੀ ਹੈ ਵਿਰੋਧ ਕੀਤਾ ਸੀ ਮੈਂ ਕੀ ਕਰਦਾ ਕਹਿੰਦਾ ਤੁਹਾਨੂੰ ਨਹੀਂ ਪਤਾ ਮੈਂ ਕੀ ਕਰਦਾ ਆਪਣੀ ਡਿਊਟੀ ਕਰਦਾ ਤਾਂ ਕੀ ਕਰਦਾ ਡਿਊਟੀ ਕਰਦੇ ਰਹੇ ਨੇ ਜੋ ਬਜ਼ੁਰਗ ਕਰਦੇ ਰਹੇ ਨੇ ਜੋ ਮੇਰਾ ਬਾਪ ਕਰਦਾ ਰਿਹਾ ਮੇਰਾ ਦਾਦਾ ਕਰਦਾ ਰਿਹਾ ਮੈਂ ਉਹੀ ਕਰਦਾ ਮੈਂ ਨਾ ਕੰਮ ਕੀ ਕਰਦਾ ਉਹ ਜਿਹੜਾ ਅਨਾਜ ਦੀ ਪਹਿਲੀ ਪੌੜੀ ਹੈ ਤਾਂ ਲਿਖੀ ਆ ਉਹ ਸ਼ੰਕਾ ਖੜੀ ਕਰਦੀ ਸੀ ਇਹ ਤਾਂ ਜੀ ਹਿੰਦੂਵਾਦੀ ਉਹ ਕਰਨ ਲੱਗ ਮਤਲਬ ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਏ ਉਸੇ ਭਗਉਤੀ ਦੀ ਮੈਂ ਗੱਲ ਕਰਦਾ ਸਿਮਰਿਆ ਜਿਹੜੀ ਗੁਰੂ ਨਾਨਕ ਦੇ ਤੇ ਆਈ ਸੀ ਮੈਂ ਨਵਾਂ ਕੰਮ ਨਹੀਂ ਕਰਦਾ ਕੋਈ ਇਹ ਕਹਿਣਾ ਤਾਂ ਪਿਆ ਸ਼ੰਕਾ ਖੜੀ ਕਰਤੀ ਸੀ ਦੇਵੀ ਦਾ ਬਜਾਰੀ ਫਲਾਨਾ ਟਿਮਕਾ ਅਜੇ ਮੈਂ ਹੁਣ ਰੌਲਾ ਪਾਉਂਦੇ ਨੇ ਲਿਖੀ ਕਾਤੇ ਇੱਕ ਜਿਹੜੇ ਲੋਕ ਕਹਿੰਦੇ ਨੇ ਦੇਵੀ ਦੇ ਵਿਚਾਰੇ ਸੀ ਉਹਨਾਂ ਨੇ ਇਹ ਕਹਿ ਕੇ ਗੁਰੂ ਨਾਨਕ ਲਈ ਤੇ ਆਏ ਜਿਹੜੀ ਗੁਰੂ ਨਾਨਕ ਨੇ ਤੇ ਆਈ ਸੀ ਉਹੀ ਹੈ ਉਸੇ ਨੂੰ ਮੈਂ ਕਹਿੰਦਾ ਇਹਦਾ ਮਤਲਬ ਹੈ ਉਦੋਂ ਭਗਤ ਕਬੀਰ ਜਾਂ ਕੋਈ ਭਗਤ ਜਿਉਂਦਾ ਨਹੀਂ ਸੀ ਨਹੀਂ ਨਾ ਗੁਰੂ ਨਾਨਕ ਨੂੰ ਮਿਲਿਆ ਗੁਰੂ ਨਾਨਕ ਨੇ ਦੁਬਾਰਾ ਚੰਡੀ ਪ੍ਰਗਟ ਕੀਤੀ ਗੁਰਮਤ ਪ੍ਰਗਟ ਕੀਤੀ ਗੁਰੂ ਨਾਨਕ ਲਈ ਤੇ ਆਏ ਦਾ ਮਤਲਬ ਸਾਫ ਹੈ ਫਿਰ ਅੰਗਦਪੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਾਰੇ ਇਹਨਾਂ ਦੀ ਸਾਹੀ ਹੋਈ ਇਹਨਾਂ ਦੇ ਨਾਲ ਵੀ ਇਹ ਖੜੀ ਰਹੀ ਇਹੀ ਗੁਰਬਤ ਗੁਰਮਤਿ ਵੱਡੀ ਭਾਗਕ ਚੀਜ਼ ਹੈ ਕਿਹਦੇ ਮੂਰੇ ਅਰਦਾਸ ਕਰਦੇ ਗੁਰਮਤਿ ਮੂਰੇ ਅਰਦਾਸ ਹੈ ਅਲਿਖਤੀ ਰੂਪ ਜਿਹੜੀ ਪਈ ਹੈ ਸਾਡੇ ਦੇ ਅੱਗੇ ਅਰਦਾਸ ਹੈ ਇਹਦੀ ਉਸਤ ਹੈ ਇਹ ਇਹ ਤਾਂ ਨਹੀਂ ਪਈ ਆਦ ਗ੍ਰੰਥ ਚ ਆਦ ਗ੍ਰੰਥ ਦੀ ਉਸਤ ਹੈ ਉਹ ਆਦ ਗ੍ਰੰਥ ਵਿੱਚ ਪਰਮੇਸ਼ਰ ਦੀ ਉਸਤਤ ਹੈ ਕਿੱਥੇ ਪਰਮੇਸ਼ਰ ਦੀ ਉਸਤਤ ਕਿੱਥੇ ਪਰਮੇਸ਼ਰ ਦੀ ਮੱਤ ਦੀ ਉਸਤਤ ਕਿੱਥੇ ਹਾਕਮ ਦੀ ਉਸਤਤ ਕਿੱਥੇ ਉਹਦੇ ਹੁਕਮ ਦੀ ਉਸਤਤ ਇੱਕ ਡਿਗਰੀ ਥੱਲੇ ਹੈ ਜਿਹਨਾਂ ਨੂੰ ਕੀ ਪਤਾ ਕਿਉਂ ਨਹੀਂ ਬਈ ਵਿੱਚ ਤੇ ਕੀ ਜਾਣਨ ਵਿਚਾਰੇ ਇਹ ਜਾਣਨ ਕੀ ਕੀ ਗੱਲ ਹੈ ਕਿੱਥੇ ਹਾਕਮ ਕਿੱਥੇ ਉਹਦਾ ਹੁਕਮ ਉਹਨਾਂ ਨੇ ਹੁਕਮ ਦੀ ਵਡਿਆਈ ਕੀਤੀ ਹੈ ਹਾਕਮ ਦੀ ਨਹੀਂ ਕੀਤੀ ਕਹਿੰਦੇ ਹਾਕਮ ਦੀ ਨਹੀਂ ਦਾ ਹੁਕਮ ਦਾ ਹਮੇਸ਼ਾ ਹੁੰਦਾ ਨਹੀਂ ਹਾਕਮ ਹਮੇਸ਼ਾ ਰਹਿੰਦਾ ਉਹਨਾਂ ਨੇ ਦੂਏ ਨੰਬਰ ਦੇ ਦੀ ਵਡਿਆਈ ਹਾਕਮ ਦੇ ਵੀ ਕੀਤੀ ਹੈ ਅਕਾਲ ਉਸਤ ਦੇ ਵਿੱਚ ਇਹਦੀ ਨਹੀਂ ਕੀਤੀ ਇਹ ਮੇਰੇ ਗੁਰੂ ਆਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਨ ਦੀ ਵੀ ਵਡਿਆਈ ਕੀਤੀ ਹੈ ਬਾਣੀ ਦੀ ਵਡਿਆਈ ਕੀਤੀ ਹੈ ਉਹ ਕਿੱਥੇ ਕੀਤੀ ਹੈ ਸੂਹੀ ਰਾਜ ਦੀ ਉਹ ਸੂਹੀ ਰਾਜ ਇਸ ਨੇ ਨਜ਼ਰ ਜਦੋਂ ਅਕਾਲ ਉਸ ਦਾ ਲਿਖਿਆ ਉਹਦੇ ਵਿੱਚੇ ਦੁਰਗਾ ਸਤੋਤਰ ਲਿਖਿਆ ਹੈ ਉਹਦਾ ਦੁਰਗਾ ਸਤੋਤਰ ਆ ਉੱਥੋਂ ਪਤਾ ਲੱਗਦਾ ਵੀ ਕਿਉਂ ਲਿਖਿਆ ਹੈ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਇਹ ਮਾਤਾ ਰੂਪ ਦੇ ਵਿੱਚ ਉਸਤੀ ਕੀਤੀ ਉਹ ਉੱਥੇ ਪਿਤਾ ਰੂਪ ਦੇ ਵਿੱਚ ਉਸਤੀ ਪਿਤਾ ਪਹਿਲੇ ਪੁਰਖ ਮੈਂ ਨਾਰ ਹੈ ਪੁਰਖ ਪਹਿਲਾਂ ਕਰਤਾ ਪੁਰਖ ਪਹਿਲਾਂ ਨਾਰ ਪਿੱਛੋਂ ਪੁਰਖ ਮੈਂ ਨਾਰ ਪੁਰਖ ਵਿੱਚੋਂ ਮਾਇਆ ਨਾਰ ਗੁਰਮਤ ਪੈਦਾ ਹੋਈ ਹੁਣ ਨਾਰ ਮੈਂ ਪੁਰਖ ਹੈ ਸੰਸਾਰ 'ਚ ਨਾਰ ਹੈ ਸਾਡੇ ਕੋਲ ਗੁਰਮਤ ਹੈ ਇੱਥੋਂ ਪੁਰਖ ਨੇ ਜਨਮ ਲੈਣਾ ਇੱਥੋਂ ਜਨਮ ਲੈ ਕੇ ਪੁਰਖ ਹੋਣਾ ਪੁਰਖ ਮੈਂ ਨਾਰ ਨਾਰ ਮੈਂ ਪੁਰਖਾ ਨਾਰ ਮੈਂ ਪੁਰਖਾ ਕੀ ਹੈ ਪੁਰਖ ਕੀ ਹੈ ब्रह्म ज्ञान जो है ना विवेक विवेक पुरख है विवेक बुद्ध है विवेक ने विवेक बुद्ध पैदा की थी विवेक बुद्ध ने विवेकी पैदा कर देने विवेक बुद्ध की क्या पैदा कर दिया विवेकी जन्म पदार्थ मिलता है जो विवेकी कितने जाता उसे जाता है जो बुद्ध पैदा हो ऐवें नहीं कहता पुरख में नार नार में पुरखा बुझे ब्रह्म ज्ञानी ਐਡੀ ਬੜੀ ਗੱਲ ਕਹਿਤੀ ਇਹ ਇਹ ਬੁਝਾਰਤ ਨੂੰ ਹੱਲ ਕਰਨ ਵਾਲੇ ਵਾਸਤੇ ਗੱਲ ਕਹੀ ਹੋਈ ਹੈ ਜਿਹਨੂੰ ਆਤਮ ਗਿਆਨ ਨਹੀਂ ਸਮਝ ਰਹੀ ਉਹਨੂੰ ਇਹਦੇ ਦੱਸ ਸਕਦਾ ਕੀ ਗੱਲ ਹੈ ਗੁਰਬਾਣੀ ਨੇ ਹਰਨਾਮ ਸਮਾਇਆ ਹਰਨਾਮ ਪੁਰਖ ਹਾਂ ਹਰਨਾਮ ਪੁਰਖ ਨਾਮ ਸਮਾਇਆ ਉਹਦੇ ਵਿੱਚ ਨਾਮ ਤਾਂ ਪੈਦਾ ਹੋਇਆ ਨਾਮ ਇਹਦੇ ਵਿੱਚ ਸਮਾਇਆ ਹੋਇਆ ਕੋਈ ਵਖਣ ਹੈ ਨਾ ਕਿਤੇ ਦੇਵੀ ਵੇਸ ਦੇਵੀ ਜਿਹੜੀ ਕੀ ਹੈ ਦੇਵੀ ਮੱਤ ਹੈ ਮੱਤੀ ਦੇਵੀ ਮੱਤ ਨੂੰ ਦੇਵੀ ਕਿਹਾ ਹੈ ਗੁਰਬਾਣੀ ਇਹ ਨਹੀਂ ਵੀ ਦੇਵੀ ਲਫ਼ਜ਼ ਆਇਆ ਨਹੀਂ ਹੋਇਆ ਆਲ ਗੁਰੂ ਮੱਤੀ ਦੇਵੀ ਜਿੰਨੀਆਂ ਦੇਵੀਆਂ ਨੇ ਮੱਤਾਂ ਨੂੰ ਕਿਹਾ ਹੈ ਗੁਰਮਤ ਵੀ ਦੇਵੀ ਹੈ ਉਹ ਚੰਡੀ ਹੈ ਚੰਡੀ ਦੇ ਪੈਰਾਂ 'ਚ ਪਿਆ ਸ਼ਿਵ ਜੀ ਦੇਖ ਲਿਓ ਕੈਲੰਡਰ ਰਾਮਚੰਦਰ ਸ਼ਿਵਜੀ ਦੀ ਪੂਜਾ ਕਰਦਾ ਦਿਖਾਇਆ ਉੱਥੇ ਜਦ ਸਮੁੰਦਰ ਨੂੰ ਪੜ ਲਾਉਂਦੇ ਸੀ ਵਿਸ਼ਨੂੰ ਦਾ ਉਤਾਰ ਹੈ ਨਾ ਰਾਮਚੰਦਰ ਵਿਸ਼ਨੂੰ ਨੂੰ ਵੱਡਾ ਦਾ ਹੋ ਗਿਆ ਸ਼ਿਵ ਸ਼ਿਵਜੀ ਦੀ ਪੂਜਾ ਕਰਦਾ ਲੋਕ ਸ਼ਿਵ ਤੋਂ ਵੱਡੀ ਹੋ ਗਈ ਜੰਨੀ ਹੋ ਗਈ ਨਾ ਛਾਤੀ ਤੇ ਪੈਰ ਰੱਖਿਆ ਹੋਇਆ ਕਲਨ ਰਾਜੇ ਨੇ ਵੀ ਛਾਪਿਆ ਹੋਇਆ ਜਿਨ੍ਹਾਂ ਨੇ ਬ੍ਰਹਮ ਗਿਆਨੀਆਂ ਨੇ ਸ਼ਬਦ ਸਾਬਤ ਕਰਕੇ ਛਪਾਇਆ ਸਾਬਤ ਕੀਤਾ ਜਦੋਂ ਗੱਲਾਂ ਕਰਦੇ ਨੇ ਸਭ ਤੋਂ ਜਾਂਦਾ ਇਹ ਵੱਡੀ ਹੈ ਚੰਡੀ ਵੱਡੀ ਹੈ ਸਭ ਤੋਂ ਵੱਡੀ ਉਹ ਕੌਣ ਹੈ ਗੁਰਮਤਾ ਹੈ ਸਭ ਤੋਂ ਵੱਡੀ ਢਾਲਦੀ ਜੀ ਹਾਂ ਸਭ ਨੂੰ ਢਾਲ ਲੈਂਦੀ ਹੈ ਸਭ ਨੂੰ ਢਾਲ ਲੈਂਦੀ ਹੈ ਕਿਉਂ ਕਾਲ ਹੋ ਕੋ ਕਾਲ ਸ਼ਿਵ ਕਾਲ ਹੈ ਨਾ ਸ਼ਿਵ ਨੂੰ ਕਾਲ ਮੰਨੇ ਕਾਲ ਹੋ ਕੋ ਕਾਲ ਰੁਪਾ ਜਾ ਕਹਿੰਦੇ ਇਸੇ ਧਰਮ ਗ੍ਰੰਥ ਕਹਿੰਦੇ ਇਹਨੂੰ ਇਹ ਕਹਿੰਦੇ ਵੀ ਤੂੰ ਕਾਲ ਹੋ ਕੋ ਕਾਲ ਇਹਦੀ ਬੜਾਈ ਕਰਦੇ ਨੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਕਿ ਜਿਹੜੀ ਸ਼ਕਤੀ ਦੀ ਮਨੋਤ ਹੈ ਅੰਦਰ ਉਹਨੂੰ ਢਾਉਣਾ ਕਿਹਨੇ ਗੁਰਮਤਿ ਦੇ ਢਾਤਾ ਨਾਲ ਸਾਰੇ ਢਾਹ ਰਹੇ ਉਹਨਾਂ ਆਪ ਹੀ ਢਾਹੇ ਨੇ ਅਕਾਲਪੁਰ ਕੀ ਦੇ ਉਹ ਕੋਟ ਨੂੰ ਗਏ ਕਿਤੇ ਕੰਮ ਮਹਿਸ਼ ਕਿਤੇ ਕੰਮ ਮਹਿਸ਼ ਕਹਿ ਕੇ ਢਾਤੇ ਸਭ ਲੋਕ ਢਾਤੇ ਕਿਤੇ ਦੇਵ ਦਾਨ ਮੁਨੀ ਦੇਤੇ ਕਿਤੇ ਰਤਨ ਦੇਵ ਵੀ ਇੱਕ ਨਹੀਂ ਹੈਗਾ ਸਾਰਿਆਂ ਦੇ ਅੰਦਰ ਦੇਵ ਹੈ ਸਾਰਿਆਂ ਦੇ ਅੰਦਰ ਦੇਵ ਹੈ ਇਹੀ ਦੇਵ ਹੈ ਇਹੀ ਵਿਸ਼ਨੂੰ ਹੈ ਇਹੀ ਬ੍ਰਹਮਾ ਹੈ ਇਹੀ ਸ਼ਬਾ ਸਭ ਕੁਝ ਹੀ ਹੈ ਜੀਵ ਦੋ ਇਸਿਆਂ ਜਾ ਮਨ ਕਰਕੇ ਕਾਨ ਹੈ ਕਿਸੇ ਨੇ ਕਾਲਾ ਹੈ ਚਿਤ ਕਰਕੇ ਰਾਮ ਸਭਾ ਕਰ ਰਾਮ ਬੋਲਦਾ ਰਾਮ ਦੇ ਵਿੱਚ ਕ੍ਰਿਸ਼ਨ ਦੇ ਵਿੱਚ ਰਾਮ ਬੋਲਦਾ ਲੋਕਾਂ ਕਹਿੰਦੇ ਨੇ ਕ੍ਰਿਸ਼ਨ ਬੜਾ ਹੋ ਨੇ ਰਾਮ ਬੜਾ ਲੜਾਈ ਇਸ ਗੱਲ ਦੀ ਪਰ ਰਾਮ ਜੋ ਤਾਂ ਕ੍ਰਿਸ਼ਨ ਦਾ ਜਨਮ ਹੁੰਦਾ ਪਰ ਇਹਨੂੰ ਮੰਨਦੇ ਨਹੀਂ ਉਹ ਕਹਿੰਦੇ ਅਸੀਂ ਕਾਹਦਾ ਮੰਨੀਏ ਇਸ ਗੱਲ ਰਾਮ ਭਗਤ ਕ੍ਰਿਸ਼ਨ ਭਗਤ ਆਪਸ ਵਿੱਚ ਔਰ ਉਹਨਾਂ ਨੂੰ ਪਤਾ ਵੀ ਜਮਨਾ ਦੇ ਕਿਨਾਰੇ ਕਿਉਂ ਕ੍ਰਿਸ਼ਨ ਨੂੰ ਕਿਹਾ ਜਮਨਾ ਦੇ ਕਿਨਾਰੇ ਹੀ ਰਹਿਣਾ ਕ੍ਰਿਸ਼ਨ ਕਲਪਨਾ ਦੇ ਕਿਨਾਰੇ ਜਮਨਾ ਨੇ ਗੰਗਾ 'ਚ ਮਿਲਣਾ ਤਾਂ ਗੰਗਾ ਨੇ ਕਹਾਂ ਜਾਣਾ ਗੰਗਾ ਰਾਮ ਕੀ ਹੈ ਅੰਤਰਾਤਮਾ ਦੀ ਆਵਾਜ਼ ਕ੍ਰਿਸ਼ਨ ਦਾ ਚਾਹੇ ਤੇ ਖਤਮ ਹੋ ਜਾਂਦਾ ਰਾਮ ਆ ਜਾ ਕੇ ਨਾ ਖਤਮ ਗੰਗਾ ਹੀ ਰਹਿ ਜਾਂਦੀ ਹੈ ਗਾਂ ਅਦੜੀ ਫੇਰ ਜਾਂਦੇ ਨੇ ਗੰਗਾ ਰਾਮ ਦੀ ਹੈ ਸ਼ਿਵ ਜੀ ਦਾ ਕਬਜ਼ਾ ਦਿਖਾਤਾ ਆ ਵੀ ਨੇ ਜਟਾਂ ਚ ਕੀ ਹੈ ਗੰਗਾ ਸ਼ਿਵ ਜੀ ਨਹੀਂ ਚਾਹੁੰਦਾ ਵਿਚਾਰਦਾ ਰਫਰ ਹੋਵੇ ਸ਼ਿਵ ਜੀ ਸ਼ਿਵ ਜੀ ਕਹੂਗਾ ਫਿਰ ਤਾਂ ਆ ਕਹਿੰਦੀ ਹੈ ਉਹਦੀ ਸ਼ਰਤ ਤੇ ਪੈਰ ਧਰਦੀ ਹੈ ਉਹੀ ਤਾਂ ਜਾਤੀ ਦੇ ਪੈਰ ਧਰਦੀ ਹੈ ਇਹ ਉਹ ਕਹਿੰਦੇ ਕਹੂਗਾ ਸਰਦਾਰ ਪ੍ਰਗਟ ਹੋ ਜਵੇ ਉਹਨੇ ਉਹ ਜਾ ਕੇ ਤਾਂ ਰੱਖਿਆ ਵੀ ਜੇ ਪ੍ਰਗਟ ਹੋ ਗਈ ਮੇਰੇ ਨਾਲ ਵੱਡੀ ਪਹੁੰਚ ਜਾ ਰਹੀ ਮੈਨੂੰ ਨਹੀਂ ਮੰਨਣਾ ਮੇਰੀ ਸਮਾਧੀ ਗਈ ਫਿਰ ਕਿਤੇ ਦੇਵਦਾਨ ਮੁਨੀ ਕਹਤੇ ਕਿਤੇ ਦੇਵਦਾਨ ਮੁਨੀ ਕਹਤੇ ਦੇਵਤਾਂ ਨੂੰ ਉਹਨਾਂ ਦੇ ਅਵਸਥਾ ਦੇ ਬਥੇਰੇ ਆਦਮੀ ਦੇ ਹਾਂਜੀ ਕਿਰਤੇ ਰਤਨ ਸਮੂਹ ਜਿਹੜੇ ਦੇਵਤਾਂ ਨੂੰ ਮੁਨੀ ਨੇ ਮੈਂ ਕਹਾਂ ਸਰ ਇੱਕ ਹੋਰ ਇੱਕ ਰਹਿ ਗਿਆ ਰਾਵਣ ਇੱਕ ਰਹਿ ਗਿਆ ਜੇ ਰਾਵਣਾ ਦੀ ਗੱਲ ਆਈ ਫਿਰ ਇੱਕ ਰਹਿ ਗਿਆ ਉਹ ਮੂਰਖਾਂ ਵਾਸਤੇ ਇੱਕ ਰਹਿ ਗਿਆ ਨਾ ਰਾਮ ਇੱਕ ਹੈ ਸਭ ਘਟਨਾ ਬੋਲ ਨਾ ਰਾਵਣ ਇੱਕ ਹੈ ਨਾ ਕ੍ਰਿਸ਼ਨ ਇੱਕ ਹੈ ਨਾ ਸ਼ਿਵ ਇੱਕ ਉਹ ਕਹਾਣੀਆਂ ਕਿੱਥੇ ਗਈਆਂ ਜਬਰਦ ਵੇਦ ਪੁਰਾਣ ਦੀਆਂ ਕਹਾਣੀਆਂ ਕਿੱਥੇ ਗਈਆਂ ਇਹ ਅਰਥ ਕਿਵੇਂ ਕਰ ਦੇਣਗੇ ਜਦੋਂ ਕਹਿ ਰਹੇ ਨੇ ਕਿ ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚੱਲੇ ਹਮ ਕਛੂ ਦਲੀ ਕਬੀਰ ਕਹਿੰਦਾ ਗੁਰਬਾਣੀ ਚ ਅਸੀਂ ਕੁਝ ਵੀ ਉਹ ਗੱਲ ਨਹੀਂ ਲਿਖੀ ਜਿਹੜੀ ਪੰਡਤ ਮੁੱਲਾ ਦੇ ਕਿਤਾਬਾਂ ਚ ਸੀ ਜੇ ਅਸੀਂ ਰਾਮ ਕਿਹਾ ਤਾਂ ਅਸੀਂ ਸਭ ਘਟ ਰਾਮ ਬੋਲੇ ਗਏ ਤਾਂ ਅਸੀਂ ਜਿਹੜੇ ਕ੍ਰਿਸ਼ਨ ਦਾ ਨਾਮ ਵਰਤਿਆ ਸਾਡਾ ਕ੍ਰਿਸ਼ਨ ਕੋਈ ਹੋਰ ਹੈ ਸਾਡੇ ਕੇਤੇ ਨੇ ਵਰਮੇ ਕੇਤੇ ਨੇ ਇਹਨਾਂ ਵਾਲਾ ਵਰਮਾ ਨਹੀਂ ਹੈ ਸਾਡਾ ਗਿਆਨ ਖੰਡ ਦੇ ਤਾਂ ਕਿੰਨੇ ਹੋ ਗਏ ਅਜੇ ਤਾਂ ਗਿਆਨ ਪ੍ਰਚੰਡ ਹੋਣੇਗਾ ਇਹ ਤਾਂ ਗਿਆਨ ਖੰਡੇ ਹੋਇਆ ਅਜੇ ਤਾਂ ਗਿਆਨ ਖੰਡ ਹੋਇਆ ਗਿਆਨ ਖੰਡ ਜੇ ਕੰਨੇ ਬਣ ਜੇ ਉਹਦਾ ਗਿਆਨ ਪ੍ਰਚੰਡ ਹੋਣਾ ਤਾਂ ਦੇਖੋ ਕੀ ਬਣਦਾ ਕਿਤੇ ਰਤਨ ਸਮੁੰਦ ਕਿਤੇ ਰਤਨ ਸਮੁੰਦ ਰਤਨਾਂ ਦੇ ਸਮੁੰਦਰ ਭਰੇ ਹੋਏ ਨੇ ਕਿਤੇ ਰਤਨਾਂ ਦੇ ਸਮੁੰਦਰ ਤਾਂ ਹੁਣ ਆ ਸਮੁੰਦਰ ਜੋ ਰਤਨ ਕੱਢੇ ਨੇ ਇਹਨਾਂ ਨੇ ਇਹ ਤਾਂ ਇਹਨਾਂ ਦਾ ਇੱਕੋ ਹੀ ਹੈ ਇਹਨਾਂ ਦਾ ਸਾਰਾ ਦੇ ਹਿਰਦੇ ਰਤਨਾਂ ਨਾਲ ਭਰੇ ਹੋਏ ਜਿਹੜੇ ਗੁਣ ਨੇ ਰਤਨ ਨੇ ਹਿਰਦੇ ਸਮੁੰਦਰ ਨੇ ਮਤ ਵਿੱਚ ਰਤਨ ਜਵਾਹਰ ਕਰ ਗੁਰਮਤ ਨੂੰ ਮੰਨਣ ਵਾਲਿਆਂ ਦੇ ਹਿਰਦੇ ਰਤਨ ਜਵਾਰ ਨਾਲ ਭਰੇ ਰੜਕਣਾ ਕੀ ਹੈ ਰੜਕਣਾ ਇਹ ਖਾਰਾ ਸਮੁੰਦਰ ਦੀ ਰੜਕੀ ਦਾ ਹੁੰਦਾ ਦੁੱਧ ਰੜਕੀ ਦਾ ਉਹ ਹਿਰਦੇ ਜਰ ਰੜਕਦਾ ਹੁੰਦਾ ਬਾਹਰ ਦੀ ਰੜਕੀ ਦਾ ਬਾਹਰ ਖੜੂਗਾ ਕਿੱਥੇ ਰੜਕੂ ਜਾ ਕੀਤੀਆਂ ਖਾਣੀ ਕੀਤੀਆਂ ਬਾਣੀ ਇੱਥੇ ਪਾਤਨ ਰਹੇ ਕਹਤੇ ਖਾਣੀ ਖਾਣੀਆਂ ਵੀ ਜਾਂਦੀਆਂ ਨੇ ਇਹਨਾਂ ਨੇ ਚਾਰ ਖਾਣੀਆਂ ਜਵੰਡ ਲਿਆ ਆਪਣੇ ਹਿਸਾਬ ਨਾਲ ਹੋਰ ਬਥੇਰੀਆਂ ਇਹ ਜੇ ਸੰਸਾਰ ਹੈ ਪਲੈਨਟ ਹੈਗੇ ਨੇ ਉੱਥੇ ਰਚਨਾ ਹੋਰ ਕਿਸਮ ਦੀ ਹੈ ਜੀ ਨਹੀਂ ਹੈਗੀ ਛੱਡੋ ਪਰੇ ਆਪਾਂ ਨੇ ਕੀ ਲੈਣਾ ਕਹਤਿਆਂ ਖਾਣੀ ਚਾਰ ਖਾਣੀਆਂ ਤੇ ਵਿਸ਼ਵਾਸ ਨਹੀਂ ਕਰਨਾ ਸੀ ਚਾਰ ਬਾਣੀਆਂ ਤੇ ਵਿਸ਼ਵਾਸ ਨਹੀਂ ਕਰਨਾ ਸੀ ਭਾਵੇਂ ਲਿਖੀਆਂ ਹੋਈਆਂ ਨੇ ਗੁਰਬਾਣੀ ਉਹ ਤਾਂ ਲਿਖੀਆਂ ਉਹਨਾਂ ਦੀਆਂ ਲਿਖੀਆਂ ਹੋਈਆਂ ਨੇ ਕੰਡੈਮ ਕਰਨ ਖਾਤਰ ਲਿਖੀਆਂ ਨੇ ਐਟਾ ਤਾਂ ਕੰਡੈਮ ਕਰਤੀਆਂ ਰਿਜ਼ਲਟ ਹੈ ਸਾਰੀ ਗੁਰਬਾਣੀ ਦਾ ਜਪਜੀ ਸਾਹਿਬ ਨਿਚੋੜ ਨਿਚੋੜ ਵੀ ਹੈ ਇੱਕ ਬੇਸਿਕ ਥਿਉਰੀ ਵੀ ਹੈ ਬੇਸਿਕ ਜਿਹੜੀ ਗੱਲ ਹੈ ਨਾ ਬੇਸਿਕ ਬੇਸਿਕ ਇਹ ਹੈ ਕਹਾਂ ਜਾ ਕੇ ਕਿਤੇ ਚਾਰ ਖਾਣੀ ਜੇ ਆ ਜਾਏ ਤਾਂ ਉਹ ਚਾਰ ਖਾਣੀ ਉਹਨਾਂ ਦੀ ਗੱਲ ਹੈ ਸਾਡੀ ਨਹੀਂ ਹੈ 84 ਲੱਖ ਜੂਨ ਉਹਨਾਂ ਦੀ ਸਾਡੀ ਨਹੀਂ ਹੁਣ ਉਹਨਾਂ ਦਾ ਉਸੇ ਭਾਸ਼ਾ 'ਚ ਗੱਲ ਕਰਾਂਗੇ ਲੱਖ 84 ਜੂਨ ਸਭਾਈ ਚਲੋ ਕਹਿ ਤਾਂ 84 ਲੱਖੇ ਸੀ ਮਾਨਸ ਕੋ ਪਰਮ ਦੇ ਪਰ ਮਾਨਸ ਤਾਂ ਵੱਡਾ ਹੈ ਕਹਿੰਦੇ ਹਾਂ ਵੱਡਾ ਪਰ ਇੱਥੇ ਗੱਲ ਕਰ 84 85 86 83 ਕੁਝ ਵੀ ਹੈ ਪਿੱਛੇ ਮਾਨਸ ਦੀ ਕੋ ਪਰਮ ਦੇ ਹੀ ਵਡਿਆਈ ਮਾਨਸ ਨੂੰ ਵਡਿਆਈ ਦੇਤੀ ਨਾ ਇਮਾਨਦਾਰ ਬਸ ਇੱਥੇ ਹੀ ਗੱਲ ਆਪਾਂ ਨੂੰ ਇੱਥੇ ਮਤਲਬ ਇਸ ਪੌੜੀ ਤੇ ਜੇ ਨਾ ਚੁੱਕੇ ਫਿਰ ਆਏ ਜਾਏ ਦੁੱਖ ਪੈਂਦਾ ਗੱਲ ਤਾਂ ਇੰਨੀ ਹੈ ਸਾਡੀ ਪਿੱਛੇ ਕਿੰਨੀਆਂ ਨੇ ਅਸੀਂ ਕੀ ਲੈਣਾ ਉਹ ਝਗੜੇ ਚ ਕਿਉਂ ਪਈਏ ਅਸੀਂ ਜਿਹਦਾ ਹੱਲੇ ਕੋਈ ਨਹੀਂ ਉਹ ਉਹਦਾ ਹੱਲ ਕੋਈ ਨਹੀਂ ਉਹ ਝਗੜੇ ਵਾਲ ਦੇ ਵਿੱਚ ਨਹੀਂ ਜਾਣ ਬੁੱਝ ਕੇ ਪਏ ਜੇ ਉਹ ਝਗੜੇ 'ਚ ਪੈ ਜਾਂਦੇ ਫਿਰ ਤਾਂ ਕਹਾਂ ਕਮੇ ਰੁਕ ਜਾਂਦਾ ਅਸੀਂ ਨਹੀਂ ਮੰਨਦੇ ਉਹ ਵੀ ਅਸੀਂ ਹੁਣ ਅਸੀਂ ਕੀ ਲੈਣਾ ਕਿੰਨੇ ਹੀ ਨੇ ਅਸੀਂ ਦਿਮਾਗ ਤੇ ਬੋਝ ਉਹ ਲੱਦਣੇ ਨਹੀਂ ਹਣ ਉਹਨਾਂ ਨੇ ਲੱਦੇ ਨੇ ਇਹ ਵੇਦ ਪੜੇ ਕਾ ਖਰ ਕੇ ਅੰਦਰ ਜਜ਼ਬਾ ਖੋਤੇ ਤੇ ਦਿਮਾਗ ਤੇ ਲੱਦਣੇ ਸਾਰੇ ਆਦਾਸ਼ ਉਹ ਗਿਣੀ ਫਿਰੀ ਜੋ ਅਸੀਂ ਤਾਂ ਗਿਣਤੀ ਤੋਂ ਜਦ ਗਿਣਤੀ ਤੋਂ ਪਰੇ ਆ ਲੇਖਾ ਛੜ ਲੇਖਾ ਛੁੱਟ ਲੇਖਾ ਗਿਣਤੀਆਂ ਮਿਣਤੀਆਂ ਦਾ ਸਾਨੂੰ ਲੋੜ ਨਹੀਂ ਤੇਰਾ ਕੀਤਾ ਜਾਤੋਂ ਨਾ ਕਿਤੇ ਬਾਤ ਨਰਿੰਦ ਕਿਤੇ ਬਾਤ ਨਰਿੰਦ ਨਰਿੰਦ ਹੁੰਦਾ ਨਰਾਂ ਦਾ ਜਿਹੜੇ ਆਦਮੀ ਦੇ ਨਾਲ ਉਹਨਾਂ ਜੋ ਵੱਡਾ ਪਿੰਡ ਜਿਹੜੇ ਵੱਡੇ ਨਰਿੰਦ ਪਾਟ ਵਾਲੇ ਇੱਜ਼ਤ ਵਾਲੇ ਆਦਮੀ ਹੁੰਦੇ ਆਦਮੀ ਜੋ ਉਹ ਵੀ ਕਿੰਨੇ ਜੇ ਆਦਮੀ ਚ ਕਿੰਨੀ ਇੱਜ਼ਤ ਸਾਰੇ ਲੋਕ ਨੇ ਸੰਸਾਰ ਪਤਾ ਲੱਗਦਾ ਕਿਹਦੇ ਰਾਜੇ ਨੇ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਇਹਦੇ ਸੁਰਤੀ ਧਿਆਨ ਕਈ ਪ੍ਰਕਾਰ ਦੇ ਸੁਰਤੀ ਕੀ ਹੈ ਧਿਆਨ ਕਈ ਪ੍ਰਕਾਰ ਦੇ ਸੁਰਤੀਆਂ ਕਈ ਪ੍ਰਕਾਰ ਦੀਆਂ ਨੇ ਕੋਈ ਕਿਤੇ ਨੂੰ ਧਿਆਨ ਕਿਵੇਂ ਜੋੜਦਾ ਕੋਈ ਕਿਵੇਂ ਜੋੜਦਾ ਕਿਸੇ ਦੀ ਸੁਰਤੀ ਕਿਤੇ ਕਿਸੇ ਦੀ ਸੁਰਤੀ ਕਿਤੇ ਕਿਸੇ ਦੀ ਕੋਈ ਪ੍ਰਾਪਤੀ ਹੈ ਕਿਸੇ ਦੀ ਕੋਈ ਪ੍ਰਾਪਤੀ ਦੀ ਗੱਲ ਸੇਵਕ ਕਿਤੇ ਸੇਵਕ ਵੀ ਬਾਤ ਨੇ ਸੇਵਾ ਕਰਨ ਵਾਲੇ ਆਪਣੇ ਹਿਸਾਬ ਨਾਲ ਕਿਤੇ ਦਾ ਲਫ਼ਜ਼ ਆਊਗਾ ਡਿਫਰੈਂਟ ਤੁਸੀਂ ਜ਼ਿਆਦਾ ਆ ਜਾਓ ਨਾਨਕ ਅੰਤਰਾ ਨਾਨਕ ਕਹਿੰਦਾ ਇੱਥੇ ਭਗਵਾਨ ਕਿੰਨੀ ਗਿਣਤੀ ਕਰਾਂਗੇ ਜੇ ਗਿਣਤੀ ਕਰਨ ਲੱਗੇ ਕੋਈ ਅੰਤ ਨਹੀਂ ਅੰਤਨਾਂਤ ਕਹਿ ਕੇ ਗਿਣਤੀ ਤੋਂ ਫੇਰ ਕਿਆ ਪਿਛੜ ਜਾਓ ਟੂ ਦੀ ਪੁਆਇੰਟ ਆ ਜਾਓ ਗੱਲ ਆਖਰ ਇਹ ਜਨਮ ਚ ਕਰਨਾ ਕੀ ਹੈ ਸਵਾਲ ਇੰਨਾ ਹੀ ਹੈ ਸਭ ਕੋ ਨਕਸ਼ਾ ਦਿਖਾ ਕੇ ਆਖਰ ਮਸਲਾ ਇਹ ਹੈ ਵੀ ਹੁਣ ਕਰਨਾ ਕੀ ਹੈ ਅਸੀਂ ਅੰਤਨਾਂਤ ਤੇ ਕੋਈ ਅੰਤ ਨਹੀਂ ਗਿਣ ਦੀ ਲੋੜ ਨਹੀਂ ਇਹਨਾਂ ਬਾਰੇ ਜਾਣਨ ਦੀ ਲੋੜ ਨਹੀਂ ਕਿਉਂਕਿ ਨਾਨਕ ਨੇ ਕਿਉਂ ਦੱਸਿਆ ਨਾਨਕ ਨੇ ਗਿਆਨ ਪ੍ਰਚੰਡ ਦੀ ਅਵਸਥਾ 'ਚ ਤਾਂ ਦੱਸਿਆ ਤੇ ਗਿਆਨ ਪ੍ਰਚੰਡ ਦੀ ਅਵਸਥਾ ਵਾਲੇ ਨੂੰ ਸਭ ਕੋ ਦੀਦਾ ਸਾਨੂੰ ਤਾਂ ਉਹੀ ਦੱਸਿਆ ਅਸੀਂ ਤਾਂ ਤੇ ਵਿਸ਼ਵਾਸ ਹੀ ਕਰਦੇ ਜੇ ਵਿਸ਼ਵਾਸ ਕਰ ਲਈਏ ਇਹਨਾਂ ਗੱਲਾਂ ਤੇ ਫਿਰ ਗਿਆਨ ਪ੍ਰਚੰਡ ਦੀ ਅਵਸਥਾ ਜਾਣੋਗੇ ਬਦਲ ਜਾਣੀ ਸੀ ਗਿਆਨ ਪ੍ਰਚੰਡ ਜੋ ਗੱਲਾਂ ਸਾਰੀਆਂ ਸੱਚ ਹੋਣਗੀਆਂ ਜਿਹੜੀਆਂ ਹੁਣ ਦਸੀਆਂ ਨੇ ਗਿਆਨ ਖਾਣੇ ਜੋ ਸੁਣਿਆ ਗਿਆਨ ਪਰਚੰਦ ਜਾ ਕੇ ਸੱਚ ਦਾ ਦਰਸ਼ਨ ਹੋ ਉਹ ਸਚਾਈ ਦਾ ਦਰਸ਼ਨ ਹੋ ਜੈਸਾ ਸਤਗੁਰ ਸੁਣੀਦਾ ਐਸੋ ਹੀ ਮੈਂ ਇਹ ਗਿਆਨ ਪਰਚੰਦ ਜੋ ਜਿਹੜੀਆਂ ਗੱਲਾਂ ਪੂਰੀ ਮੰਨ ਲੀਆਂ ਸੀ ਜਦੋਂ ਪੂਰੀਆਂ ਹੋਣਗੀਆਂ ਉਹਦਾ ਬਿਸਮਾਦ ਹੋਊਗਾ ਉਹਨੂੰ ਬਿਸਮਾਦ ਕਰਦੇ ਉਹੀ ਵਿਸਵਾਸ ਦੀ ਅਵਸਥਾ ਇਹ ਤਾਂ ਸੱਚਾਈ ਹੋ ਗਿਆ ਅਸੀਂ ਤਾਂ ਉਹੀ ਸਮਝਦੇ ਤੇ ਸ਼ਾਇਦ ਹੋਵੇ ਪਰ ਵਿਸ਼ਵਾਸ ਕਰ ਲਿਆ ਵੀ ਚਲੋ ਚੱਲੀਏ ਦੇਖਾਂਗੇ ਰਾਹ ਨਿਕਲਦਾ ਕਿ ਨਹੀਂ ਨਿਕਲਦਾ ਉਹੀ ਸੱਚ ਹੋ ਗਿਆ